ਜਿਹੜਾ ਸਾਗਰ ਹੈ ਉੱਥੇ ਚੱਕਰ ਦੀ ਕੀ ਲੋੜ ਜਿਹਨੂੰ ਮਰਜੀ ਚਲੇ ਜਾਓ ਕਿਹੜਾ ਦੂਆ ਕਿਨਾਰਾ ਆਉਣਾ ਜਿਹਦਾ ਕਿਨਾਰਾ ਹੈ ਉਹਨੂੰ ਤੁਹਾਨੂੰ ਕਰਾਣੇ ਦੇ ਨਾਲ ਨਾਲ ਬੋਲਣਾ ਪੈਣਾ ਇਹਨਾਂ ਲਫ਼ਜ਼ਾਂ ਦੇ ਜੇ ਸਟੀਕ ਮਤਲਬ ਹੈ ਸਾਨੂੰ ਲਫ਼ਜ਼ਾਂ ਦੇ ਅਰਥਾਂ ਦਾ ਨਹੀਂ ਵਜ਼ਨ ਨਹੀਂ ਪਤਾ ਉਹਦੇ ਨਾਲ ਵੀ ਅਰਥ ਫਿਰ ਪੈਂਦੇ ਅੰਦਰ ਜਿਹੜੀ ਭੁੱਖ ਰਹਿ ਜਾਂਦੀ ਹੈ ਤਾਂ ਸਾਡੇ ਕੋਲ ਸੱਚੇ ਲਫ਼ਜ਼ਾਂ ਤੇ ਪੂਰਾ ਤੌਰ ਸਾਡੇ ਕੋਲ ਹੈ ਨਹੀਂ ਪੂਰੀ ਅਸੀਂ ਸਟੀਕ ਉਹਨਾਂ ਦਾ ਅਰਥ ਨਹੀਂ ਕਰ ਸਕਦੇ ਅੰਦਰ ਭੁੱਖ ਰਹੇ ਪੂਰਾ ਗੱਲ ਸਾਗਰ ਜਿਹੜਾ ਹੈਗਾ ਜੋ ਸੁਖ ਸਾਗਰ ਹੈ ਸਾਗਰ ਲੱਗੇ ਉਹਦੇ ਭਾਵ ਸਾਗਰ ਹੈ ਭਾਵਾ ਜਿਹਦੇ ਤੁਸੀਂ ਚੱਕਰ ਕੱਟ ਸਕਦੇ ਹੋ ਚੱਕਰ ਕੱਟਣਾ ਪਊਗਾ ਉਹਦੀ ਬਾਉਂਡਰੀ ਆ ਜਾਣੀ ਉਹਦੇ ਚੱਕਰੇ ਕੱਟਣਾ ਪੈਣਾ ਜਿਵੇਂ ਕਿਸੇ ਜਿਵੇਂ ਦੇ ਦੁਆਲੇ ਦੁਆਲੇ ਵੜਗੜ ਕੀਤੀ ਹੋਈ ਜੇੜ ਹੈ ਜੇੜ ਤੋਂ ਚੱਕਰੇ ਘਟਾਉਂਗੇ ਤੇ ਜੇੜ ਦੇ ਦੁਆਰਾ ਜੂ ਤੋ ਬੁੱਢਾ ਹੀ ਕੋ ਗਿਆ ਨਾਲ ਨਾਲ ਘਰੇ ਘਰੇ ਜਾਣ ਕੋ ਉਹਦੇ ਭਵ ਸਾਧਨ ਹੋ ਤਾਰ ਲਾਈ ਹੋਵੇ ਕਿਤੇ ਤਾਰ ਦੇ ਉੱਤੇ ਰਹਿਣ ਕੋ ਇਹ ਬਾਉਂਡਰੀ ਹੈ ਲੋਕ ਹਾਹੇ ਕਾਟੇ ਮਿਟੇ ਗਵਨ ਡਿਕਸ਼ਨਰੀਆਂ ਦੇ ਵਿਚਾਰ ਸੋਈ ਰੱਖੇ ਹਾਂ ਘਾਟੇ ਮਿਟੇ ਗਵਰ ਫਤਿਹ ਭਈ ਮਨ ਜੀਤ ਫਤਿਹ ਪਈ ਮਨ ਜਿਹੜੀ ਅਸੀਂ ਕਹਿੰਦੇ ਨਾ ਫਤਿਹ ਵਾਹਿਗੁਰੂ ਦੀ ਫਤਿਹ ਆਏ ਫਤਿਹ ਮਨ ਜੀ ਮਨ ਜਿੱਤ ਕੇ ਫਤਿਹ ਇਹ ਫਤਿਹ ਵਾਹਿਗੁਰੂ ਤੋਂ ਬਿਨਾਂ ਨਹੀਂ ਹੁੰਦੀ ਆਪਣੇ ਆਪ ਨਹੀਂ ਹੋ ਸਕਦੀ ਨਾਮ ਤੇ ਬਿਨਾਂ ਫਤਿਹ ਨਹੀਂ ਹੁੰਦੀ ਨਾਮ ਤੇ ਬਿਨਾਂ ਮਨ ਕਾਬੂ ਨਹੀਂ ਹੁੰਦਾ ਫਤਿਹ ਭਈ ਮਨ ਜੀਤ ਜਦ ਮਨ ਜਿੱਤਿਆ ਗਿਆ ਫਿਰ ਫਤਿਹ ਹੋਈ ਇੱਥੋਂ ਹੀ ਚੱਕ ਕੇ ਫਤਿਹ ਲਫ਼ਜ਼ ਉੱਥੇ ਵਰਤਿਆ ਹੋਇਆ ਦਸਮ ਪਾਸ਼ਾ ਨੇ ਫਾਹੇ ਕੱਟੇ ਵੀ ਉਹਦੇ ਕੱਟੇ ਹੋਏ ਨੇ ਖਾਣਾ ਫਾਹੇ ਕੱਟੇ ਫਾਹਾ ਕੀ ਸੀ ਉਹ ਭਗਸਾ ਕਰਨ ਵਾਲਾ ਫਾਹਾ ਹੀ ਸੀ ਮਿਟੇ ਗਵਨ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਮਿਟੇ ਗਵਨ ਕਬਰ ਚੱਕਰੇ ਉਹਦੇ ਖੂਹ ਦੇ ਵਿੱਚ ਡੱਡੂ ਹੈ ਕਿਤੋਂ ਜਾਊਗਾ ਖੂਜੇ ਰਹੂ ਤਾਂ ਜਿਹੜਾ ਮਰਜੀ ਤੁਰੀ ਫਿਰੀ ਜਾਵੇ ਖੂਜੇ ਰਹੂ ਤਾਂ ਖੂਜੇ ਖੂਹ ਕਿੰਨਾ ਚੌੜਾ ਹੋਵੇ ਆਖਰ ਤਾਂ ਖੂਜੇ ਰਹੂਗਾ ਛੱਪੜ ਹੋਊ ਛੱਪੜ ਜੇ ਰਹੂਗਾ ਆਏ ਕਾਟੇ ਆਏ ਕਾਦੇ ਕਾਟੇ ਜਿਹੜੇ ਜਜੀਰਾ ਸੀ ਔਗਲਾਂ ਦੀ ਫਾਇਏ ਸੀ ਨਾਨਕ ਔਗਲ ਜੇ ਤੜੇ ਤੇ ਤੇ ਗਲੀ ਜਜੀਰ ਇਹ ਫਾਹੇ ਫਾਹੇ ਕਾਦੇ ਜੀਰ ਕਰੋ ਕੱਟੇ ਗਏ ਜਦੋਂ ਤਾਂ ਉਹ ਨਾਲ ਮੁੱਕ ਗਿਆ ਜਿਹੜੀ ਮੋਹ ਕੀ ਫਾਂਸ ਹੈ ਇਹ ਜੰਮ ਕੀ ਜੇਵੜੀ ਹੈ ਆਹੀ ਹੈ ਇੱਕ ਮੋਹ ਫਾਂਸ ਹੁੰਦਾ ਜੰਮ ਕੀ ਫਾਂਸ ਹੁੰਦਾ ਹੀ ਭਰਮ ਦੀ ਫਾਂਸ ਕਹਿ ਲੋ ਭਰਮ ਦੀ ਗੱਲ ਪਈ ਭਰਮ ਦੀ ਫਾਂਸ ਜੰਮ ਕੀ ਜੇਵੜੀ ਜੰਮ ਕੀ ਜੇਵੜੀ ਭਰਮ ਨੂੰ ਕਹਿੰਦੇ ਜਮ ਭਰਮ ਦੇ ਲੋ ਮੋਹ ਫਾਂਸ ਸਾਡਾ ਹੁੰਦਾ ਉਹ ਫਾਂਸ ਹੈ ਉਹ ਵੀ ਫਾਂਸ ਹੈ ਉਹ ਉਹ ਫਾਂਸ ਅਸੀਂ ਆਪ ਪਾਈ ਹੈ ਇੱਥੇ ਉਹ ਉਹ ਫਾਂਸ ਅਸੀਂ ਆਪ ਪਾਈ ਹੈ ਜਬ ਕੀ ਜੇਵੜੀ ਉਹਨੇ ਪਾਈ ਪਰ ਉਹ ਫਾਂਸ ਅਹ, ਮਜ਼ਬੂਤ ਹੈ ਨੇ ਆਪ ਕੀਤੀ ਹੈ ਐਕਸੈਪਟ ਆਪ ਕੀਤੇ ਦਿੱਤੀ ਉਹਨੇ ਮੋਹ जब ਫਾਂਸ जब हम मानते वो फांस तुम हम मानते ਤੁਮ ਪ੍ਰੇਮ ਮੁਦਰਗ ਬੰਦੇ ਤਾਂ ਸਾਨੂੰ ਹੋਜ ਬਣਿਆ ਸੀ ਅਸੀਂ ਤੈਨੂੰ ਪ੍ਰੇਮ ਕਿਉਂਕਿ ਪ੍ਰੇਮ ਆਤਮਾ ਦੇ ਲੈਵਲ ਤੇ ਹੋਊਗਾ ਤੇ ਉਹਨੇ ਤੋਂ ਪਤਾ ਲੱਗ ਤੈਂ ਸਾਨੂੰ ਸਰੀਰ ਨਾਲ ਬਣਿਆ ਸੀ ਉਹ ਫਾਂਸ ਸੀ ਮਾਇਆ ਨਾਲ ਜੋੜਿਆ ਸੀ ਮਾਇਆ ਨਾਲ ਜਿਹੜਾ ਹੁੰਦਾ ਬਹੁਤ ਮਾਇਆ ਨਾਲ ਪ੍ਰੇਮ ਬਹੁਤ ਹਮ ਪ੍ਰੇਮ ਬੰਧਨ ਤੁਮ ਬੰਧ ਅਸੀਂ ਆਪਣੇ ਪ੍ਰੇਮ ਦਾ ਬੰਧਨ ਤੇਰੇ ਨਾਲ ਜੋੜ ਲਿਆ ਐ ਨਹੀਂ ਹੈਗਾ ਵੀ ਤੈਨੂੰ ਪ੍ਰੇਮ ਦੇ ਬੰਧਨ ਨਾਲ ਲਿਆ ਆਪਣੇ ਪ੍ਰੇਮ ਦੀ ਡੋਰੀ ਅੰਦਰੋਂ ਪੈਦਾ ਕਰਕੇ ਤੇਰੇ ਨਾਲ ਜੋੜ ਲਈ ਆ ਕਰਾਂਗੇ ਤੂੰ ਬੰਦੇ ਮੈਂ ਤੈਨੂੰ ਬੰਨ ਲੈਣੀ ਹੋਊਗਾ ਤੈਨੂੰ ਕਹਿੰਦੇ ਤੁਮ ਨਾਲ ਬੰਦ ਲਿਆ ਤੇਰੇ ਨਾਲ ਜੋੜ ਲਈ ਤੁਮ ਆ ਸੰਗ ਜੋੜ ਗਿਆ ਅਸੀਂ ਜੋੜੀ ਤੁਮ ਸੰਗ ਜੋੜੀ ਹੈ ਅਬਰ ਸੰਗ ਤੋੜੀ ਹੈ ਉਹ ਤਾਂ ਬੰਨਾ ਜਾ ਹੀ ਨਹੀਂ ਸਕਦਾ ਇਹ ਤਾਂ ਗਲਤ ਹੈ ਨਾ ਇਹਦੇ ਅਰਥ ਨੇ ਉਹ ਕਰ ਲੋਗੇ ਪੁੱਠੇ ਹੋ ਜਾਣਗੇ ਕਰ ਲੋਗੇ ਸਿੱਧੇ ਹੋ ਜਾਣਗੇ ਅਰਥਾਂ ਦਾ ਇੱਕਦਮ 100 ਫੀਸਦੀ ਫਰਕ ਪੈ ਪੈ ਗਿਆ ਨਾ ਫਰਕ ਅਰ ਅਰਥ ਲਫ਼ਜ਼ਾਂ ਦੇ ਹਿਸਾਬ ਨਾਲ ਇਹ ਵੀ ਠੀਕ ਕਿਤੇ ਜਾ ਕੇ ਉਹਨੂੰ ਵੀ ਬੰਦਨ ਚ ਪਾ ਹਾਂ ਅਸ ਆ ਗਲਤੀ ਨਾ ਉਹਨਾਂ ਨੇ ਭਗਤਾਂ ਨੇ ਕਿਹਾ ਸੀ ਬੰਦੇ ਹੋਬ ਹੋਬ ਉਹ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੇ ਬਾਗੇ ਹਾਂ ਆਏ ਧੜ ਲਾਉਣ ਲੱਗੇ ਇਹਨਾਂ ਹੁੰਦਾ ਸਾਰੇ ਕਮਲੇ ਸੀਗੇ ਜਿਹਨਾਂ ਨੂੰ ਮਹਾਪੁਰਸ਼ ਕਹਿੰਦੇ ਨੇ ਪਾਗਲ ਸੇ ਸਾਰੇ ਉਹ ਤੁਸੀਂ ਬਸ ਕਰ ਲ ਬਸ ਹੁਣ ਆਪ ਆਏ ਹੋ ਬਾਹਰ ਬਸ ਨਹੀਂ ਹੁੰਦਾ ਤਾਂ ਤੇ ਆਪਣਾ ਗੱਲਾਂ ਕਰਦੇ ਹੋ ਰੱਬ ਨੂੰ ਬਸ ਕਰ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਉਹ ਮਨ ਕੀਤੇ ਆਪਣਾ ਬਸ ਨਹੀਂ ਹੁੰਦਾ ਉਹ ਰੱਬ ਨੂੰ ਬਸ ਕਰਦੇ ਗੱਲਾਂ ਕਰਦੇ ਕਿੱਡੀ ਪਾਗਲਪਣ ਦੀ ਗੱਲ ਐ ਤੋਂ ਬੜਾ ਪਾਗਲਪਣ ਕੀ ਹੋਊਗਾ ਸਭ ਤੋਂ ਛੋਟੀ ਤਾਕਤ ਬਰ ਜਿਹਦੇ ਕੋਲ ਵੀ ਵਾਸਤੇ ਮਨ ਤੇ ਵਾਸਤੇ ਕੁਝ ਦੋਹਰੇ ਦੇ ਵਾਸਤੇ ਕੁਝ ਨਹੀਂ ਚਿੱਤ ਬਰ ਰਲ ਕੇ ਨਹੀਂ ਦੋਹਰੇ ਦੇ ਵਾਸਤੇ ਕੁਝ ਇਕੱਲੇ ਦੇ ਦਾ ਕੀ ਹੋਣਾ ਇਹਦੇ ਕੁਝ ਨਹੀਂ ਵਾਸਤੇ ਟੱਪੜਾ ਨੱਠਣ ਇਹਦੇ ਵਾਸਤੇ ਹੈ ਉਹ ਫਿਰ ਸ਼ਬਦ ਵਿੱਚ ਜਾਣ ਨੂੰ ਗਿਆ ਵੀ ਇੰਨੇ ਸਾਰੇ ਕੰਮ ਬੁੱਧੀ ਜਾਂ ਦੋਸੇ ਹਾਰ ਮੰਨ ਜੀ ਵੀ ਤੈਨੂੰ ਫੇਰ ਪੜਾ ਕੇ ਦੇਖ ਦੇ ਤੈਨੂੰ ਫੇਰ ਸੁਣਾ ਕੇ ਦੇਖ ਬਸ ਕਿ ਨਹੀਂ ਆਇਆ ਤੂੰ ਟਿੱਕੇ ਨਹੀਂ ਬੈਠਿਆ ਉਹ ਠੀਕ ਹੈ ਜਾਣੇ ਨੂੰ ਕਹਿੰਦੇ ਸਾਰੀਆਂ ਗੱਲਾਂ ਸਮਝਾ ਲਈਆਂ ਟਿੱਕੇ ਨਹੀਂ ਬੈਠਿਆ ਇਹ ਹੱਥ ਨਹੀਂ ਛੱਡੀ ਆਹੀ ਕਿਹਾ ਤੇ ਹੋਰ ਕੀ ਕਿਹਾ ਬਚਦਾ ਤੇਰੇ ਕੋਈ ਨਹੀਂ ਉਹ ਜਿਹਦਾ ਬਸ ਨਹੀਂ ਕੋਈ ਨਹੀਂ ਬਸ ਟਿੱਕੇ ਨਹੀਂ ਬੈਠਿਆ ਟਿੱਕੇ ਨਹੀਂ ਬੈਠਿਆ ਠੀਕ ਹੈ ਟਿੱਕੇ ਬੈਠਣ ਲਾਜ ਕਰਦੇ ਸੀ ਟਿੱਕੇ ਬੈਠਣ ਦਾ ਲਾਜ ਕਰਦੇ ਤੇ ਮਨ ਨੂੰ ਟਿਕਾਉਣ ਦਾ ਠੀਕ ਹੈ ਤੂੰ ਹੈ ਨਹੀਂ ਜਿਵੇਂ ਅਸੀਂ ਚਾਹੁੰਦੇ ਆ ਤੂੰ ਵੀ ਚੱਲੇ ਪਰ ਇਹ ਬਸ ਜੁਲੇ ਮਾਂ-ਬਾਪ ਗੁਰਦਾਰੇ ਬੈਠੇ ਨੂੰ ਕਹਿੰਦੇ ਬੱਚਾ ਵੀ ਟਿਕ ਕੇ ਬੈਠੇ ਬੋਲੇ ਨਾ ਇਹ ਵੀ ਸੁਣੇ ਨਹੀਂ ਸੁਣਦਾ ਕੰਮ ਸੇ ਕਮ ਬੈਠੇ ਡਿਸਟਰਬ ਨਾ ਕਰੇ ਨਾ ਸਾਨੂੰ ਕਰੇ ਨਾ ਕਿਸੇ ਹੋਰ ਨੂੰ ਕਰੇ ਪਰ ਬੱਚੇ ਦੀ ਆਪਣਾ ਇੰਟਰਸਟ ਹੈ ਸਾਡਾ ਆਪਣਾ ਇੰਟਰਸਟ ਇਸ ਕਰਕੇ ਮਨ ਦਾ ਇੰਟਰਸਟ ਹੋਰ ਹੈ ਇਸ ਕਰਕੇ ਜਿਹੜੇ ਬਹੁਤ ਧਰਮ ਉਹਨਾਂ ਵਿੱਚ ਬੱਚਿਆਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਕਥਾ ਦੇ ਵਿੱਚ ਬੱਚਿਆਂ ਨੂੰ ਸਾਡੇ ਸਾਡੇ ਵੀ ਸੀ ਲੈ ਕੇ ਜਾਂਦੇ ਸਾਡੇ ਤਾਂ ਈਵਨ ਆਦਮੀਆਂ ਤੋਂ ਬਿਨਾਂ ਕਿਸੇ ਨੂੰ ਅਖਤਿਆਰ ਨਹੀਂ ਸੀ ਗੁਰੂ ਘਰ ਦੇ ਔਰ ਤਾਂ ਬਿਲਕੁਲ ਸੰਗਤ ਵਿੱਚ ਨਹੀਂ ਸੀ ਬੁਲਾਇਆ ਜਾਂਦਾ ਕੋਈ ਰਿਕਾਰਡ ਨਹੀਂ ਸਾਡੇ ਕੋਲ ਕਿ ਔਰਤਾਂ ਸੰਗਤ ਜਾਂਦੀਆਂ ਨੇ ਜਾਂ ਔਰਤਾਂ ਨਾਲ ਸਿੱਖੀ ਜੁੜੀ ਹੋਈ ਹੈ ਜਿਹੜੇ ਰਿਕਾਰਡ ਹੈ ਬੰਦਾ ਸਿੱਖ ਹੈ ਇਹ ਪਿੰਡ ਦੇ ਸਾਡਾ ਸਿੱਖ ਹੈ ਇੱਕ ਸਾਡੀ ਸਿੱਖਣੀ ਕਿਤੇ ਨਹੀਂ ਆਇਆ ਸਿੱਖਣੀ ਹੁੰਦੀ ਉਹ ਘਰ ਵਾਲੇ ਦੀ ਗੁਰੂ ਦੀ ਕਬੀਲ ਹੁਣ ਤੇ ਜੁੜਿਆ ਹੈ ਸਿੱਖਣੀ ਕਿਆ ਸਿੱਖੀ ਸਿੱਖਣੀ ਘਰ ਵਾਲੇ ਦੀ ਹੁੰਦੀ ਮੇਰੀ ਸਿੱਖਣੀ ਤੇਰੀ ਸਿੱਖਣੀ ਕਹਿੰਦੇ ਨਹੀਂ ਕਿਵੇਂ ਕਹਿੰਦਾ ਜੀ ਗੁਰੂ ਉੱਪਰ ਦਿਖਾਉਂਦਾ ਕਿਵੇਂ ਕਹਿੰਦਾ ਤੂੰ ਮੇਰੀ ਸਿੱਖੀ ਕਿਉਂ ਕਹਿੰਦੇ ਰਹੇ ਹੁਣ ਤੱਕ ਹੁਣ ਵੀ ਕਿਉਂ ਕਹਿੰਦੇ ਤੁਸੀਂ ਅਕਲ ਵਾਲਾ ਖਾਣਾ ਬਿਲਕੁਲ ਬੰਦਾ ਹੈ ਨਾਲੇ ਕਿਤੇ ਵੀ ਇੱਕ ਦੋ ਯਾਰ ਡਿਸਟਰਬ ਹੋ ਜਾਂਦਾ ਸਾਰਾ ਮਾਹੌਲ ਡਿਸਟਰਬ ਹੋ ਜਾਂਦਾ ਪਹਿਲੀ ਦਾ ਗੱਲ ਗੁਰਦੁਆਰੇ 'ਚ ਕੁਛ ਹੀ ਨਹੀਂ ਸਾਡੇ ਸੰਗਤ ਦੇ ਵਿੱਚ ਸੋਲਡਰ ਕਰ ਲੂ ਹੈ ਕੁਛ ਨਹੀਂ ਜਿਹੜਾ ਕੀਰਤਨ ਹੁੰਦਾ ਉਹਦੇ ਵੀ 90% ਬਾਣੀ ਗਲਤ ਪੜਦੇ ਨੇ ਕੋਈ ਸ਼ਬਦ ਇੱਕ ਵੀ ਮੈਂ ਅੱਜ ਤੇ ਨਹੀਂ ਸੁਣਿਆ ਜਿਹੜਾ ਸ਼ੁੱਧ ਪੜਿਆ ਹੋਵੇ ਉਹਨਾਂ ਨੂੰ ਜੇ ਹੋਰ ਕੁਝ ਨਹੀਂ ਤਾਂ ਉਹਨਾਂ ਨੂੰ ਵਿਸ਼ਰਾਮ ਦਾ ਨਹੀਂ ਪਤਾ ਪੜਨ ਵੇਲੇ ਵਿਸ਼ਰਾਮ ਦਾ ਨਹੀਂ ਪਤਾ ਕਿੱਥੇ ਉਹਦੇ ਨਾਲ ਵੀ ਅਰਥਾਂ ਦਾ ਫਰਕ ਪੈ ਜੂਗਾ ਅਰਥ ਬੋਧ ਕਿਸੇ ਨੂੰ ਬਿਲਕੁਲ ਨਹੀਂ ਅਰਥ ਬੋਧ ਨਹੀਂ ਹੁੰਦਾ ਫਿਰ ਵਿਸ਼ਰਾਮ ਕਿੱਥੇ ਲਾ ਲੂ ਫਿਰ ਤਾਂ ਰੋਲੇ ਹੀ ਆਹੀ ਹੈ ਆਹੇ ਭਰਮੇ ਬਸ ਵਧੀਆ ਹੈ ਆਹੀ ਸ਼ਬਦ ਇਹਦੇ ਯਾਰ ਜਿਵੇਂ ਮਰਜ਼ੀ ਕਰ ਹਾਂਜੀ ਆਹੇ ਕਾਟੇ ਮਿਟੇ ਗਵਨ ਫਤੇ ਭਈ ਮਨ ਜੀ ਫਤੇ ਭਈ ਮਨ ਜੀ ਫਤੇ ਤਾ ਭਈ ਪਰ ਜਦੋਂ ਜਿੱਤਿਆ ਜਦੋਂ ਫਤੇ ਕੀ ਹੁੰਦੀ ਅਸਲ ਜੇ ਲੜਾਈ ਮੁੱਕ ਗਈ ਜਾਂ ਲੜਾਈ ਖਤਮ ਹੋ ਜਾਣਾ ਫਿਰ ਫਤਿਹ ਹੋ ਜਾਣਾ ਇੱਕ ਤਰ੍ਹਾਂ ਦੇ ਹਾਰ ਮੰਨ ਸਰੈਂਡਰ ਕਰਤਾ ਲੜਾਈ ਖਤਮ ਹੋ ਗਈ ਲੜਾਈ ਖਤਮ ਹੋਈ ਤੇ ਫਤਿਹ ਹੁੰਦੀ ਹੈ ਹਾਂ ਜਿੱਤਣ ਦਾ ਡੰਕਾ ਵੱਜ ਗਿਆ ਫਤਿਹ ਹੋ ਗਈ ਹਾਂ ਜਿਹੜੇ ਜਿੱਤਿਆ ਉਹ ਦੀ ਫਤਿਹ ਹੋ ਗਈ ਅਸਲ ਤੇ ਹਾਰਿਆ ਕੋਈ ਨਹੀਂ ਇੱਥੇ ਦੋ ਹਾਲੀ ਫਤਿਹ ਹੋਈ ਆ ਉਹਨੇ ਹਾਰਾਂ ਦਾ ਸਵਾਲ ਨਹੀਂ ਆਇਆ ਨਾ ਨਾ ਨਾ ਜਿੱਤੇ ਹਾਂ ਜਿੱਤੇ ਮਨ ਤੇ ਵੀ ਜਦੋਂ ਹੀ ਆਇਆ ਅਸਲ ਜਿੰਨਾ ਚਿਰ ਮਨ ਜਿੱਦਾ ਰਿਹਾ ਹਾਰੇ ਹੁੰਦੀ ਰਹੀ ਹੈ ਮਨ ਦੀ ਬਾਜੀ ਤਾਂ ਦੋਹਾਂ ਨਹੀਂ ਜਿੱਤਣੀ ਸੀ ਇਹ ਬਾਜੀ ਇਹਨਾਂ ਦੀ ਲੜਾਈ ਨਹੀਂ ਸੀ ਜਿੱਤਣ ਦੀ ਲੜਾਈ ਦੋਏ ਦੇ ਲੜਾਈ ਦਾ ਹੋਰ ਸੀ ਲੜਾਈ ਹੋਰ ਕਿਸੇ ਨਾਲ ਸੀ ਲੜਾਈ ਸੀ ਭਰਮ ਦੇ ਨਾਲ ਲੜਦੇ ਰਹੇ ਆਪ ਆਏ ਕਾਟੇ ਬਿਟੇ ਗਵਰੂ ਲੜਾਈ ਤਾਂ ਇਸ ਗੱਲ ਦੀ ਸੀ ਗਵਰਨਮੈਂਟ ਜਿਵੇਂ ਬਾਇਆ ਕੱਟੇ ਦੋਹਾਂ ਦੀ ਇਕੱਠੀ ਲੜਾਈ ਵਿਚਾਰੇ ਨਹੀਂ ਅੱਜ ਦੋਏ ਹੈ ਇੱਕ ਵਿੱਚ ਦੋਹਾਂ ਦੀ ਲੜਾਈ ਤੇ ਸਾਂਝੀ ਹੋਈ ਇਕੱਠੀ ਉਹਦੀ ਲੜਾਈ ਤਾਂ ਇੱਕ ਸੀ ਬੰਦੇ ਦੇ ਹਾਲ ਨਾਲ ਹੀ ਜਿੱਤ ਹੈ ਬੰਦੀ ਦੀ ਕਿਉਂ ਕਿਉਂ ਜਿੱਤਾ ਮਨ ਕਿਉਂ ਨਹੀਂ ਸੀ ਹਾਰ ਬੰਦਾ ਸਵਾਲ ਹੈ ਜਿਹੜੀ ਗੱਲੋਂ ਹਾਰ ਨਹੀਂ ਸੀ ਬੰਦਾ ਉਹ ਸੀ ਇਹਦੀਆਂ ਇੱਛਾਵਾਂ ਇਹ ਛੱਡਦਾ ਨਹੀਂ ਸੀ ਪੂਰੀਆਂ ਹੁੰਦੀਆਂ ਨਹੀਂ ਸੀ ਸਮਾਂ ਚੱਲਿਆ ਜਾਂਦਾ ਸੀ ਜ਼ਿੰਦਗੀ ਲੰਘ ਜਾਂਦੀ ਸੀ ਅਗਲਾ ਜਨ ਫੇਰ ਆ ਜਾਂਦਾ ਉਹੀ ਲੜਾਈ ਫੇਰ ਸੂਟ ਖੜੀ ਹੋ ਜਾਂਦੀ ਸੀ ਇੱਛਾਵਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਸੀ ਇਹ ਜਿੱਦ ਛੱਡਦਾ ਨਹੀਂ ਸੰਸਾਰੀ ਇੱਛਾ ਹੁਣ ਇਹਨੇ ਸੰਸਾਰੀ ਇੱਛਾਵਾਂ ਹੀ ਛੱਡਤੀ ਬਿਨਾਂ ਮੈਂ ਆਪਣੀਆਂ ਇੱਛਾਵਾਂ ਛੱਡੀਆਂ ਲੜਾਈ ਮੁੱਕ ਗਈ ਅਸਲੀ ਲੜਾਈ ਤਾਂ ਭਰਮ ਦੀ ਸੀ ਭਰਮ ਕੱਟਣ ਦੀ ਸੀ ਕਬਰ ਆਉਣ ਜਾਣ ਕੱਟਣ ਦੀ ਸੀ ਪਰ ਉਹ ਕਟਿਆ ਜਦ ਗਿਆ ਜਦ ਮਨ ਮੰਨ ਗਿਆ ਵੀ ਮੈਂ ਪਿਛਾਵਾਂ ਛੱਡੀਆਂ ਪਿਛਾਵਾਂ ਛੱਡਦੀ ਸਾਰੇ ਪੂਰੀਆਂ ਵੀ ਹੋ ਗਈ ਸਾਰੀ ਕਹਿੰਦੇ ਤੂੰ ਇੱਛਾਵਾਂ ਛੱਡਦੇ ਸਾਰੀਆਂ ਪੂਰੀਆਂ ਹੋ ਜਾਣਗੀਆਂ ਪੂਰੀਆਂ ਹੋ ਜਾਣਗੀਆਂ ਸਭ ਇਛਾ ਪੂਰੀਆਂ ਪਹਿਲਾਂ ਤਾਂ ਕਦੇ ਹੋਈਆਂ ਨਹੀਂ ਦੋਏ ਜਿੱਤ ਦੋਹਾਂ ਦੀ ਹੋ ਗਈ ਉਹਦੀਆਂ ਇਛਾਵਾਂ ਵੀ ਪੂਰੀਆਂ ਹੋ ਗਈਆਂ ਸੰਸਾਰੀ ਫਾਹੇ ਵੀ ਕੱਟੇ ਗਏ ਸਭ ਕੁਝ ਹੋ ਆਪਣੇ ਅਕਲ ਨਾਲ ਕੁਝ ਨਹੀਂ ਸੀ ਹੋ ਰਿਹਾ ਪਹਿਲਾਂ ਜਿਹੜੀ ਲੜਾਈ ਸੀ ਬੰਦੀ ਆਪਣੀ ਅਕਲ ਦੀ ਸੀ ਸੰਸਾਰੀ ਅਕਲ ਦੀ ਇਛਾਵਾਂ ਪੂਰੀਆਂ ਕਰਨ ਇੱਥੇ ਕੋਈ ਕਹਿੰਦਾ ਦੁਰਮਤ ਭੰਡਾ ਫੁੱਟਾ ਆਪਣੀ ਮਤ ਜਿਹੜੀ ਸੀ ਸੰਸਾਰੀ ਮਤ ਸੀ ਨਹੀਂ ਹੋਈ ਉਹਦਾ ਭਾਂਡਾ ਫੁੱਟ ਗਿਆ ਵੀ ਇਹ ਕਾਰਨ ਸੀ ਕਾਮਨਾ ਵਰ ਪੂਰੀ ਮਤਲਬ ਹੈ ਪੂਰੀ ਕਰਾਉਣ ਦੀ ਠੇਕੇਦਾਰ ਵਰਤ ਦੀ ਜ਼ਰੂਰਤ ਬਰੋ ਕਾਬਲੋਂ ਦਾ ਤਿਆਗਣ ਦੀ ਨਹੀਂ ਸੀ ਗੱਲ ਕਰਦੀ ਕਰੋ ਜਿਹੜੀ ਮਨੋ ਕਾਮਨਾ ਤਿਆਗਣ ਦੀ ਨਹੀਂ ਸੀ ਗੱਲ ਕਰਦੀ ਅਸਲ ਚ ਫਸਾਉਣ ਵਾਲੀ ਬਤ ਸੀ ਮਨੋ ਕਾਮਨਾ ਪੂਰੀ ਰਹੀ ਨਹੀਂ ਤੇਰਾ ਘੜਾ ਛੁੱਟਣਾ ਦੁਰਮਤ ਦਾ ਹੀ ਪਾਣਾ ਫੁੱਟਿਆ ਵੀ ਦੁਰਮਤ ਫਸਾਉਣ ਵਾਲੀ ਮਤ ਹੈ ਜਿਹਨੇ ਪੈਦਾ ਕੀਤੀ ਹੈ ਤੁਹਾਨੂੰ ਛਡਾਉਣ ਵਾਸਤੇ ਨਹੀਂ ਪੈਦਾ ਕੀਤੀ ਫਸੂਣ ਵਾਸਤੇ ਪੈਦਾ ਕੀਤੀ ਉਹ ਕਿਵੇਂ ਪਤਾ ਲੱਗਿਆ ਹਰਨਾ ਬਾਜਾਂ ਤੇ ਸਿੱਖਦਾਰਾਂ ਸਿੱਖਦਾਰਾਂ ਸਿੱਖਦਾਰ ਕੌਣ ਨੇ ਸਾਖਤ ਸਾਖਤ ਨੂੰ ਸਿੱਖਦਾਰ ਕਿਹਾ ਹੋਇਆ ਤਿੰਨਾ ਪੜਿਆ ਲੋ ਗਿਆਨ ਹਾਸਲ ਕਰ ਲਿਆ ਮਨਮਤ ਬਣਾ ਲਈ ਆਹੀ ਲੱਗੀ ਜਾਤ ਭਾਂ ਰੱਗੇ ਰਹੀ ਆ ਆਕਰਤੀ ਮਤ ਸੀ ਇਹਦਾ ਨਾਮ ਸੀ ਦੁਰਵਤ ਦੁਰਵਤ ਇਹਦਾ ਨਾਮ ਤਾਲੇ ਦੁਰਵਤ ਦੁਰਮਤ ਸਾਰੀਆਂ ਨਾਲੋਂ ਮਤਾਂ ਦਾ ਨਾਮ ਦੁਰਮਤ ਵਰਕੀਆਂ ਜਿਹੜੀਆਂ ਬਤੜੀਆਂ ਨੇ ਦੁਰਮਤ ਹੈ ਉਹ ਇਹਨੇ ਆਪਣੇ ਮੂਲ ਨਾਲ ਨਹੀਂ ਜੋੜ ਦਿੰਦੀ ਮਾਇਆ ਨਾਲ ਜੋੜ ਕੇ ਰੱਖਦੀ ਹੈ ਇਹਦੇ ਮੂਲ ਨੂੰ ਦੂਰੀ ਬਣਾਈ ਰੱਖਦੀ ਆਪਣੇ ਆਪੇ ਤੋਂ ਦੂਰ ਰੱਖਦੀ ਹੈ ਇਹਨੂੰ ਆਵੇਂ ਮਾਇਆ ਨਾਲ ਜੋੜ ਕੇ ਰੱਖੇ ਬਸ ਹੋ ਜਾਂਦਾ ਸਰੀਰ ਨਾਲ ਜੋੜ ਕੇ ਰੱਖਦੀ ਹੈ ਸਰੀਰ ਦੀਆਂ ਲੋੜਾਂ ਮਗਰ ਭਜਾਉਂਦੀ ਹੈ ਆਪਣੀ ਲੋੜ ਮਗਰ ਨਹੀਂ ਭਜਣ ਦਿੰਦੀ ਹੈ ਆਪਣੀ ਲੋੜ ਦੀ ਹੋ ਆਤਮਕ ਜਿਹੜੀ ਭੁੱਖ ਹੈ ਉਹਦੀ ਪੂਰਤੀ ਦੀ ਬੱਤਿਆ ਧਿਆਨ ਨਹੀਂ ਜਾਣਦਾ ਆਤਮ ਰਸ ਬਲੂਏ ਜਾਵੇ ਹੀ ਨਾ ਟਹਿਲ ਨਾ ਬਣੇ ਸੰਸਾਰੀ ਰਸਨ ਬਲੇ ਲੱਗਿਆ ਰਹੇ ਇਹਦੀ ਮੱਤ ਦੀ ਮਤਲਬ ਹੈ ਸਿੱਖਿਆ ਜਦ ਇਹ ਹੀ ਸਿੱਖਿਆ ਲੈਣੀ ਹੈ ਉਹੀ ਸਿੱਖਿਆ ਸਾਡੇ ਦਿਲ ਲੱਗੇ ਜਦ ਤੇ ਸਾਧ ਆਏ ਨੇ ਆ ਸਾਧ ਮਤ ਹੈ ਜਿਹੜੀ ਸਾਡੇ ਸੰਤ ਮਤ ਇਹੀ ਹੈ ਜਿਹੜਾ ਪ੍ਰਚਾਰ ਹੋ ਰਿਹਾ ਇਹ ਸੰਤ ਮਤ ਹੈ ਸੰਤ ਸਮੂਹ ਅਨੇਕ ਮਤੀ ਇਹ ਉਹ ਸੰਤਾਂ ਦੀ ਮਤ ਹੈ ਜਿਹਨਾਂ ਨੂੰ ਗੁਰਦੁਆਰੇ ਦੇ ਦਿੱਤੇ ਨੇ ਜਿਹੜੀ ਹੁਣ ਚੱਲਦੀ ਹੈ ਅਕਾਲੀਆਂ ਨੂੰ ਤਾਂ ਵੱਧ ਬਾਰੇ ਕੋਈ ਗਾਰੰਟੀ ਨਾਲੇ ਇਹਨਾਂ ਨੇ ਵਕਤ ਤੇ ਲੈਣਾ ਕੀ ਹੈ ਇਹਨਾਂ ਨੇ ਸਾਜ ਜ਼ਰੂਰ ਕੱਢੇ ਨੇ ਗੁਰਦੁਆਰੇ ਪਰ ਗੋਲ ਵਾਸਤੇ ਕੱਢੇ ਸੀ ਮਤ ਵਾਸਤੇ ਨਹੀਂ ਕੱਢੇ ਮਤ ਵਾਸਤੇ ਕੱਢਦੇ ਤਾਂ ਆਪ ਲੈ ਲੈਂਦੇ ਪਹਿਲਾਂ ਇਹ ਮਤ ਦੀ ਲੜਾਈ ਲੜਦੇ ਗੋਲਕ ਦੀ ਲੜਾਈ ਇਹਨਾਂ ਨੇ ਸ਼ੁਰੂ ਤੋਂ ਲੜੀ ਹੋਈ ਅਸਲ ਗੋਲਕ ਦੇ ਨੇ ਮਤ ਦੀ ਲੜਾਈ ਲੜੀ ਗੁਰੂ ਗੋਲਕ ਦੀ ਲੜਾਈ ਲੜੀ ਜੇ ਗੋਲਕ ਦੀ ਲੜਾਈ ਲੜਦੇ ਤਾਂ ਬੱਦਰ ਖੋਦੇ ਆ ਮਾਂ ਦੀ ਲੜਾਈ ਵੀ ਗੋਲਕ ਦੀ ਲੜਾਈ ਆ ਹਾਂ ਗੋਲਕ ਦੀ ਲੜਾਈ ਮਾਂ ਦੀ ਲੜਾਈ ਵੀ ਗੋਲਕ ਦੀ ਲੜਾਈ ਆ ਪਾਣੀ ਹੀ ਵੇਦ ਹੋ ਗਿਆ ਆਈ ਹੀ ਵੇਦ ਆ ਸਾਰੇ ਵੇਦ ਨੇ ਗੋਲਕ ਦੀ ਲੜਾਈ ਆ ਇਹ ਗੋਲਕ ਦੀ ਲੜਾਈ ਲੜਦੇ ਨੇ ਗੁਰਮਤ ਦੀ ਮਤ ਦੀ ਲੜਾਈ ਨਹੀਂ ਲੜਦੇ ਮਤ ਦੀ ਲੜਾਈ ਗੁਰੂ ਘਰ ਨੇ ਲੜੀ ਆ ਭਗਤਾਂ ਨੇ ਲੜੀ ਜਿਹੜਾ ਮਤ ਦੀ ਲੜਾਈ ਲੜੂਗਾ ਉਹ ਗੋਲਕ ਦੀ ਲੜਾਈ ਨਹੀਂ ਲੜਦਾ ਜਿਹੜਾ ਗੋਲਕ ਦੀ ਲੜੂਗਾ ਮਤ ਦੀ ਇੱਕ ਲੜਾਈ ਮਾਇਆ ਦੀ ਹੈ ਕਿਆ ਗੋਲਕ ਦੇ ਤੋਂ ਕਹਿੰਦੇ ਜਿਹੜਾ ਮਾਇਆ ਦੀ ਲੜਾਈ ਲੜੂਗਾ ਉਹ ਸੱਚ ਦੀ ਲੜਾਈ ਮਾਇਆ ਝੂਠ ਹੈ ਝੂਠੀ ਮਾਇਆ ਮਾਇਆ ਦੀ ਲੜਾਈ ਝੂਠੀ ਲੜਾਈ ਹੈ ਸੱਚ ਦੀ ਲੜਾਈ ਸੱਚੀ ਲੜਾਈ ਦੋਇਆ ਡੱਡ ਨੇ ਝੂਠ ਹਰ ਸੱਚ ਦੋ ਲੜਾਈਆਂ ਇਕੱਠੀਆਂ ਕਦੇ ਲੜੀਆਂ ਜਾ ਸਕਦੀਆਂ ਕਿਸੇ ਲੜੀ ਲੜੀ ਜਦ ਦੋ ਲੜਾਈਆਂ ਇਕੱਠੀਆਂ ਲੜਨੀਆਂ ਪੈਂਦੀਆਂ ਨਾ ਫਿਰ ਉਹ ਜੰਗ ਚ ਲੜੀਆਂ ਪੈਂਦੀ ਜਾਂ ਦੋ ਲੜਾਈਆਂ ਇਕੱਠੀਆਂ ਹੁੰਦੀਆਂ ਨੇ ਫਿਰ ਤਲਵਾਰਾਂ ਨਾਲ ਲੜ ਹੁੰਦੀ ਹੈ ਤੇ ਵਿਚਾਰ ਦਾ ਨਾਲ ਵੀ ਲੜ ਹੁੰਦੀ ਤੇ ਝੂਠਾ ਸੱਚ ਕਰਾਉਂਦੇ ਨਹੀਂ ਜਾਂ ਫਿਰ ਤਲਵਾਰਾਂ ਨਾਲ ਹੁੰਦੇ ਨੇ ਝੂਠ ਇੱਕ ਪਾਸੇ ਹੁੰਦਾ ਸੱਚ ਇੱਕ ਪਾਸੇ ਹੁੰਦਾ ਨਾਨਕ ਵੀ ਵਾਰਾਂ ਨਾਲ ਲੜਦਾ ਹੈ ਗੁਰਬਾਣੀ ਵੀ ਵਾਰਾਂ ਨੇ ਬਾਈ ਪਰ ਸਿਰਫ ਮਤ ਦੀ ਲੜਾਈ ਹੈ ਜੇ ਦੋਏ ਇਕੱਠੇ ਹੋ ਜਾਣ ਫਿਰ ਤਲਵਾਰਾਂ ਜਾ ਜਾਂਦੀਆਂ ਫਿਰ ਮਦਦ ਜਾ ਜਾਂਦੀ ਹੈ ਲੜਾਈ ਪਰ ਸੱਚ ਜਿੱਤ ਕੇ ਲੜਾਈ ਜਿੱਤ ਕੇ ਵੀ ਲੜਾਈ ਕਬਜ਼ਾ ਨਹੀਂ ਕਰਦਾ ਬਾਈ ਧਾਰਕ ਨੂੰ ਹਰਾ ਕੇ ਪੌਂਡਾ ਸਾਹਿਬ ਦੱਸੋ ਪਾਸ਼ਾ ਨੇ ਕਿਸੇ ਦੇ ਕਬਜ਼ਾ ਨਹੀਂ ਕੀਤਾ ਸੋ ਛੱਡ ਕੇ ਆ ਗਏ ਹੋਏ ਆ ਹੀ ਜਾਂਦੇ ਕਬਜ਼ਾ ਕਰਨ ਤੇ ਆ ਗਏ ਭੀਮ ਉਤਰੇ ਸੀ ਲੜਦਾ ਰਾਜਧਾਨੀ ਤਾਂ ਖਾਲੀ ਪਈ ਸੀ ਇਹਦੇ ਕਲੇ ਦੇ ਕਬਜ਼ਾ ਕਰ ਲਿਆ ਖਜ਼ਾਨਾ ਉੱਥੇ ਸੀ ਸਭ ਉੱਥੇ ਸੀ ਇੱਕ ਇੱਕ ਕਰਕੇ ਸਾਰਿਆਂ ਤੇ ਕਬਜ਼ਾ ਕਰ ਲੈਂਦੇ ਜੇ ਚੁੰਦੇ ਲੜਾਈ ਹੋਣੀ ਸੀ ਸ਼ੁਰੂ ਤੇ ਹੀ ਸਾਬਤੇ ਕਰ ਰਹੇ ਸੀ ਉਹ ਛੇਵੇਂ ਪਾਸ਼ਾ ਜਦ ਆਪਣੇ ਘੋੜੇ ਖੋਜਾਂ ਜਿਹੜੇ ਤਲਵਾਰ ਆਈਆਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਵੀ ਹੁਣ ਗੱਦੀ ਨੂੰ ਖਤਰਾ ਸਰਕਾਰ ਨੂੰ ਖਤਰਾ ਹੈ ਇਹਦੇ ਤੇ ਪੈੜ ਦੇ ਇਹ ਹਰ ਵਕਤ ਕੋਸ਼ਿਸ਼ ਰਹੀ ਸੀ ਇਹ ਗੁਰੂ ਘਰ ਵਿਸ਼ਵਾਸ ਨਹੀਂ ਦਵਾ ਸਕਿਆ ਜਾਂ ਮਨ ਦੇ ਵਿੱਚ ਗੁਰੂ ਹੋ ਗਈ ਇਹਨੇ ਵਿਸ਼ਵਾਸ ਨਹੀਂ ਦਵਾ ਸਕਿਆ ਇਸ ਗੱਲ ਦਾ ਜਦੋਂ ਕੋਈ ਐਨੇ ਮਤਲਬ ਕਿ ਵੀ ਪ੍ਰੂਫ ਦਿੱਤੇ ਵੀ ਕਿਤੇ ਕਬਜ਼ੇ ਕਿਤੇ ਚਾਰ ਲੜਾਈਆਂ ਜਿੱਤੀਆਂ ਜਿਹੜੇ ਰਾਜੇ ਰਜਾ ਕਰਾ ਹੈ ਕੰਨ ਦੇ ਕੱਚੇ ਰਾਜੇ ਕੰਨ ਕੱਚੇ ਪਬਲਿਕ ਨਾਲ ਤਾਂ ਸੰਪਰਕ ਨਹੀਂ ਰਹਿੰਦਾ ਦੋ ਚਾਰ ਆਦਮੀ ਜਾ ਸਕਦੇ ਨੇ ਨਾ ਕੋ ਬਾਕੀ ਜਾ ਨਹੀਂ ਸਕਦੇ ਇੰਟੈਲੀਜੈਂਸੀ ਜੋ ਇਹਨਾਂ ਦੀ ਜੋ ਉਹਨੇ ਕਹਿਤਾ ਰਿਪੋਰਟਾਂ ਕੇ ਦੇਤੀਆਂ ਉਹਨਾਂ ਦੇ ਆਧਾਰ ਤੇ ਹੀ ਕਾਰਵਾਈ ਕਰਦੀ ਇੰਟੈਲੀਜੈਂਸੀ ਵੀ ਨਹੀਂ ਸੀ ਹੁੰਦੀ ਅੱਗੇ ਉਹ ਨਹੀਂ ਆਪਰੋ ਕੋਈ ਬੰਦੇ ਹੁੰਦੇ ਤੇ ਡਾਊਟ ਜੋ ਕਹਿ ਲੋ ਆਹ ਡਾਊਟ ਇੰਟੈਲੀਜੈਂਸੀ ਦੀ ਉਸ ਟਾਈਮ ਦੀ ਰੰਗਰੇਜ ਬਿਠਾ ਹੈਗਾ ਉਹ ਬੈਠਾ ਹੈ ਦੱਖਣ ਚ ਜੀ ਜਿਵੇਂ ਚੰਦੂ ਉਹ ਚੰਦੂ ਕੰਦੇ ਦੀ ਗੱਲ ਤੇ ਇਤਵਾਰ ਕਰ ਰਹੇ ਨੇ ਰਾਜਾ ਕੰਦੀ ਚੰਦੂ ਦੀ ਗੱਲ ਤੇ ਇਤਵਾਰ ਕਰ ਰਿਹਾ ਹਾਂ ਚੰਦੂ ਹੋਰ ਵੀ ਦੇ ਵਿੱਚ ਹੋਰ ਵੀ ਵਿੱਚ ਜਿਹੜੇ ਚਾਰ ਵਾ ਉਹਨਾਂ 2000 ਬੰਦੇ ਵੀ ਦੇ ਨਾਲ ਆਏ ਆੜੋ ਦੇ ਰਾਜ ਕਰੋ ਇੱਕ ਰਾਜੇ ਦੀ ਮਤਲਬ ਇਹ ਆਮ ਹਰ ਰਾਜੇ ਦੀ ਹੋ ਹਰ ਰਾਜੇ ਦੀ ਰਾਜ ਕਰਤੀ ਥਿਉਰੀ ਇਹ ਹੈ ਵੀ ਨਾ ਪੜ ਕੇ ਲੋੜ ਹੈ ਹਰ ਰਾਜੇ ਦੀ ਲੱਗਦਾ ਅਗਲਾ ਯੂਨੀਅਨ ਬਾੜ ਦਿੰਦੇ ਨੇ ਮਾਰਕੀ ਦੀ ਲੇਬਰ ਦੀ ਉਹਨਾਂ ਦੇ ਤਿੰਨ ਤੇ ਚਾਰ ਚਾਰ ਇਕੱਠੇ ਹੀ ਹੈ ਉਹੀ ਗੱਲ ਹੈ ਯੂਨੀਅਨ ਯੂਨੀਅਨ ਇਕੱਠੇ ਹੁੰਦਾ ਹੈ ਯੂਨੀਅਨ ਦਾ ਇਕੱਠੀ ਹੈ ਕੱਲ ਇੱਕ ਪਾਸੇ ਇੱਕ ਪਾਸੇ ਲੁੱਟ ਜੀ ਉਹ ਛੋਟੇ ਲੈਵਲ ਤੇ ਬੜੇ ਲੈਵਲ ਤੇ ਨਾਨਕ ਗੁਰਤੇ ਥਿਤ ਪਾਈ ਫਿਰ ਮਿੱਟੇ ਨਿਤ ਨੀਤ ਸਰਕ ਗੁਰਤੇ ਥਿਤ ਪਾਈ ਥਿਤ ਕਿਨੇ ਪਾਈ ਥਿਤ ਪਾਈ ਆ ਬਲ ਫਿਰ ਬਲ ਨਹੀਂ ਸੀਗਾ ਕਿਵੇਂ ਪਾਈ ਆ ਥਿਤ ਸਤਗੁਰ ਤੇ ਨਹੀਂ ਪਾਈ ਥਿਤ ਸਤਗੁਰ ਤੇ ਨਹੀਂ ਪਾਈ ਨਾ ਗੁਰ ਤੇ ਪਾਈ ਗਿਆਨ ਤੇ ਪਾਈ ਗਿਆਨ ਕਾ ਬੰਦਾ ਮੰਨ ਰਹੇ ਗੁਰ ਤਾਂ ਹਰ ਹਰ ਜਨਮ ਵਿੱਚ ਨਾਲੇ ਰਹੇ ਗੁਰ ਮੇਰਾ ਸੁਖ ਸਦਾ ਹੈ ਨਾਲੇ ਜੇ ਗੁਰ ਤੇ ਤੇ ਤੁਸੀਂ ਕਰ ਲਈਏ ਗੁਰ ਮੇਰਾ ਸਭ ਇਹਦਾ ਇਹਦਾ ਹਰ ਜਨਮ ਜਨ ਨਾਲੇ ਰਹੇ ਪਹਿਲਾਂ ਤੋਂ ਪਾਈ ਤੇ ਇਹ ਖਾਸ ਕਿਸਮ ਦਾ ਗਿਆਨ ਮਿਲਿਆ ਜਦੋਂ ਉਹ ਮੰਤਰ ਸੁਣਾਇਆ ਨਾ ਪੜ ਕੇ ਬੰਦੂ ਫੇਰ ਟਿਕਿਆ ਫੇਰ ਉਹ ਮਨ ਸੱਪ ਕਾਬੂ ਆ ਕਹਿੰਦਾ ਇਹ ਮੰਤਰ ਨਾ ਹੋਊਗਾ ਸੱਪ ਕਾਬੂ ਪਹਿਲਾਂ ਬੜੇ ਮੰਤਰ ਸੁਣਾ ਉਹ ਸਾਰੇ ਮੰਤਰ ਸੁਣਾਏ ਨਾ ਤੂੰ ਆਵੇਂ ਬਸ ਆ ਮੰਤਰ ਨੇ ਸਾਰੇ ਮੰਤਰ ਵਰਤ ਦੇਖਿਆ ਮੰਤਰ ਸਾਰੇ ਮੰਤਰ ਇਹਦੇ ਨਾਲ ਵਰਤ ਲੈ ਮੰਤਰ ਤਰੀਕੇ ਦਾ ਨਾਮ ਵੀ ਹੁੰਦਾ ਹਾ ਢੰਗ ਉਹ ਢੰਗ ਤਰੀਕਾ ਵਰਤਿਆ ਉਹੀ ਮੰਤਰ ਹੈ ਸਾਰੇ ਮੰਤਰ ਵਰਤ ਲੈ ਦਿੱਤੇ ਨਾ ਤੂੰ ਕਹਵੇਂ ਬਸ ਵੇਦ ਪੜਾਵਣੇ ਆਖਰ ਸੱਪ ਮੰਤਰ ਨਾਲ ਦੀ ਗੱਲ ਮੰਤਰ ਦੂਜਾ ਦਾ ਮੰਤਰ ਕੰਮ ਕਰਦਾ ਦੀ ਗੱਲ ਹੋਰ ਕਿਸੇ ਨਹੀਂ ਹੋਰ ਡੰਡੇ ਨਾਲ ਉਹਦਾ ਮੰਤਰ ਦੀ ਗੱਲ ਦੇਖ ਲੈ ਉਂਗਲੀ ਕਰਕੇ ਪੂਰੇ ਨੂੰ ਫਿਰ ਦੱਸ ਦੂਗਾ ਉਹ ਹਾਂਜੀ ਹੋਰ ਤੇ ਸਿੱਤ ਭਾਈ ਫਿਰ ਨੇ ਮਿੱਟੇ ਨਿਤ ਨਹੀਂ ਫਿਰ ਨੂੰ ਦੇ ਲੇਕਿਨ ਦਾ ਜਿਹੜਾ ਸੀ ਨਾ ਭੱਜ ਭੱਜ ਦੌੜ ਫਿਰ ਦੋ ਉਹ ਦੱਬੜ ਗਿਆ ਪੱਪਾ ਫਿਰ ਤਾਂ ਫਿਰ ਤਾਂ ਤੂੰ ਆਇਆ ਪੱਪਾ ਫਿਰ ਤਾਂ ਫਿਰ ਤਾਂ ਤੂੰ ਆਇਆ ਕਹਿੰਦੇ ਫਿਰਦਾ ਤੁਰਦਾ ਹੀ ਆਇਆ ਸਾਰੀਆਂ ਜੂਨਾਂ ਚ ਅੱਗੇ ਕਿਹੜਾ ਬੈਠਾ ਸੀ ਬੈਠਾ ਤਾਂ ਹੈ ਹੀ ਫਿਰ ਤਾਂ ਫਿਰ ਤਾਂ ਤੂੰ ਆਇਆ ਜੋ ਬੁਝੇ ਕੱਲ ਜੁਗ ਮੈਂ ਪਾਇਆ ਅਰੇ ਇਹਦਾ ਮਤਲਬ ਆ ਜੇ ਲੱਭਦੇ ਹੈ ਪਹਿਲੀਆਂ ਦੇਹਾਂ ਤੋਂ ਲੱਭ ਨਹੀਂ ਸੀ ਮਨੁੱਖਾ ਨਹੀਂ ਤੋਂ ਪਹਿਲੀਆਂ ਦੇਹਾਂ ਜਿਹੜੀ ਇਹਦੇ ਦੁਰਲਭ ਨਹੀਂ ਹੈ ਅਸਲ ਜੀ ਨੂੰ ਲੱਭਦਾ ਲੱਭਦਾ ਆਇਆ ਹੋਵੇ ਉਹ ਲੱਭ ਨਹੀਂ ਇਹਦੇ ਨੂੰ ਲੱਭਦਾ ਲੱਭਦਾ ਇਹ ਤੋਂ ਪਹਿਲਾਂ ਉਹ ਦੇਹਾਂ ਧਾਰਨ ਕਰੀਆਂ ਪਈਆਂ ਸਾਰਾ ਰਸਤਾ ਹੀ ਸੀ ਕਾਰਨ ਇਹ ਜੀ ਸਰਵ ਰਸ ਹੋ ਕਾਰਨ ਇਹ ਕਲਯੁਗ ਅਸਲ ਚ ਕਲਯੁਗ ਆਦਮੀ ਦੇ ਵਿੱਚ ਹੀ ਕਲਪਨਾ ਆਦਮੀ ਕਰਦਾ ਜਨਮ ਦੀ ਕਲਪਨਾ ਕਰਦਾ ਜਾਲ ਕਲਪਨਾ ਜਿਹੜੀ ਹੈਗੀ ਹੈ ਹੋਬੇ ਦਾ ਦੂਜਾ ਨਾਮ ਕਲਪਨਾ ਨਾਮ ਨਾਲ ਵਿਰੋਧ ਇਸੇ ਕਲਪਨਾ ਦਾ ਉਪਰ ਨਾਮ ਨਾਲ ਵਿਰੋਧ ਬਾਕੀ ਨੂੰ ਦੇ ਵਿੱਚ ਨਾਮ ਦਾ ਵਿਰੋਧ ਨਹੀਂ ਕਰਦਾ ਉਹ ਦਾ ਵਿਰੋਧ ਨਹੀਂ ਕਰਦਾ ਹੁਕਮ ਦਾ ਵਿਰੋਧ ਸਿਰ ਇਸ ਥੋੜੀ ਤੇ ਆਗੇ ਕਰਨ ਲੱਗਦਾ ਹੈ ਕਿ ਬੁੱਧੀ ਇਹਦੀ ਸਾਰਿਆਂ ਨੂੰ ਕੀ ਹੋ ਜਾਂਦੀ ਹੈ ਬਾਕੀ ਜੀਵਾਂ ਬਰਾਬਰ ਚਲੇ ਜਾਂਦਾ ਪੌੜੀ ਦੇ ਬਸ ਐ ਬਰਾਬਰ ਚਲਿਆ ਗਿਆ ਆ ਦਰਵਾਜ਼ਾ ਦਰਵਾਜ਼ਾ ਖੋਲ ਕੇ ਅੰਦਰੇ ਜਾਂਦਾ ਉਹ ਬਰਾਬਰੀ ਹੀ ਇਹਨੂੰ ਪੰਗਾ ਖੜਾ ਕਰਦੀ ਖਸਮੇ ਕਰੇ ਬਰਾਬਰੀ ਕਰਨ ਲਈ ਬਰਾਬਰੀ ਦਾ ਬਰਾਬਰ ਉੱਪਰ ਤੱਕ ਪਹੁੰਚਿਆ ਉਹ ਬਰਾਬਰੀ ਨੂੰ ਥੱਲੇ ਕੇ ਕਿਵੇਂ ਕਰੂਗਾ ਬਰਾਬਰੀ ਦਾ ਆ ਆ ਬਰਾਬਰ ਹੈ ਕਬਾੜ ਖੋਲ ਕੇ ਤਰੇ ਵੜ ਇਹ ਬਰਾਬਰੀ ਜਿਹੜੀ ਹੈ ਇਹੀ ਤੰਤਰ ਕਹਦਾ ਮੈਂ ਵੀ ਹੁਣ ਬਰਾਬਰ ਹੈ ਬਰਾਬਰੀ ਵਾਲੀ ਨਾ ਬਰਾਬਰੀ ਕਰਦਾ ਹੀ ਹੈ ਬਾਕੀ ਨੂੰ ਉਹਨਾਂ ਦੇ ਵਿੱਚ ਬਰਾਬਰੀ ਕਰਨਾ ਇਹ ਖਸਮੇ ਕਰੇ ਬਰਾਬਰੀ ਦੀ ਤੇ ਗੱਲ ਕੀਤੀ ਆ ਖਸਮ ਨੂੰ ਕਿਹਨੂੰ ਕਿਹਾ ਕਿਸਨ ਉਹ ਸੱਚ ਨੂੰ ਉਹ ਤਾਂ ਕੋਈ ਬੰਦਾ ਉਹਦਾ ਬੰਦਾ ਅਸਲ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਇੱਕ ਪਾਸੇ ਸੱਚਾ ਇੱਕ ਪਾਸੇ ਝੂਠ ਇੱਕ ਪਾਸੇ ਉਹ ਕਾਬਲ ਜਿਹੜਾ ਇਹਨੇ ਕਰ ਦਿੱਤਾ ਜਿਹਦੇ ਵਾਸਤੇ ਆਇਆ ਇੱਕ ਪਾਸੇ ਸਰੀਰ ਦੇ ਡੋਏ ਦੇ ਚਿਤਵੇ ਹੋਏ ਕੰਮ ਦੇ ਜਿਹੜੇ ਆਪਣੇ ਚਿਤਵੇ ਆਪਣੇ ਚਿਤਵੇ ਨੂੰ ਤਰਜੀਹ ਦਿੱਤਾ ਉਹ ਜਿਹੜਾ ਕੰਮ ਕਰਨਾ ਆਇਆ ਜਿਹੜਾ ਇਹਨੂੰ ਰਾਇ ਦੇ ਕੇ ਭੇਜਿਆ ਵੀ ਭਾਈ ਆ ਐ ਕਰ ਲੈ ਪ੍ਰੋਸੀਜਰ ਦੱਸ ਕੇ ਭੇਜਿਆ ਰਾ ਉਹ ਛੱਡ ਜਦੋਂ ਕਬੀਰ ਕਹਿੰਦਾ ਵੀ ਜਿਹੜੀ ਕਿਤੋਂ ਕਹਿੰਦਾ ਆਪਣਾ ਚਿਤ ਵਿਆਹ ਕਰ ਜੋ ਮੇਰੇ ਚਿੱਤਰ ਹੋਵੇ ਉਹ ਤਾਂ ਆਦਤ ਛੱਡਣ ਦੀ ਗੱਲ ਕਰਦਾ ਇੱਕੋ ਹੋਰ ਕਹਿ ਰਿਹਾ ਕਹਿੰਦਾ ਵੀ ਜੇ ਜਿਹੜੀ ਇਹਦੇ ਅੰਦਰੋਂ ਬਿਜਦੀ ਹੈ ਗੱਲ ਬੰਦੇ ਉਹਨੂੰ ਪਹਿਲ ਦਿੱਤਾ ਕਹੀ ਨਾ ਉਪਜਾ ਜਿਹੜੀ ਨੂੰ ਕਹਿ ਕੇ ਭੇਜੀ ਸੀ ਨਾ ਵੀ ਕੰਮ ਕਰੀ ਭਾਈ ਇਹਦਾ ਚੱਲੀ ਰਹੇ ਕਰੀ ਹੌਲੀ ਉਬਲੀ ਹੌਲੀ ਉਬਲੀ ਆ ਹੁਣ ਜੇ ਕਹਿੰਦਾ ਉਹ ਫਿਰ ਵੀ ਉਬਲੀ ਕਹੀ ਜੇ ਬੰਦੇ ਤਾਂ ਤਾਂ ਉਪਜੇ ਹੋ ਕਹੀ ਨਾ ਉਪਜਾ ਉਪਜੀ ਜਾਣਾ ਜਿਹੜੀ ਆਪਣੇ ਅੰਦਰ ਉਹ ਵਿਧੀ ਉਹ ਜਾਣਦਾ ਆਪਣੇ ਅੰਦਰ ਉਹਦਾ ਕਲਪਨਾ ਦੀ ਵਿਧੀ ਹੋ ਕੀ ਤੇ ਕਹਿੰਦਾ ਹੈ ਜੀ ਭਾਵ ਅਭਾਵ ਵਿਹੁਣਾ ਇਹਨੂੰ ਇੰਨਾ ਨਹੀਂ ਨਾ ਫਿਰ ਨੁਕਸਾਨ ਤਾਂ ਨਹੀਂ ਪਤਾ ਤੇਰੇ ਅੰਦਰ ਕਿਉਂ ਪੈਦਾ ਹੁੰਦੀ ਹੈ ਗੱਲ ਇਸ ਗੱਲ ਨੂੰ ਤੇਰੇ ਅੰਦਰ ਪੈਦਾ ਹੋਣ ਦਾ ਕਾਰਨ ਕੀ ਹੈ ਕਾਰਨ ਦਾ ਸਰੀਰ ਹੈ ਤੇਰੇ ਅੰਦਰੋਂ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਇੱਛਾ ਇੱਛਾਵਾਂ ਹੈ ਸਰੀਰ ਵਾਸਤੇ ਜੇ ਤੇਰੇ ਵਾਸਤੇ ਤਾਂ ਨਹੀਂ ਕੋਈ ਇੱਛਾ ਆਈ ਨਹੀਂ ਸਮਝੇ ਹੋਰ ਕਿਸੇ ਵਾਸਤੇ ਨਹੀਂ ਤੇਰੇ ਅੰਦਰੋਂ ਜੋ ਪੈਦਾ ਚਾਹੇ ਤੇਰਾ ਸਰੀਰ ਹੈ ਚਾਹੇ ਕਿਸੇ ਹੋਰ ਉਹਦਾ ਕਾਰਨ ਆਪ ਪੂਰੀ ਅਵਰ ਕਾਜ ਦੇ ਅਵਰ ਕਾਜ ਤੇਰਾ ਕਿਹਦੇ ਦਾ ਕਿੱਥੇ ਆ ਕਾਬੋਲ ਇਹ ਜਿਹੜੇ ਕੰਮ ਤੂੰ ਰੋਜ਼ ਚੇਤਵਦਾ ਕਿਹੜੀ ਜਗ੍ਹਾ ਤੇਰੇ ਕੰਮ ਹੋਊ ਜਿੱਥੇ ਤਿਰਖਾ ਕਰ ਘੁੰਮੀ ਉੱਥੇ ਕੰਮ ਹੋਣਗੇ ਤਿਰਖਾ ਤਾਂ ਵੱਧੀ ਵਧਾ ਲਈ ਤੇ ਤੂੰ ਵਧਾਈ ਹੈ ਜਿਹੜੀ ਚੀਜ਼ ਦਾ ਤਿਰਖਾ ਦਾ ਘਟਾਉਣੀ ਸੀ ਉਹਦਾ ਵਧਾਈ ਹੈ ਅਗਰ ਸਾਗਰ ਦੇ ਅੰਦਰ ਨੂੰ ਜਾਣਾ ਕੱਢੇ ਦਿਆ ਹੈ ਤੈਰ ਕੇ ਕਿਨਾਰੇ ਤੇ ਆਇਆ ਫਿਰ ਵਿੱਚ ਨੂੰ ਜਾ ਕਿਨਾਰੇ ਤੇ ਆਇਆ ਹਾਂ ਕਿਨਾਰਾ ਟੱਪ ਕੇ ਬਾਹਰ ਹੋ ਜਾ ਤੂੰ ਜਵਾ ਵਿੱਚ ਨੂੰ ਮੁੜ ਲਿਆ ਪਿੱਛੇ ਨੂੰ ਮੁੜ ਲਿਆ ਤੇ ਅੰਦਰ ਅਗਰ ਅੰਦਰ ਅਗਰ ਅੰਦਰ ਦੇ ਅੰਦਰ ਨੂੰ ਮੁੜਨਾ ਤਾਂ ਅਗਰ ਨਹੀਂ ਫਿਰ ਆਇਆ ਕੀ ਕਰਨ ਸੀ ਇਹ ਕਿਨਾਰੇ ਵੱਲ ਇਹਦੀ ਦੂਰ ਹੋ ਕੇ ਕਿਨਾਰੇ ਵੱਲੋਂ ਆਇਆ ਕੀ ਕਰਨ ਸੀ ਹਾਂ ਪਿੱਛਾਵਾ ਅਗਨ ਸਾਗਰ ਉਹ ਪਿੱਛੋਂ ਉਹ ਫੜ ਲੇਗੀ ਕਹਾਂ ਬਾਹਰ ਆ ਕੇ ਤੇਰੇ ਕੀ ਕੰਮ ਹੋਊ ਜਿਹੜੀ ਸਪੁੱਤਰ ਵਾਲੀ ਚੀਜ਼ ਤੂੰ ਫੜ ਚਲੇ ਜੇ ਤੇ ਸਾਗਰ ਦੇ ਬਾਹਰ ਨਿਕਲਣਾ ਫਿਰ ਤੇਰੇ ਕਾਬੂ ਕੀ ਆਊ ਉਹ ਤਾਂ ਉਹਨਾਂ ਜਿਹੜੇ ਤੇਰੇ ਕਾਬੂ ਜਿਨਾ ਜਿਹੜਾ ਸਮੁੰਦਰ ਦੇ ਵਿੱਚ ਹੈ ਯਾਨੀ ਕਹਿਣ ਦਾ ਮਤਲਬ ਇਹ ਹੋਇਆ ਹੁਣ ਇਹਨੇ ਸਮੁੰਦਰ ਚੋਂ ਬਾਹਰ ਨਿਕਲਣ ਦਾ ਆਈਡੀਆ ਹੀ ਛੱਡਤਾ ਹੂੰ ਆਈਡੀਆ ਉਹ ਖਿਆਲ ਹੈ ਜਦ ਦੂਦਰ ਛੱਡਣ ਦਾ ਖਿਆਲ ਹੈ ਜਦ ਕਿਉਂ ਸਿਆਣਾ ਹੋ ਗਿਆ ਆਪਣੀ ਬਤੋਂ ਇਹ ਸਿਆਣ ਪੈ ਕਿ ਜਿਹੜਾ ਹੋ ਚੁੱਦਾ ਚ ਸਮੁੰਦਰ ਤੋਂ ਬਾਹਰ ਨੂੰ ਉਹਦਾ ਰਿਹਾ ਛੱਡਣ ਨੂੰ ਜਦੋਂ ਉਹ ਅਕਲ ਆਈ ਉਦੋਂ ਉਹ ਖਿਆਲ ਛੱਡ ਉਹ ਇਹਦੀ ਆਪਣੀ ਅਕਲ ਹੈ ਆਪਣੀ ਜਿਹੜੀ ਮਤ ਸੀ ਉਹੀ ੜਕਾ ਹੋਈ ਜਾਂ ਸਮਝ ਆਈ ਫਿਰ ਕਿਹਾ ਮੇਰੀ ਮਤ ਥੋੜੀ ਪਹਿਲਾਂ ਨੂੰ ਵੱਡੀ ਲੱਗਦੀ ਹੈ ਪਹਿਲਾਂ ਮੇਰੀ ਮਤ ਵੱਡੀ ਹੈ ਆਪਣੀ ਅਕਲ ਵੱਡੀ ਹੈ ਬਗਾਨੀ ਮਾਇਆ ਵਰੀ ਹੈ ਮਾਇਆ ਮੇਰੇ ਕੋਲ ਘੱਟ ਹੈ ਜਾਂ ਜ਼ਿਆਦਾ ਹੋਵੇ ਸਾਰੀ ਦੁਨੀਆ ਨੂੰ ਅਕਲ ਮੇਰੀ ਉਹ ਵੱਡੀ ਹੈ ਜੇ ਹੋਵੇ ਗਈ ਤਾਂ ਅਸਾਂ ਅਕਲ ਤਾਂ ਮੇਰੀ ਉਹ ਵੱਡੀ ਹੈ ਮਾਇਆ ਦੂਏ ਕੋ ਵੱਡੀ ਜਿਆਦਾ ਇਹ ਭਲੇਖਾ ਰਹਿੰਦਾ ਹੈ ਉਹਦਾ ਤਾਂ ਖਰਚਾ ਨਹੀਂ ਕੋਈ ਆਪਣੇ ਖਰਚੇ ਦਾ ਪਤਾ ਉਹਦੇ ਦਾ ਪਤਾ ਨਹੀਂ ਹੱਸਦਾ ਇਹ ਹੈ ਨਾ ਸਮਝ ਇਹ ਸਾਰਿਆਂ ਨਾਲ ਇਹ ਬਖਲੇ ਉਹਨੇ ਨੇ ਜਿਹੜੇ ਸਾਗਰ ਤੋਂ ਤੁਰ ਕੇ ਆਇਆ ਸੀ ਨਾ ਨੰਕ ਤੈਰ ਕੇ ਐਨ ਕਿਨਾਰੇ ਤੇ ਆ ਕੇ ਡੇੜੇ ਆ ਕੇ ਖਿਆਲ ਬਦਲਦਾ ਐਨ ਉਹ ਐਨ ਜਾਂਦਾ ਪਿਛੇ ਨੂੰ ਆ ਫੜ ਲਿਆ ਮਾ ਇਕੱਠਾ ਕਰ ਲਾਂ ਉਹ ਤੂੰ ਇਹ ਸਾਗਰ ਦੇ ਬਾਹਰ ਨਿਕਲ ਕੇ ਕੋਈ ਬਾਹਰ ਨਹੀਂ ਜਾਣੀ ਕੋਈ ਕੰਮ ਨਹੀਂ ਹੋਣੀ ਤੇਰੇ ਬਾਹਰ ਉਹਦਾ ਮੂੰਹ ਮਾਰਿਆ ਕਿਆ ਫਿਰ ਤਾਂ ਖਿਆਲ ਛੱਡਦਾ ਸਾਗਰ ਜਿਹੜਾ ਨਿਕਲ ਮੇਥੀ ਰੜ ਤਾਂ ਫਿਰ ਇਹ ਗੱਲ ਜਦੋਂ ਸਾਗਰ ਤੋਂ ਨਿਕਲਣਾ ਤੈਨੂੰ ਕੱਢਣਾ ਪਾਣੀ ਦੇ ਬੁਲਬਲੇ ਚੋਂ ਸਰੀਰ ਚੋਂ ਇਹ ਚੀਜ਼ਾਂ ਇੱਥੇ ਰਹਿ ਜਾਣੀਆਂ ਸਾਗਰ ਦਾ ਸੌਦਾ ਸਾਗਰ 'ਚ ਛੱਲਾ ਉੱਡ ਕੇ ਫੇਰ ਇਹਨੂੰ ਲੈ ਜਾਣਗੀ ਸਭ ਕੁਝ ਜਾਣਦਾ ਸੁਣਦਾ ਬੁੱਝਦਾ ਹੋਇਆ ਵੀ ਗਰੀਏ ਸਾਰੇ ਜਾਣਦੇ ਨੇ ਅਸਲ ਦੇ ਵਿੱਚ ਕਈ ਵਾਰ ਐ ਲੱਗਦਾ ਵੀ ਇਹ ਛੱਡਣ ਛੱਡਣਾ ਹੋ ਰਹੀ ਹੈ ਮਾਇਆ ਨੂੰ ਛੱਡਣ ਦੀ ਗੱਲ ਨਹੀਂ ਕਰਦੇ ਮਾਇਆ ਨੂੰ ਲੋੜ ਨੂੰ ਲੋੜ ਸਮਝੋ ਇਹ ਲੋੜ ਲੋੜ ਆ ਤਾਂ ਦਾ ਦੁੱਖ ਨਹੀਂ ਦਿੰਦੀ ਜਦ ਭੁੱਖ ਵੱਡ ਜਾਂਦੀ ਫਿਰ ਕਿ ਭੁੱਖ ਦੀ ਪੂਰਤੀ ਨਹੀਂ ਜਾਨ ਜਾਨਵਰ ਦੇ ਜਾਂਦੇ ਨੇ ਸਵੇਰੇ ਜਾ ਕੇ ਆਪਣਾ ਚੋਗਾ ਚੁੱਕਿਆ ਜਦ ਪੰਡ ਬਣ ਕੇ ਤਾਂ ਲੈ ਕੇ ਨਹੀਂ ਕੱਲ ਨੂੰ ਕੀ ਹੋਣਾ ਚਾਰ ਦਿਨ ਦੀ ਝੜੀ ਲੱਗ ਜਾਣੀ ਏ ਕੋਈ ਪਤਾ ਨਹੀਂ ਉਹਨੂੰ ਚਾਰ ਦਿਨ ਜਾ ਰਹੀ ਹੋਣਾ ਕੋਈ ਪਤਾ ਨਹੀਂ ਉਹਨੂੰ ਭੁੱਖੇ ਰਹਿ ਲੈਣਗੇ ਭਰੋਸਾ ਬਣ ਗਈ ਬੰਦੇ ਨੂੰ ਭਰੋਸਾ ਕਹਿ ਸਕਦੇ ਆ ਜਾਂ ਗਿਆਨ ਘਟ ਕਹਿ ਸਕਦੇ ਆ ਵੀ ਉੱਥੇ ਉਹਨਾਂ ਨੂੰ ਅਸੀਂ ਤਾਂ ਗਿਆਨ ਘੱਟ ਕਹਾਂਗੇ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਸੌਦਾ ਹੀ ਇਹ ਦਿੱਤਾ ਉਹਨੀ ਗੱਲ ਦਿੱਤੀ ਮੰਗਿਆ ਹੀ ਹੈ ਜੇ ਸੁਭਾਅ ਦਾ ਸਾਰਿਆਂ ਦੇ ਇਹ ਜੇ ਉੱਥੇ ਇਕੱਠਾ ਕਰਕੇ ਬਹਿ ਜਾਣਗੇ ਉਹਨੇ ਇੱਥੇ ਨੂੰ ਕਰ ਲਾਉਣਾ ਇਹ ਤਾਂ ਠੀਕ ਆ ਵੀ ਜਿੱਥੇ ਚੋਗਾ ਇਹਨਾਂ ਦਾ ਹੁੰਦਾ ਉਹਦਾ ਧਿਆਨ ਰੱਖਦੇ ਨੇ ਦੂਏ ਨੂੰ ਚਲੇ ਜਾਂਦੇ ਨੇ ਉਹ ਗੱਲ ਤਾਂ ਹੈ ਪਰ ਉਹਨਾਂ ਦੇ ਵਿੱਚ ਇਹ ਸੁਭਾਅ ਤਾਂ ਨਹੀਂ ਉਹਨਾਂ ਦਾ ਜਿਹੜੀ ਰੀਡ ਨਾਲ ਨੂੰ ਉਹ ਉਹਨਾਂ ਦਾ ਸੁਭਾਅ ਦੇਖ ਰੀਡ ਕੀਤਾ ਕਿਸੇ ਕਰਕੇ ਉਹਨਾਂ ਦਾ ਜਿਵੇਂ ਆਮ ਜਿਹੜੇ ਸੋਚ ਲੈਣੀ ਮਿਲਣ ਜਿੱਦੂ ਨੂੰ ਜਿੱਦੇ ਨੂੰ ਅਖਤਿਆਰਾਂ ਘੱਟ ਨੇ ਉਹਦੇ ਹੀ ਹੁਕਮ ਤੇ ਐਦਾ ਕੀੜਾ ਕੀੜੀਆਂ ਇਕੱਠਾ ਕਰਦੀਆਂ ਰੇਟ ਰੇਤ ਬਾਜ਼ਾਰ ਨੇ ਇਕੱਠੇ ਕਰ ਲੈਣਾ ਸਾਡੇ ਵੀ ਹੈਗੇ ਜਿਹੜੇ ਇਕੱਠਾ ਕਰਨ ਵਾਲੇ ਜਾਨਵਰ ਨੇ ਆਮ ਤੌਰ ਤੇ ਆਦਮੀ ਦੀ ਜੂਤ ਤੇ ਦੁਆਰਾ ਪਏ ਹੋਏ ਨੇ ਸੁਭਾਅ ਹੋਰ ਦਾ ਪਤਾ ਲੱਗਦਾ ਸੁਭਾਅ ਪਤਾ ਲੱਗਦਾ ਇਕੱਠਾ ਕਰਨ ਦਾ ਸੁਭਾਅ ਆਦਮੀ ਦਾ ਮਧੂ ਮੱਖੀ ਜਿਉਂ ਸਟੋਰ ਰਸ ਹੈ ਬਾਕੀ ਜੋ ਸੋਣ ਦਾ ਸਾਇਆ ਹੀ ਬੰਤੀ ਹੁੰਦੀ ਹਾਂ ਹਾਂ ਉਹ ਇਹ ਕਿ ਨੂੰ ਨੈਗੇਟਿਵ ਜੇ ਲਿਆ ਉਹਦਾ ਉਹਦਾ ਉਹਦਾ ਲਿਆ ਹੋਰ ਕਦੇ ਲਿਆ ਉਗਣ ਚ ਲਿਆ ਉਹਦਾ ਵੜ ਕੇ ਉਹ ਆਪਣੇ ਉਹਦਾ ਆਪਣ ਜਾਪੇ ਜੇ ਜਾਂਦਾ ਮਧੂਮੱਖੀ ਨੇ ਤੇ ਆਪ ਪੀਤਾ ਰਸ ਰਸਤਾ ਕੋਈ ਹੋਰ ਲੈ ਉਹ ਹੀ ਸੇਮ ਹੋਵੇ ਤੋਂ ਗਿਆਨ ਦਿੱਤਾ ਹਾਂ ਉਹ ਆਦਮੀ ਦੇ ਵਿੱਚੋਂ ਸੁਭਾਅ ਆਦਮੀ ਵਾਲਾ ਜੋ ਆਦਮੀ ਵਾਲਾ ਸੁਭਾਅ ਦੀ ਉਹ ਕੰਟਰੋਲ ਕੀਤਾ ਹੋਇਆ ਦੁਰਬਾਨੀ ਤੇਰੇ ਸਾਹਮਣੇ ਕਰਦੀ ਹੈ ਫਿਰ ਡੰਗ ਅੱਖਾਂ ਲਾ ਲੈਂਦੀ ਉਹਨੂੰ ਮੱਖੀ ਵੀ ਡੰਗ ਵੀ ਤਾਂ ਮਾਰਦੀ ਹੈ ਆਦਮੀ ਡੰਗ ਮਾਰਦਾ ਜੇ ਕੋਈ ਇਹਦੇ ਸਟੋਰ ਕੀਤੇ ਨੇੜੇ ਇਹ ਤਾਂ ਮਾਰਦਾ ਨਾਲ ਲਗਾਉਣ ਦਾ ਭਾਵ ਵੀ ਤਾਂ ਹੋ ਜਾਏਗਾ ਗੁਜ਼ਾਰਾ ਸਭ ਦਾ ਹੀ ਹੋਈ ਜਾਂਦਾ ਜੇ ਮਧੂ ਬਾਕੀ ਰਸ ਸਟੋਰ ਕਰਦੀ ਹੈ 4-4 ਕਿਲੋਮੀਟਰ ਦੀ ਉੱਡ ਕੇ ਜਾਂਦੀ ਹੈ ਆਦਮੀ ਨੂੰ ਵੱਧ ਕੰਮ ਕਰਦੀ ਹੈ ਕਿੰਨਾ ਅਗਰ ਸਟੋਰ ਕਰਕੇ ਰੱਖ ਲੈ ਆਉਂਦੀ ਹੈ ਬਈ ਉਹ ਬੂਝ ਲਿਆ ਜੋ ਤੇ ਜਮਾ ਕਰਦੀ ਹੈ 4 ਕਿਲੋ 3 ਕਿਲੋਮੀਟਰ ਤੇ ਉੱਡ ਕੇ ਜਾ ਕੇ ਕੀ ਉਹ ਜੋ ਨੂੰ ਪ੍ਰਾਪਤੀ ਹੁੰਦੀ ਹੈ ਇਸ ਕੰਮ ਨੇ ਕੀ ਖਟਿਆ ਖਟਿਆ ਕੀ ਹੈ ਸਾਰੀ ਜ਼ਿੰਦਗੀ 'ਚ ਉਹ ਆਦਮੀ ਚੁੱਪ ਕਰਕੇ ਉਹ ਸ਼ਾਇਦ ਆਪਣਾ ਲੈ ਜਾਂਦੇ ਨੇ ਇਕੱਠਾ ਕੀਤਾ ਕਰਾਇਆ ਯਾ ਤੇਰੇ ਇਹ ਅਫਸਰ ਉਹਨੂੰ ਨਹੀਂ ਬਾਪ ਕਿਹਾ ਇਹਨਾਂ ਨੇ ਹਾਂ ਉਹਨੂੰ ਬਾਪ ਕਹੇ ਉਹਨੂੰ ਨਹੀਂ ਬਾਪ ਕਿਹਾ ਵੀ ਉਹਦਾ ਜਿਹੜਾ ਸ਼ਾਇਦ ਬਾਪ ਹੈ ਉਹਨੂੰ ਬਾਪ ਇਕੱਠਾ ਕੀਤਾ ਹੋਇਆ ਉਹਨੂੰ ਹੱਥ ਮੰਨ ਲਿਆ ਉਹ ਵੀ ਬਾਪ ਹੈ ਉਹਨੂੰ ਹਰਾ ਉਹਨੂੰ ਹਰਾ ਮੰਨੇ ਕਿਸੇ ਦੇ ਨਹੀਂ ਬੰਦੇ ਇਹ ਤਾਂ ਇਹਦੀ ਆਪਣੀ ਉਹ ਹੈ ਜਿੱਥੇ ਜਿੱਥੇ ਮਸਲਾ ਆਪਣੀ ਦੋ ਆਦਮੀ ਦੀ ਕਹਿੰਦਾ ਗੈਂ ਮੈਂ ਤਾਂ ਦੁੱਧ ਪੀਣਾ ਉਹ ਦੁੱਧ ਬੱਚੇ ਦਾ ਬੱਚੇ ਦਾ ਦੀ ਚੁੱਪ ਹੈ ਹਰਾਮ ਦੀ ਗੱਲ ਕਰਦੇ ਹਾਂ ਮੁਸਲਮਾਨ ਮਾਤੇ ਰਾਮ ਉਹ ਕਹਿੰਦਾ ਲੋੜਾਂ ਨੇ ਆਦਮੀ ਦੀ ਜਿੱਥੇ ਆ ਕੇ ਨਾ ਦੇਖਿਆ ਸਮਾਜਿਕ ਸਮਾਜਿਕ ਜੇ ਤਾਂ ਜਿੱਤੇ ਆ ਕੇ ਸਮਾਜ ਨੂੰ ਦਿੱਕਤ ਆਉਂਦੀ ਹੈ ਉੱਥੋਂ ਨਰਮ ਕਰ ਲਿਆ ਵੀ ਤੋਂ ਥੋੜਾ ਜਿਹਾ ਪਿੰਗ ਜੀ ਪਾ ਲਓ ਕੰਧ ਨੂੰ ਉਹ ਤੋਂ ਫੇਰ ਐ ਕਰ ਲਓ ਫੇਰ ਐ ਕਰਕੇ ਫੇਰ ਐ ਕਰ ਲਓ ਚਲ ਉਹਨਾਂ ਇਹ ਛੱਡ ਜੋ ਹਾਂ ਤਸਵੀਰ ਬਣਾਓ ਭਗਤੀ ਵਾਲੇ ਨੇ ਤਾਂ ਇਹਨੂੰ ਐ ਕਰਕੇ ਐ ਕਰਕੇ ਐ ਫੇਰ ਐ ਕਰ ਲੈਣਾ ਉਹਨਾਂ ਨੂੰ ਛੱਡ ਲਓ ਇਹ ਸਮਾਜਿਕ ਜਿਹੜੇ ਧਰਮ ਨੇ ਇਹ ਐਸੇ ਸਿੱਧੀ ਲਿਖੀ ਦੀ ਕਿਤੇ ਗੁਰਬਾਣੀ ਤਾਂ ਐ ਲਿਖੀ ਨਹੀਂ ਦੀ ਹੈ ਸਿੱਧੀ ਤਾਂ ਹੀ ਔਖੀ ਹੈ ਉਹ ਜੇ ਤੇ ਆਦਮੀ ਦਿੱਕਤ ਹੁੰਦੀ ਥੋੜਾ ਜਿਹਾ ਕੋਡ ਕੱਟ ਲੈਂਦੇ ਤਾਂ ਲੋਕ ਉਹਨਾਂ ਨੂੰ ਮੰਨ ਲੈਂਦੇ ਜਦ ਮਿੱਠਾ ਨਹੀਂ ਸੀ ਨਾ ਹੁੰਦਾ ਗੋੜਗੜ ਪਹਿਲਾਂ ਕਿਤੇ ਗੱਲਾਂ ਸ਼ੁਰੂ ਤੇ ਨਹੀਂ ਉਦੋਂ ਖਜੂਰਾ ਹੋਇਆ ਸ਼ਹਿਰ ਹੋਇਆ ਇਹ ਤੇ ਕੀ ਜਰਾ ਕਰਦੇ ਜੰਗਲੀ ਆਦਮੀ ਬਿਠਾ ਕੇ ਤੋਂ ਖਾਂਦੇ ਤੇ ਸ਼ਹਿਰੇ ਖਾਂਦੇ ਸੀ ਉਹ ਕੀ ਖਾਂਦੇ ਉਹਨਾਂ ਨੇ ਕੀ ਖਾਂਦੇ ਕਰਨਾ ਤਾਂ ਵੇਚਦਾ ਨਹੀਂ ਸੀ ਉਹ ਫਸਲ ਤਾਂ ਹੁੰਦੀ ਨਹੀਂ ਸੀ ਕੋਈ ਕਾ ਫੜ ਫੜਾਂ 'ਚ ਬਿਠਾ ਹੁੰਦਾ ਸੀ ਫਿਰ ਆ ਔਸਰ ਚਰਾ ਨਾ ਹੱਥ ਚਰਾ ਨਾ ਹੱਥਾ ਫਿਰ ਆ ਔਸਰ ਚਰਾ ਨਾ ਹੱਥਾ ਦੁਬਾਰਾ ਇਹ ਮੌਕਾ ਨਹੀਂ ਹੱਥ ਆ ਜਿਹੜਾ ਮਨੁੱਖਾ ਦਾ ਤੇਰੇ ਔਸਰ ਹੱਥ ਆਇਆ ਨਾ ਦੁਬਾਰਾ ਇਹਦਾ ਮਤਲਬ ਇਹ ਅਗਲੀ ਜਨਮ ਵੀ ਮਨੁੱਖਾ ਜਨਮ ਮਿਲ ਜੂਗਾ ਪਤਾ ਨਹੀਂ ਕਦ ਮਿਲੂਗਾ ਮਿਲ ਸਕਦਾ ਹੈ ਪਰ ਇਹ ਕੋਈ ਨਹੀਂ ਪਤਾ ਕਦ ਮਿਲੂ ਕਦ ਨਾਨਕ ਆਵਾ ਉਹ ਹੈ ਤਾਂ ਜਦੋਂ ਬਾਰੀ ਤਾਂ ਆਊਗੀ ਕਦ ਆਊਗੀ ਇਹਦਾ ਨਹੀਂ ਪਤਾ ਜਿਹੜਾ ਉਹਨਾਂ ਨੇ ਅਰਥ ਕਰ ਲੈਣਾ ਉਹ ਪਿਛਲੇ ਵੀ ਦੁਬਾਰਾ ਜਨਮ ਹੋਣਾ ਹੀ ਨਹੀਂ ਹੋ ਤਨਾ ਬਾਰੰਬਾਰ ਮਾਨਸ ਜਨਮ ਦੁਰਲਭ ਹੈ ਹੋ ਬਾਰ ਬਾਰੰਬਾਰ ਇਹਦੇ ਅਰਥ ਇਹ ਕਰ ਲੈ ਵੀ ਦੁਬਾਰਾ ਨਹੀਂ ਖੜੋ ਦੁਬਾਰਾ ਤਾਂ ਲਿਖਿਆ ਨਹੀਂ ਬਾਰ-ਬਾਰ ਲਿਖਿਆ ਜੇ ਤੁਸੀਂ ਕਹੋ ਆਦਮੀ ਆਦਮੀ ਹੀ ਦੂਏ ਜਨਮ ਵਿੱਚ ਹੁੰਦਾ ਹੈ ਇਹ ਨਹੀਂ ਕੁਝ ਮਤਾਂ ਇਹ ਕਹਿੰਦੀ ਹੈ ਵੀ ਦੁਬਾਰਾ ਆਦਮੀ ਆਦਮੀ ਦਾ ਹੀ ਜਨਮ ਲੈ ਜੋ ਬਰਮ ਕੁਮਾਰੀ ਦਾ ਤਾਂ ਇਹ ਗੱਲ ਕਰ ਬਾਰ-ਬਾਰ ਆਦਮੀ ਆਦਮੀ ਦਾ ਜਨਮ ਹਿੱਲੇ ਦਾ ਕਾਲ ਆਦਮੀ ਦਾ ਜਨਮ ਮਿਲੂਗਾ ਇਹ ਨਹੀਂ ਕੋਈ ਵੈਸੇ ਇਹ ਤਾਂ ਉਹਦੇ ਤੇ ਡਿਪੈਂਡ ਕਰਦਾ ਨਾ ਕਿਹਾ ਜਾ ਉਹਦਾ ਉਹ ਸਟੇਜ ਹੈ ਜੀ ਕੁਝ ਕਹੇ ਜੀ ਸਟੇਜ ਹਾਂਜੀ ਇਹ ਇਹ ਅਵਸਰ ਚਰੇ ਨਾ ਹੱਥਾਂ ਨਾਮ ਜਪੋ ਤੋ ਕਟੀਏ ਫਾਸਾ ਨਾਮ ਜਪੋ ਤੋ ਕਟੀਏ ਫਾਸਾ ਫਾਸਾ ਜਿਹੜਾ ਪਿਆ ਹੋਇਆ ਹੈ ਜਮਦਾ ਝਾੜ ਪਿਆ ਹੋਇਆ ਹੈ ਜਿਹਦੇ ਵਿੱਚ ਫਸਿਆ ਹੋਇਆ ਹੈ ਭਰਮ ਦੇ ਆਟੇ 'ਚ ਇਹ ਕੱਟਿਆ ਦਾ ਇਹਦਾ ਤਾਂ ਹੀ ਜਾਣਾ ਨਾਮ ਜਪੇ ਹੁਣ ਜਪਲ ਵਿੱਚ ਚਾਹੇ ਜਦ ਕੋਈ ਫੇਰ ਕਦੇ ਜਨਮ ਹੋਊਗਾ ਫਿਰ ਜਪਲ ਵਿੱਚ ਛੁਟਕਾਰਾ ਇੱਕੋ ਹੀ ਵਿਧੀ ਹੈ ਨਾਮ ਹੋਰ ਕੋਈ ਵਿਧੀ ਹੈ ਨਹੀਂ ਜੇ ਹੁਣ ਨਹੀਂ ਕਰਨਾ ਚਾਹੁੰਦਾ ਫਿਰ ਕੱਲ੍ਹ ਜਿੱਦ ਕਰਨੀ ਜਿੱਦ ਕੋਈ ਨਹੀਂ ਕੋਈ ਨਹੀਂ ਉੱਥੇ ਕਹੇ ਨੇਕ ਜੁਨੀ ਭਰਮਾ ਮੈਂ ਮੈਨੂੰ ਸਤਿਗੁਰੂ ਮੁਕਤ ਕਰਾਉਂਦਾ ਨੇਕ ਜੁਨੀ ਭਰਮਾ ਹੁੰਦਾ ਆਖਰ ਮੁਕਤੀ ਇੱਥੇ ਆ ਕੇ ਹੋਣੀ ਸੱਚ ਦੇ ਗਿਆਨ ਨਾਲੇ ਮੁਕਤ ਹੋਣੀ ਬਿਰ ਸਤਗੁਰ ਦਾ ਬਦਲਦਾ ਸੱਚ ਦੇ ਗਿਆਨ ਤੇ ਬਿਰੋ ਸੱਚ ਦੀ ਸੋਝੀ ਬਿਰ ਸੱਚ ਕੀ ਹੈ ਇਹ ਦੁਨੀਆ ਦਾ ਸੱਚ ਹੈ ਜੋਤ ਸੱਚ ਦਾ ਸੱਚ ਦਾ ਮਤਲਬ ਹੁੰਦਾ ਜੋ ਸਦਾ ਰਹੇ ਜੋਤ ਸਦਾ ਰਹਿੰਦੀ ਸਦਾ ਰਹਿਣ ਵਾਲੀ ਦੀ ਜੋਤ ਹੈ ਸੱਚ ਦਾ ਗਿਆਨ ਹੈ ਜੋਤ ਦਾ ਗਿਆਨ ਝੂਠ ਦਾ ਗਿਆਨ ਹੈ ਜਾਤ ਦਾ ਗਿਆਨ ਮਾਇਆ ਦਾ ਗਿਆਨ ਜੋ ਆਤਮ ਗਿਆਨ ਹੈ ਇਹ ਸੱਚ ਦਾ ਗਿਆਨ ਜੋਤ ਦਾ ਗਿਆਨ ਆਤਮ ਗਿਆਨ ਆਤਮਾ ਔਰ ਪ੍ਰਾਤਮ ਦਾ ਜੋ ਗਿਆਨ ਹੈ ਇਹ ਸੱਚ ਦਾ ਜਿੰਨਾ ਜਿਹੜੇ ਨੂੰ ਸੱਚ ਦਾ ਗਿਆਨ ਨਹੀਂ ਹੁੰਦਾ ਜੇ ਸਤਿਗੁਰ ਦਾ ਅਰਥ ਬੰਦਾ ਕਰ ਲਈਏ ਉਹ ਨਹੀਂ ਪੂਰਾ ਹੁੰਦਾ ਖਰਾ ਨਹੀਂ ਹੁੰਦਾ ਕਿਸੇ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਦੂਜੇ ਨੂੰ ਮੁਕਤੀ ਦੇ ਦੇਵੇ ਕੁਝ ਵੀ ਦੇ ਦੇਵੇ ਮੁਕਤੀ ਦੇ ਛੱਡੋ ਕੁਝ ਵੀ ਨਹੀਂ ਦੇ ਸਕਦਾ ਦੇ ਨਹੀਂ ਸਕਦਾ ਦੱਸ ਸਕਦਾ ਦੱਸਣਾ ਦੇਣਾ ਨਹੀਂ ਹੁੰਦਾ ਜੇ ਦੱਸਣਾ ਨੂੰ ਤਾਂ ਦੇਣਾ ਮਨ ਵੀ ਲਈਏ ਦੱਸ ਕੇ ਦਿੱਤਾ ਜਾਂਦਾ ਦੱਸੀ ਹੋਈ ਚੀਜ਼ ਜ਼ਰੂਰੀ ਨਹੀਂ ਵੀ ਉਹਨੂੰ ਮਿਲ ਅਮਲ ਕਰਿਆ ਕਿ ਕਰਿਆ ਲੈਣ ਵਾਲੇ ਨੇ ਜੇ ਬੁੱਢੀ ਦੀ ਗੱਲ ਤਾਂ ਲਈ ਦੀ ਦੱਸਣ ਵਾਲੇ ਨੇ ਚੀਜ਼ ਦਸਤੀ ਲੈਣ ਵਾਲੇ ਨੇ ਨਹੀਂ ਜੀ ਜੇ ਬੰਦੇ ਦੇ ਪਾਸ ਹੁੰਦਾ ਸਾਰੀ ਦੁਨੀਆ ਇੱਕ ਬੰਦਾ ਸਤਗੁਰ ਤੇ ਮੁਕਤੀ ਹੋ ਜਾਂਦੀ ਸਾਰਿਆਂ ਦੀ ਫਿਰ ਸਾਰੇ ਬੰਦੇ ਦੀ ਮੁਕਤੀ ਇੱਕ ਸਤਗੁਰ ਤੇ ਹੋ ਜਾਂਦੀ ਦਰਸ਼ਨ ਕਰਕੇ ਗੁਰੂ ਕੇ ਨਾਨਕ ਦੇ ਜੀ ਨੇ ਦਰਸ਼ਨ ਕਰ ਲਏ ਗੁਰੂ ਤੋਂ ਤਾਂ ਗੱਲੇ ਖਤਮ ਗੁਰਬਾਣੀ ਸਾਰੀ ਤੋਂ ਉਲਟਾ ਹੈ ਸਾਰੀ ਬਾਣੀ ਤੇ ਬੇਕਾਰ ਹੋ ਸਤਗੁਰ ਦਾ ਮਤਲਬ ਹੈਗਾ ਸੱਚ ਦਾ ਗਿਆਨ ਉਹਨੂੰ ਸੱਚ ਦਾ ਗਿਆਨ ਸੋਝੀ ਸੱਚ ਦੀ ਆ ਗਈ ਜਿਹਨੂੰ ਉਹਦੀ ਫਾਸੀ ਕੱਟੀ ਬਸ ਫਾਸੀ ਕੀ ਕੱਟੀ ਗਈ ਫਾਸੀ ਕੁਛ ਨਹੀਂ ਕੱਟੀ ਗਈ ਭਰਮ ਦੂਰ ਹੋ ਗਿਆ ਗਾਇਆ ਵੀ ਫਾਸੀ ਕੀ ਫਾਸੀ ਕੱਟੀ ਗਈ ਕੀ ਫਾਸੀ ਦੀ ਕਿਵੇਂ ਕੱਟੀ ਗਈ ਹੋਰ ਅਸਰ ਨਜ਼ਰ ਆਇਆ ਫਿਰ ਫਾਸੀ ਕੁਛ ਨਹੀਂ ਸੀ ਇਹਨੂੰ ਭਰਮ ਸੀ ਵੀ ਮੈਂ ਜਮਨਾ ਮਰਦ ਇੱਕ ਤਾਂ ਇਹਨੂੰ ਇਹ ਭਰਮ ਸੀ ਵੀ ਰੱਬ ਦਾ ਗਿਆਨ ਚਾਹੀਦਾ ਰੱਬ ਨੂੰ ਮਿਲਣਾ ਚਾਹੀਦਾ ਕੋਈ ਰੱਬ ਨੇ ਮਿਲਣ ਦੀ ਗੱਲ ਕੋਈ ਚ ਚਾਹੀਦੀ ਕਿਤੇ ਵੀ ਸਾਰੀਆਂ ਮੱਤਾਂ ਰੱਬ ਦੀ ਗੱਲ ਕਰਦੀਆਂ ਨੇ ਰੱਬ ਨੂੰ ਮਿਲਣ ਦੀ ਗੱਲ ਰੱਬ ਦੇ ਦਰਸ਼ਨ ਦੀ ਗੱਲ ਪਰ ਗੁਰਬਾਣੀ ਆਤਮ ਦਰਸ਼ਨ ਦੀ ਗੱਲ ਕਰਦੀ ਜਿਹੜਾ ਸੰਸਾਰ ਦੇ ਵਿੱਚ ਵੱਡਾ ਸਭ ਤੋਂ ਕਦੇ ਵੀ ਸੰਸਾਰ 'ਚ ਪੈਦਾ ਹੋਊਗਾ ਸਭ ਤੋਂ ਵੱਡਾ ਉਹ ਆਤਮ ਗਿਆਨੀ ਹੋਊਗਾ ਤੋਂ ਵੱਡਾ ਨਹੀਂ ਹੋਊਗਾ ਹੋਰ ਕੋਈ ਨਹੀਂ ਕੇ ਹੋਰ ਕੋਈ ਨਹੀਂ ਨਾ ਉਹ ਸਾਧ ਹੈ ਹੋਰ ਕੋਈ ਨਾਨ ਸਾਧ ਪੂਰਨ ਭਗਵਾਨ ਸਾਧ ਹੀ ਪੂਰਨ ਭਗਵਾਨ ਹੈ ਜਿਹਨੇ ਮਨ ਸਾਧ ਲਿਆ ਜਿਹਦਾ ਮਨ ਟਿਕ ਕੇ ਬੈਠ ਗਿਆ ਜਿਹਦਾ ਮਨ ਭਾਣਾ ਬਨ ਗਿਆ ਜਿਹਦੇ ਮਨ ਨੂੰ ਆਤਮ ਗਿਆਨ ਹੋ ਗਿਆ ਸੱਚ ਦਾ ਗਿਆਨ ਹੋ ਗਿਆ ਉਹ ਪੂਰਨ ਭਗਵਾਨ ਉਹ ਪੂਰਨ ਭਗਵਾਨ ਤੋਂ ਵੱਡਾ ਇਸ ਸੰਸਾਰ ਦਾ ਸੁਖੀ ਹੁੰਦਾ ਜਿਹਨੂੰ ਅਸੀਂ ਪਰਮੇਸ਼ਰ ਕਹਿੰਦੇ ਆ ਗੁਰਬਾਣੀ ਉਹ ਤਾਂ ਵਿਸ਼ਵ ਰੂਪ ਹੈ ਉਹਦੇ ਤਾਂ ਸਾਰੇ ਡੇਰੇ ਭਗਵਾਨ ਦੇ ਭਗਵਾਨ ਦੇ ਕਿੰਨੇ ਨੇ ਕੋਈ ਗਿਣਤੀ ਨਹੀਂ ਉੱਥੇ ਭਗਵਾਨ ਦਾ ਉਹ ਤਾਂ ਸਾਰਾ ਵਿਹੜਾ ਭਗਵਾਨ ਦਾ ਹੀ ਭਰਿਆ ਹੋਇਆ ਹੈ ਉਹ ਜਿਹੜਾ ਇੱਕ ਭਗਵਾਨ ਨਾ ਇੱਕ ਉਹ ਆਤਮ ਗਿਆਨੀ ਹੈ ਗੁਰਮੁਖ ਹੈ ਉਹ ਜਦੋਂ ਅਸੀਂ ਗੁਰਮੁਖ ਤੋਂ ਬਿਨਾਂ ਕਿਸੇ ਨੂੰ ਭਗਵਾਨ ਬਣਾ ਲੈਂਦੇ ਉਹ ਗੱਲ ਨੂੰ ਬਾਣੀ ਰੱਤ ਕਰਦੀ ਹੈ ਆਤਮ ਗਿਆਨੀ ਹੈ ਨਹੀਂ ਪੈਸੇ ਵਾਲਾ ਬੰਦਾ ਹੈ ਰਾਜਾ ਉਹਨੂੰ ਭਗਵਾਨ ਕਹਿੰਦਾ ਹੀ ਗੱਲ ਗੱਲ ਆਤਮ ਗਿਆਨੀ ਨਹੀਂ ਰਵਿਦਾਸ ਭਗਵਾਨ ਹੈ ਹਿੰਦੁਸਤਾਨ ਦਾ ਜਿਹੜਾ ਸ਼ਹਿਨशाह ਸ਼ਾਹ ਭਗਵਾਨ ਨਹੀਂ ਪੂਰੀ ਭਗਵਾਨ ਉਦਾਸ ਹੈ ਸੰਸਾਰ ਦੇ ਵਿੱਚ ਸਭ ਤੋਂ ਚਾਹੇ ਗਰੀਬ ਹੈ ਆਮ ਪਰ ਉਹ ਭਗਵਾਨ ਹੈ ਕਿਉਂਕਿ ਉਹ ਦਰਗਾਹ ਦੇ ਭਗਵਾਨ ਦਰਗਾਹ ਦੇ ਹਿਸਾਬ ਨਾਲ ਉਹੀ ਭਗਵਾਨ ਹੈ ਇਹ ਲੋਕਾਂ ਦੇ ਹਿਸਾਬ ਨਾਲ ਮਾਇਆ ਵਾਲਾ ਭਗਵਾਨ ਸਾਡੇ ਸੰਸਾਰੀਆਂ ਦੇ ਹਿਸਾਬ ਨਾਲ ਭਗਵਾਨ ਹੋਰ ਹੁੰਦਾ ਪੈਸੇ ਵਾਲਾ ਪੈਸੇ ਵਾਲਾ ਭਗਵਾਨ ਪਰ ਦਰਗਾਹ ਦੇ ਵਿੱਚ ਭਗਵਾਨ ਕੌਣ ਹੈ ਇਹ ਦਰਗਾਹ ਨਹੀਂ ਬਣੀ ਉੱਥੇ ਦੇ ਹਿਸਾਬ ਨਾਲ ਭਗਵਾਨ ਕੌਣ ਹੈ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਕੋਈ ਨਾ ਕੋਈ ਕੋਈ ਨਾ ਹੋਏ ਹੋਰ ਨਾ ਹੋਏ ਹੋਰ ਨਾ ਹੋਏ ਛਤਰਪਤੀ ਰਾਜਾ ਹੋਵੇ ਪੰਡਤ ਹੋਵੇ ਸੂਰਮਾ ਹੋਵੇ ਭਗਤ ਦੇ ਬਰਾਬਰ ਨਹੀਂ ਹੈ ਕੋਈ ਵੀਰ ਚੋ ਅਸ਼ੀਰ ਵੀ ਵਿੱਚ ਰਹਿ ਲੈ ਸੂਰਮੇ ਉਹ ਅਸ਼ੀਰ ਵਿੱਚ ਲੈ ਲੈ ਵਿੱਚ ਰਹਿ ਲੈ ਭਗਤ ਤੋਂ ਥੱਲੇ ਹੀ ਅਵਸਥਾ ਹੈ ਨਾ ਜੀ ਨਾ ਕੁਝ ਵੀ ਨਹੀਂ ਹੈ ਸ਼ੀਰ ਦੀ ਵੀ ਅਵਸਥਾ ਹੈ ਕਿਹੜੀ ਗੱਲ ਖਾਤਰ ਸ਼ੀਰ ਕਿਹੜੀ ਗੱਲ ਖਾਤਰ ਸ਼ੀਰ ਹੋਇਆ ਫਿਰ ਇਹਦੀ ਗੱਲ ਨਾਲ ਇਹਦਾ ਜਿਹੜੇ ਭੱਜ ਗਏ ਪਿੱਠ ਦੀ ਗੋਲੀ ਲੱਗੀ ਉਹ ਵੀ ਸ਼ੀਰ ਜਿਹੜੇ ਬਾਹਰ ਖੜੀ ਹੋ ਕਰਕੇ ਉਹ ਵੀ ਸ਼ੀਰ ਗਾਂ ਜਾ ਕੇ ਅਗਲੇ ਇਹਦਾ ਨਾਮਦਾਰੀ ਵੀ ਸ਼ੀਰ ਨੇ ਜਿਹਨਾਂ ਨੇ ਬਾਣਾ ਲਾਤਾ ਗੁਰੂ ਬਾਣਾ ਲਾਤਾ ਇਸ ਕਰਕੇ ਵੀ ਅਸੀਂ ਬਰੀ ਹੋ ਜਾਂਦੇ ਉਹਨਾਂ ਜਿਹਨਾਂ ਵਿੱਚ ਲੜੇ ਨੇ ਮਸ਼ੀਰ ਉਹੀ ਸਰਕਾਰ ਦਿੰਦੇ ਨੇ ਉਹਨਾਂ ਨੂੰ ਹਾਂ ਉਹੀ ਦੇਸ਼ ਵਿੱਚ ਲੜੇ ਉਹ ਦੇਸ਼ ਵਾਲੇ ਜਿਹੜੇ ਆਪਣੇ ਉਹੀ ਉਹਨਾਂ ਨੂੰ ਸਰਕਾਰ ਦਿੰਦੇ ਨੇ ਆ ਨਾਮਦਾਰੀ ਹੈ ਨਾ ਦੂਏ ਨੇ ਆ ਬੰਦੇ ਬਾਹਰ ਵਾਲੇ ਉਹ ਕਹਿੰਦੇ ਨੇ ਬੰਦੇ ਬਾਹਰ ਜੀ ਕਹਿ ਲਓ ਭਾਈ ਮਨੀ ਸਿੰਘ ਦੀ ਕੇਰ ਦਾ ਕਿਸੇ ਦੀ ਕਹਿ ਲਓ ਅਜ ਤੱਕ ਗੁਰੂ ਦੇ ਪਹਿਲਾਂ ਕੇਰ ਦੀ ਡਿਮਾਂਡ ਕਰਦੇ ਨੇ ਯਾਰ ਹੁੰਦਾ ਵੀ ਗੁਰੂ ਸੀ ਉਹ ਬਹੁਤ ਆਪੇ ਫਸਦੇ ਨੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਗਾਹਾਂ ਥੱਪੜ ਕੇ ਆ ਜਾਪੂ ਇਹਨਾਂ ਦੇ ਜਿਹਦੇ ਦਿਮਾਗ 'ਚ ਇੱਕ ਸਿੱਖ ਦੀ ਜੋ ਸਿੱਖ ਸੀ ਉਹਦੀ ਚੇਲ ਦਾ ਕੀ ਮਤਲਬ ਉਹਦਾ ਤਾਂ ਵਧੀਆ ਵਧੀਆ ਸਿੱਖ ਪਏ ਸਾਡੇ ਕੋਲ ਜਿਹੜੀ ਬਣਾਉ ਭਾਈ ਬਰੀ ਸਿੰਘ ਵਾਸਤੇ ਤਾਂ ਕੋਈ ਕਿਹੜੀ ਚੇਲ ਲਾਓ ਕੋਈ ਡਿਮਾਂਡ ਵੀ ਨਹੀਂ ਗੁਰੂ ਨਾਨਕ ਦੀ ਚੇਲ ਜ਼ਰੂਰ ਹੈ ਗੋਬਿੰਦ ਸਿੰਘ ਦੀ ਚੇਲ ਨਹੀਂ ਹੈ ਹੋਰ ਕਿਸੇ ਗੁਰੂ ਦੀ ਚੇਲ ਨਹੀਂ ਇਹ ਗੱਲ ਹੈ ਹੈ ਨਾਨਕ ਦੀ ਅੱਲਾ ਨਹੀਂ ਸਾਰੇ ਦੀ ਲੱਗੀ ਸਿੱਖਾਂ ਦੀ ਵਿੱਚ ਆ ਗਈ ਬੰਦੇ ਬਾਦਲ ਦੀ ਕਿਉਂ ਨਹੀਂ ਆਈ ਨਾਨਕ ਦੇ ਵਿੱਚ ਬੰਦੇ ਬਾਦਲ ਵਾਲੇ ਕਿਉਂ ਨਹੀਂ ਬਾਈ ਨਾਨਕ ਦੀ ਜੇਬ ਤੋਂ ਬੱਚੋ ਖੋਟ ਹੈ ਅਬੇ ਕਿਉਂ ਮੰਗਦੇ ਨੇ ਕਿਉਂ ਬੜਾ ਹੋਇਆ ਉਹ ਨਾਲ ਨਹੀਂ ਹੈ ਅੰਦਰੋਂ ਐਵਰੀ ਨਾਲ ਜਿਹੜੇ ਬੰਦੇ ਵਾਹ ਨੇ ਗੁਰੂ ਘਰ ਦੇ ਵੀ ਹਣ ਪ੍ਰੋਗਰਾਮ ਉਹ ਹੀ ਜਿਨ੍ਹਾਂ ਨੇ ਰਾਮ ਅਦੀ ਚੇਰ ਬੰਦੀ ਹੈ ਸਤਿਗੁਰੂ ਰਾਮ ਸਿੰਘ ਦੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਕੋਈ ਬੁਕੀ ਚੇਰ ਕਰੀ ਬੁਕੀ ਨਾਨਕ ਤੋਂ ਰਾਮ ਸਿੰਘ ਦੇ ਕਿਉਂ ਆ ਗਏ ਸਿੱਧੇ ਸਿੱਧੇ ਹੀ ਕੀ ਰਾਮ ਸਿੰਘ ਸੀ ਉਹ ਜਿਹੜੇ ਬੰਦ ਕੱਟੇਗਾ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦਾ ਰਿਸ਼ਤਾ ਜਿਹੜੇ ਉੱਪਰ ਗਏ ਦੇਗਾ ਦੇ ਵਿੱਚ ਜਿਨ੍ਹਾਂ ਦੇ ਆਰੇ ਚੱਲ ਗਏ ਸਰੀਰ ਤੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਇਹਨੂੰ ਤਾਂ ਕਾਲੇ ਪਾਣੀ ਹੋ ਗਏ ਸੀ ਉਹਨਾਂ ਨੂੰ ਕਹਤੇ ਨਹੀਂ ਕਿਹਾ ਇਹਦਾ ਮਤਲਬ ਹੈ ਸਿੱਖੀ ਨੂੰ ਸਿੱਖੀ ਨਾਲ ਨਹੀਂ ਨਾ ਹੈਗਾ ਰਿਸ਼ਤਾ ਉਹ ਤਾਂ ਸਾਫ ਹੀ ਜ਼ਾਹਰ ਹੁੰਦਾ ਇਹ ਤਾਂ ਬੰਦੇ ਬਹਾਦਰ ਵਰਗੇ ਵੀ ਸ਼ਕਲ ਨਹੀਂ ਨੇ ਜਿਹੜੇ ਬੰਦੇ ਬਹਾਦਰ ਦਾ ਰਵਾਈ ਨੇ ਆਪਣੇ ਨਾਲ ਬੰਦੇ ਬਹਾਦਰ ਵਰਗੇ ਵੀ ਨਹੀਂ ਬੰਦੇ ਬਹਾਦਰ ਪਹਿਲਾਂ ਤਾਂ ਬਾਣੇ ਪਾਉਣ ਉਹਦੇ ਬਾਅਦ ਹੀ ਫੇਰ ਗੱਲ ਕਰ ਉਹ ਤਾਂ ਅਸੀਂ ਦੱਸਾਂਗੇ ਬੰਦਾ ਬਹਾਦਰ ਸਾਡਾ ਸੀਖ ਨਹੀਂ ਸੀ ਉਹ ਜਿਹੜਾ ਵੀ ਸੀ ਉਹ ਹੋਲੇ ਵੀ ਨਹੀਂ ਹੈਗੇ ਆਹੋ ਜੇ ਤੁਹਾਨੂੰ ਜ਼ਿਆਦਾ ਸ਼ੌਕ ਹੈ ਮੈਂ ਉਹ ਜੇ ਤਾਂ ਬਣੂ ਫੇਰ ਗੱਲ ਕਰਿਓ ਪੂਰੇ ਹੈ ਹੋ ਜਾ ਕਿੰਨੇ ਸੰਪਰਦਾਇ ਦਾ ਕੋਈ ਸਭ ਅੰਤਰ ਉਹਨਾਂ ਨੇ ਕੀ ਹੈ ਕਿ ਅੰਦਰਲੀ ਜੀ ਜਾਣਦੀ ਹੁੰਦੀ ਨਾ ਗੱਲਾਂ ਤੇ ਅੰਦਰੋਂ ਕੀ ਹੈ ਕੀ ਅਸੀਂ ਰੀਡ ਨਹੀਂ ਕਰ ਸਕਦੇ ਅੰਦਰ ਤੁਹਾਡੇ ਉਹ ਜਿੱਦੇ ਵਰਜੀ ਚਲਾਕ ਬਣ ਜਿਹੜੇ ਗਾਹ ਬੈਠੇ ਨੇ ਗੱਲਾਂ ਚੋਰਾ ਦੀਆਂ ਸਾਰਾ ਬੁਝ ਲੜੀ ਚੋਰਾ ਦੀਆਂ ਗੱਲਾਂ ਸਾਰਾ ਨੇ ਬੁਝ ਲੜੀ ਵੀ ਤੁਹਾਡੇ ਬੱਚ ਕੀ ਹੈ ਬੰਦੇ ਗੱਲ ਲੁਕੀ ਹੋਈ ਹੈ ਕਿਸੇ ਤੇ ਨਾਲ ਬਰਾਗੀ ਦਾ ਰਹੇ ਨਹੀਂ ਜਦੋਂ ਜਦੋਂ ਅਮਰ ਦਾ ਬਰਾਗੀ ਦਾ ਰਹੇ ਨਹੀਂ ਫਿਰ ਜੇ ਮੁੜ ਕੇ ਬਰਾਗੀ ਹੈ ਫਿਰ ਗੁਰੂ ਵਾਲਾ ਹੈ ਫਿਰ ਗੁਰੂ ਵਾਲਾ ਹੈ ਨਹੀਂ ਜੇ ਬਰਾਗੀ ਹੈ ਫਿਰ ਫਿਰ ਆਵਣ ਜਾਣ ਨਾ ਹੋਈ ਫਿਰ ਫਿਰ ਆਵਣ ਜਾਣ ਨਾ ਇੱਕ ਇੱਕ ਜਪੋ ਜਪ ਸੋਈ ਅਸਲ ਚ ਬੈਗ ਮਾਰ ਕੇ ਬਰਾਗੀ ਬਣ ਗਿਆ ਉਹ ਜੇ ਬਰਾਗੀ ਬਣ ਗਿਆ ਫਿਰ ਸਿੱਖੀ ਛੱਡੇ ਤਾਂ ਹੀ ਤਾਂ ਸਿੱਖਾਂ ਨੇ ਖਾਲੀ ਕੀਤਾ ਮਾਤਾ ਨੇ ਖਾਲੀ ਕਰਤਾ ਆਪੇ ਬਰਾਗੀ ਰਹਿ ਗਿਆ ਰਹਿਣਾ ਬਰਾਗੀ ਅਸੀਂ ਫਿਰ ਫਿਰ ਆਵਣ ਜਾਣ ਨਾ ਹੋਈ ਇੱਕ ਇੱਕ ਜਪੋ ਜਪ ਸੋਈ ਜਦੋਂ ਇੱਕ ਹੋ ਕੇ ਇੱਕੋ ਇੱਕ ਆਪ ਇੱਕ ਹੋ ਕੇ ਇੱਕ ਨੂੰ ਜਾਣ ਲਿਆ ਇੱਕੋ ਆਪ ਇੱਕ ਹੋਏ ਤੇ ਇਹਨੂੰ ਪਤਾ ਲੱਗਣਾ ਕੀ ਹੁੰਦਾ ਪਹਿਲਾਂ ਨਹੀਂ ਪਤਾ ਲੱਗਣਾ ਇੱਕ ਰਹਿਆ ਤਾਂ ਇੱਕੋ ਜਾਨੋ ਬਾਹਰੋਂ ਕਿਦੋਂ ਨਹੀਂ ਪਤਾ ਲੱਗਣਾ ਇੱਕ ਦਾ ਇਹਨੂੰ ਅੰਦਰੋਂ ਪਤਾ ਲੱਗਣਾ ਅੰਦਰੋਂ ਭੇਸ ਨੇ ਕੋਣਾ ਅੰਦਰ ਕੌਣ ਦਾ ਦੂਆ ਬੈਜੂ ਆ ਕੇ ਜਾਏਗਾ ਕੀਰਤਾ ਕੀ ਹੈ ਚਿਤ ਕਰ ਰਿਹਾ ਅਸਲ ਹੈ ਜਦ ਆਪ ਇਹ ਕੋਲਦਾ ਫਿਰ ਪਤਾ ਲੱਗਦਾ ਕੀ ਹੈ ਇੱਕ ਰਹਾ ਤਾਂ ਇੱਕੋ ਜਦ ਇਹਨੇ ਇੱਕ ਜਾਣਿਆ ਜਦ ਆਪ ਇੱਕ ਹੋ ਕੇ ਰਹਿ ਗਿਆ ਹਮੇਸ਼ਾ ਵਾਸਤੇ ਉਹੀ ਗੱਲ ਹੈ ਕਹੀ ਗੱਲ ਉਹੀ ਕਹੀ ਹੈ ਲਫ਼ਜ਼ਾਂ ਦਾ ਹੇਰ ਪੇਰ ਜਿਹੜਾ ਉੱਥੇ ਥੋੜਾ ਜਿਹਾ ਭੱਟਾ ਦਾ ਸੁਈਏ ਜਾਂਦਾ ਤੂੰ ਪੜੇ ਹੋ ਇੱਕ ਧਰੇ ਹੋ ਇੱਕ ਇੱਕ ਲਈ ਨਹੀਂ ਹੁਣ ਇੱਕ ਚ ਨੀਨ ਹੋਣ ਦਾ ਮਤਲਬ ਉੱਥੇ ਐ ਨਹੀਂ ਕਿ ਹੋਇਆ ਨਹੀਂ ਗਿਆ ਇੱਕ ਤੇ ਦੀਨ ਹੋ ਗਿਆ ਹੈ ਹੈ ਮਤਲਬ ਤੂੰ ਹੋ ਇੱਕ ਧਰੇ ਹੋ ਇੱਕ ਇੱਕ ਲਈ ਨੂੰ ਆਓ ਫਿਰ ਇੱਕ ਹੋ ਕੇ ਲੀਡ ਹੋ ਗਿਆ ਇੱਕ ਦੂਏ ਉਹ ਇੱਕ ਸੁਣਾ ਇੱਕ ਸੇ ਇੱਕ ਪਹਿਲੇ ਹੀ ਸੀ ਲੀਨ ਹੋਣ ਵਾਲਾ ਹੋਰ ਸੀ ਇੱਕ ਸਮਾਂ ਹੈ ਨੂੰ ਇੱਕ ਸਮਾਂ ਚ ਪਹਿਲੇ ਆ ਰਿਹਾ ਸੱਚੀ ਕੋਈ ਪੜੇ ਹੋ ਇੱਕ ਹਾਂ ਮਨ ਧਰੇ ਹੋਏ ਅਸਲ ਦੇ ਵਿੱਚ ਕੀ ਹੈ ਜਿਹੜਾ ਦੂਈ ਪੈਦਾ ਹੋਈ ਸੀ ਤਲੀਨ ਹੋਈ ਦੂਈ ਪੈਦਾ ਹੋਈ ਸੀ ਜਿਹੜੀ ਕਲਪਨਾ ਪੈਦਾ ਹੋਈ ਸੀ ਨਾ ਉਹ ਸ਼ਬਦ ਜਲੀਨ ਹੋ ਹਾਂ ਨਾ ਦੁਆਇਤ ਪੈਦਾ ਹੋਈ ਸੀ ਲੋ ਦੁਆਇਤ ਪੈਦਾ ਹੋਈ ਸੀ ਦੁਆਇਆ ਤੋਂ ਇਹ ਤੋਂ ਹੋਰ ਸਲੋਗਨ ਨਾ ਵੀ ਜਦ ਹਮ ਇੱਕੋ ਇੱਕ ਕਰ ਮੰਨਿਆ ਤਾਂ ਲੋਗੋਂ ਕਾਹੇ ਤੋਂ ਕੋਈ ਮੰਨ ਜਾਂਦੇ ਜਦ ਹਮ ਇੱਕੋ ਇੱਕ ਕਰ ਜਾਂਦੇ ਮੰਨਿਆ ਤਾਂ ਲੋਗੋਂ ਜਦ ਹਮ ਇੱਕੋ ਕਰ ਇੱਥੇ ਹੈ ਹਾਂ ਇੱਕ ਕਰ ਜਾਂਦੇ ਹਾਂ ਤੋ लोगों ਕਾਹੇ है दुख ਇੱਕੋ ਇੱਕ ਇਕੱਠਾ ਹੈ है ਜਦ ਆਪ ਇੱਕੋ ਇੱਕ ਕਰ ਜਾਂਦੇ ਜਿਹੜਾ ਇੱਕ ਕਹਿੰਦੇ ਹੋ ਤੁਸੀਂ ਇੱਕ ਜਦ ਅਸੀਂ ਉਹਨੂੰ ਇੱਕ ਨੂੰ ਸਮਝ ਲਿਆ ਕਿ ਕੀ ਹੁੰਦਾ ਹੈ ਫਿਰ ਤੁਸੀਂ ਉਹਨੂੰ ਦੁੱਖ ਕਾਹਦੇ ਬੋਲਦੇ ਹੋ ਫਿਰ ਪਰਮਾ ਵਿਸ਼ਨੂੰ ਤਿੰਨੇ ਇਕੱਠੇ ਜਾਂਦੇ ਨੇ ਪਰਮਾ ਵਿਸ਼ਨੂੰ ਬਹਿਸ਼ ਤਿੰਨੇ ਇਕੱਠੇ ਹੁੰਦੇ ਇਹ ਤਿੰਨਾਂ ਜੋ ਕੋਈ ਵੀ ਨਹੀਂ ਹੈ ਉਹ ਇੱਕ ਆਏ ਅੱਲਾ ਅੱਲਾ ਤੋ ਕਾ ਬਹੁ ਕਹੂੰ ਕਿ ਉਹ ਪੁਕਾਰ ਇਹ ਕਬੀਰ ਦੀ ਹੈ ਜਦ ਮੈਂ ਇੱਕ ਜਾਣ ਲਿਆ ਇੱਕ ਕੀ ਹੈ ਤਕਲੀਫ ਦੀ ਹੈ ਇਹਨੂੰ ਉਹ ਕਹਿੰਦੇ ਤੁਸੀਂ ਖੁਦ ਤੁਸੀਂ ਤੜਫਦੇ ਗਾਤੀ ਹੋ ਬਾਬਲੇ ਨੂੰ ਤੇ ਉਹਨਾਂ ਦਾ ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕੱਟ ਹੁੰਦੇ ਤਾਂ ਤੜਫਦੇ ਉਹ ਤਾਂ ਤੜਫਦੇ ਨੇ ਬਸ ਹੈ ਤਿੰਨ ਕੱਟ ਉਹਨਾਂ ਨੇ ਤਿੰਨ ਬਣਾ ਲਏ ਇੱਕ ਨੇ ਇਹਨਾਂ ਦਾ ਇੱਕ ਹੁੰਦਾ ਮੇਰੇ ਤਿੰਨਾਂ ਦਾ ਇੱਕ ਕਰਕੇ ਦਿਖਾਓ ਤਿੰਨ ਤਿੰਨ ਨੇ ਆਰਡਰ ਇੱਕ ਦਾ ਜੋਤ ਹੈ ਇੱਕ ਦਾ ਸਰੀਰ ਹੁੰਦਾ ਹੀ ਇੱਕ ਜਨਮ ਪਚਾਉਂਦਾ ਹੀ ਨਹੀਂ ਇੱਕ ਨੂੰ ਉਹ ਵੀ ਵੱਡਾ ਬੰਦਰ ਉਹ ਨੂੰ ਤਾਂ ਸ਼ਿਵ ਜੀ ਆਉਂਦਾ ਜਾਂ ਜਾਂਦਾ ਵਿਸ਼ਨੂੰ ਵੀ ਆਉਂਦਾ ਜਾਪ ਜਾਂਦਾ ਬ੍ਰਹਮਾ ਵੀ ਆਉਂਦਾ ਜਾਪ ਜਾਂਦਾ ਰੋਮ ਕੀ ਹੈ ਜਿਹਨੂੰ ਤਿੰਨੇ ਜਪਦੇ ਨੇ ਉਹ ਕੀ ਹੈ ਸਵਾਲ ਇਹ ਸੀ ਉਹੀ ਗੱਲ ਹੋ ਗਈ ਇਹ ਆਪਣੇ ਆਪਣੇ ਗੁਰੂ ਤੇ ਖੜ ਗਏ ਹਾਂ ਉਹ ਓਮ ਨਮੋ ਸ਼ਿਵਾ ਲੱਗੇ ਗੱਲ ਸਗੋਂ ਉਲਟਾ ਹੋ ਗਿਆ ਹਾਂ ਇਹ ਇਹ ਜਾਪ ਜਿਹੜਾ ਸ਼ਿਵਜੀ ਜਪਦਾ ਉਹ ਨਹੀਂ ਜਪਿਆ ਜਿਹੜਾ ਇਹ ਸ਼ਿਵਜੀ ਨੂੰ ਜਪਣ ਲੱਗ ਕਿ ਓਮ ਨਮੋ ਸ਼ਿਵਾ ਓਮ ਨਮੋ ਸ਼ਿਵਾ ਦਾ ਵੀ ਅਰਥ ਹੈ ਵੀ ਸ਼ਿਵਜੀ ਓਮ ਨੂੰ ਨਮਸਕਾਰ ਕਰਦਾ ਆਏ ਦਾ ਇੱਕ ਡੰਡਾ ਪਿੱਛੇ ਹੈ ਓਮ ਨੂੰ ਦਾ ਸ਼ਿਵ ਜੀ ਵੀ ਨਮਸਕਾਰ ਕਰਦਾ ਆ ਹੈ ਦਾ ਅਰਥ ਆਗਾ ਤੇ ਲੈਂਦੇ ਔਰ ਸ਼ਿਵ ਜੀ ਨੂੰ ਓਮ ਥੋੜੀ ਨਮਸਕਾਰ ਕਰਦਾ ਓਮ ਨੂੰ ਓਮ ਨੂੰ ਨਮਸਕਾਰ ਕਰਦਾ ਸ਼ਿਵਾਏ ਸ਼ਿਵ ਜੀ ਅਰਥ ਦਾ ਸਿੱਧਾ ਯਾਦਾ ਓਮ ਨਮੋ ਦਾ ਅਰਥ ਕਰੋ ਵੀ ਓਮ ਨਮਸਕਾਰ ਕਰਦਾ ਦੀਵਾ ਉੱਤੇ शिव जी के देखो दो याद ਕਹੋ ज्यादा कहोगे ओम शिव जी अगे नहीं ਇਹ या शिव जी ओम ਦੀ नहीं ਉਹ ਨਾ ਤਾਂ ਦੇ ਅੱਗੇ ਉਹ ਸ਼ਿਵ ਜੀ ਤੇ ਅੱਗੇ ਉਹ ਡੂਡੀ ਵਗਰ ਉਹ ਮੈਂ ਕਹਿੰਦਾ ਨਾ ਉਹ ਦੀ ਕਹਿੰਦਾ ਸ਼ਿਵ ਜੀ ਉਹ ਮੈਂ ਉਹਨੂੰ ਨਮਸਕਾਰ ਕਰਦੇ ਹਾਂ ਸਾਡੀ ਤਾਂ ਗੱਲੇ ਨਹੀਂ ਗੱਲ ਤਾਂ ਸਿਰ ਪੈਂਦੀ ਹੈ ਉਹ ਬਨਵੇ ਸ਼ਿਵਾ ਇਹ ਤਾਂ ਅਸਲ ਦੇ ਵਿੱਚ ਕੀ ਹੈ ਸ਼ਿਵ ਜਿਹੜਾ ਹੈ ਲਫ਼ਜ਼ ਪਰਮੇਸ਼ਰ ਵਾਸਤੇ ਆਇਆ ਹੈ ਇਹ ਡਿਫਾਈਨ ਕੀਤਾ ਹੈ ਗੁਰਬਾਣੀ ਦਾ ਪਾਸ ਕਹਿੰਦੇ ਮਹਾਦੇਵ ਕੋ ਕਹਿਤ ਸਦਾ ਸ਼ਿਵ ਜਿਹੜੇ ਸ਼ਿਵ ਲਫ਼ਜ਼ ਹੈ ਉਹ ਵਾਸਤੇ ਆਇਆ ਸਦਾ ਸ਼ਿਵ ਉਹ ਵੀ ਐਡਜੈਕਟਿਵ ਕੇ ਆਉਂਦੇ ਸਦਾ ਸ਼ਿਵ ਲਾ ਕੇ ਆਉਂਦੇ ਸਦਾ ਸ਼ਿਵ ਲੱਗੇ ਨਾਲ ਸ਼ਿਵ ਸ਼ਿਵ ਸਦਾ ਸ਼ਿਵ ਹੈ ਮਤਲਬ ਕੋਈ ਸਦਾ ਨਾਮ ਹੈ ਨਾਲ ਵੀ ਸ਼ਿਵ ਹੈ ਮਤਲਬ ਕੀ ਸਦਾ ਸ਼ਿਵ ਲੱਗਣ ਮਤਲਬ ਇਹ ਹੋਗਾ ਵੀ ਸ਼ਿਵ ਜਾਂਦਾ ਉਹਦੇ ਪਰ ਆਹੋ ਇਹਨਾਂ ਦੇ ਸ਼ਿਵ ਫਿਰ ਸਦਾ ਸ਼ਿਵ ਨਹੀਂ ਹੈ ਉੱਤਾ ਹੀ ਮਹਾਦੇਵ ਕਿਹਾ ਅਸਲ ਨਾਲ ਸਦਾ ਸ਼ਿਵ ਨਹੀਂ ਉਹਨੂੰ ਮਹਾਦੇਵ ਕਿਹਾ ਉਸੇ ਹਾਂ ਉਸੇ ਮਹਾਦੇਵ ਕਿਹਾ ਜੇ ਉਹ ਸਦਾ ਸ਼ਿਵ ਨਾ ਕਹਿੰਦੇ ਫਿਰ ਸ਼ਿਵ ਸ਼ਿਵ ਨੂੰ ਤਾਂ ਕਹਿੰਦੇ ਨੇ ਮਹਾਦੇਵ ਸ਼ਿਵਰ ਮਹਾਦੇਵ ਤੇ ਕੋਈ ਨਹੀਂ ਨਾ ਮਹਾਦੇਵਾ ਸ਼ਿਵ ਤਾਂ ਫਿਰ ਹੈ ਉਹ ਤਾਂ ਫਿਰ ਕਹਿੰਦੇ ਜਿਹੜਾ ਮਹਾਦੇਵ ਉਹਨੂੰ ਸਦਾ ਸ਼ਿਵ ਕਹਿਣ ਮਹਾਦੇਵ ਕਿਹਨੂੰ ਕਹਿੰਦੇ ਆਮ ਸਾਰੇ ਦੇਵਤੇ ਜਿਹੜਾ ਸਿੱਧੇ ਰਾਹ ਪੈਂਦਾ ਉਧਰ ਤੇ ਦੇਵਤਾ ਬਣ ਜਾਂਦਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਵ ਜਦ ਉਹਦਾ ਰਾਹ ਬਦਲਦਾ ਉਧਰ ਤੇ ਉਹ ਦੇਵਤੇ ਦੇ ਉਹਦੇ ਵਿੱਚ ਜਦੋਂ ਰਾਹ ਬਦਲ ਗਿਆ ਧਰਮ ਧਾਰਨ ਕਰ ਲਿਆ ਦੇਵਤਾ ਤਾਂ ਉਦੋਂ ਬਣ ਗਿਆ ਹੁਣ ਇਹਨਾਂ ਦੇ ਵਿੱਚੋਂ ਵੱਡਾ ਜਿਹੜਾ ਹੈਗਾ ਉਸ ਉਹ ਸ਼ਿਵ ਮਹਾਦੇਵ ਦੇਵਤਾ ਜੋ ਵੱਡਾ ਮਹਾਦੇਵ ਹੋ ਗਿਆ ਇਹਨਾਂ ਦਾ ਆਗੂ ਬਣ ਲੋ ਚਲ ਇਹ ਗੁਰੂ ਕਹਿੰਦੇ ਉਹਨਾਂ ਨੂੰ ਗੁਰੂ ਬਣ ਲੋ ਆਪਣੀ ਭਾਸ਼ਾ 'ਚ ਜਿਹੜੋ ਗਿਆਨ ਲੈਂਦੇ ਨੇ ਗੁਰਦੇਵ ਗੁਰਦੇਵ ਕਹੀ ਜਾਣ ਜੋ ਮਰਜੀ ਕਹੀ ਜਾਣ ਆਪਣੀ ਭਾਸ਼ਾ ਇਹਨਾਂ ਜੋ ਵੱਡਾ ਹੈ ਇਹਨਾਂ ਦਾ ਆਗੂ ਹੈ ਰਹਿਬਰ ਹੈ ਇਹਨਾਂ ਜੋ ਸਿਆਣਾ ਹੈ ਇਹਨਾਂ ਨੂੰ ਦੱਸਦਾ ਹੈ ਕੁਝ ਜੋ ਉਹਨੇ ਸਮਝਿਆ ਹੋਇਆ ਇਹਦਾ ਨੂੰ ਸਦਾਜਮ ਕਹਿਣ ਲੱਗੇ ਨਿਰੰਕਾਰ ਦਾ ਚਿੱਤ ਹੈ ਇਸ ਕਰਕੇ ਨਾ ਨਿਰਾਕਾਰ ਦਾ ਚਿੱਤ ਖੋਜ ਛੱਡ ਜਾ ਤੇ ਬੇਕਾਰ ਨੂੰ ਕੋਲ ਲੱਗ ਸਦਾ ਹੈ ਜਿਹੜਾ ਉਹ ਨਿਰੰਕਾਰ ਨਿਰੰਕਾਰ ਸਦਾ ਸ਼ਿਵ ਦੇਤਾ ਨਹੀਂ ਹੋ ਨਹੀਂ ਸਕਦਾ ਕਿਉਂਕਿ ਦੇਹਦਾਰ ਵਸਤ ਰਹਿਣੀ ਗੱਲ ਇਹ ਕਹੀ ਹੋਈ ਹੈ ਦੇਹ ਦਾ ਹਮੇਸ਼ਾ ਰਹਿਣ ਵਾਲੀ ਜੁੱਤੀ ਜਿਹੜਾ ਸਦਾ ਛੇੜ ਉਹ ਦੇਹ ਤੇ ਪਹੀਰ ਤੇ ਸਰੀਰ ਤੋਂ ਵੱਖਰਾ ਸਰੀਰ ਹੀ ਉਹਦਾ ਨਾਲ ਸ਼ਿਵ ਸਾਡੇ ਵੀ ਕਿਹਾ ਹੈ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਉਪਰ ਕਰਤਾ ਉਤੇ ਸ਼ਿਵੇ ਕਿਹਾ ਹੈ ਕਰਤਾ ਆਪੇ ਉਪਰ ਨਹੀਂ ਕਿਤੇ ਕਿਤੇ ਉਹਨਾਂ ਸ਼ਿਵ ਲੈ ਲਿਆ ਵੀ ਜੇ ਜੇ ਸ਼ਿਵ ਚਿਤ ਦੇਵ ਚਿਤ ਦੇਵ ਸ਼ਿਵ ਕਿਹਾ ਹੋਇਆ ਜਿਹੜਾ ਸ਼ਿਵ ਹੁੰਦਾ ਇੱਕ ਹੁੰਦਾ ਉਹ ਸ਼ਿਵ ਚਿਤ ਇੱਕ ਇੱਕ ਸ਼ਿਵ ਇੱਕ ਸ਼ਿਵ ਉਹਨੇ ਸ਼ਕਤੀ ਪੈਦਾ ਕੀਤੀ ਹੈ ਸ਼ਿਵ ਨੇ ਇੱਥੇ ਇੱਕ ਵਜੇ ਨੂੰ ਚੱਲੂ ਸੱਚਖੰਡ ਦੇ ਸਾਰੇ ਵੀ ਸ਼ਿਵ ਨੇ ਇਹ ਕਹਿੰਦੇ ਉਹ ਸ਼ਿਵ ਨੇ ਸ਼ਕਤੀ ਪੈਦਾ ਕੀਤੀ ਇਹ ਸ਼ਿਵਰ ਖਾਲਸਾ ਸਮਰਥੀ ਹੈ ਸਮਰਥ ਸ਼ਿਵਰ ਸਮਰਥੀ ਹੈ ਉਹ ਗੁਰਮੁਖੀ ਵੀ ਸਮਰਥੀ ਸਮਰਥੀ ਉਹ ਹੈ ਸ਼ਿਵ ਨੇ ਆਪਣੀ ਸ਼ਕਤੀ ਪੈਦਾ ਕੀਤੀ ਸ਼ਕਤੀ ਕੀ ਇੱਛਾ ਸ਼ਕਤੀ ਸ਼ਕਤੀ ਸ਼ਕਤੀ ਕੀ ਹੈ ਜੋਤ ਦੀ ਸ਼ਕਤੀ ਜੋਤ ਦੀ ਇੱਛਾ ਹੁੰਦੀ ਜੋ ਉਹ ਚਾਹੁੰਦਾ ਉਹ ਹੋਈ ਜਾਂਦਾ ਉਹਦੀ ਚਾਹਣਾ ਹੀ ਇੱਛਾ ਹੀ ਸ਼ਕਤੀ ਹੈ ਉਹਦੀ ਜਿਹੜੀ ਇੱਛਾ ਸ਼ਕਤੀ ਹੈ ਸੱਚ ਖੰਡ ਦੀ ਉਹਦੇ ਨਾਲ ਹੁਕਮ ਕਰਦਾ ਆਪੇ ਹੁਕਮ ਕਰਦਾ ਆਪਣੀ ਇੱਛਾ ਸ਼ਕਤੀ ਪੈਦਾ ਕੀਤੀ ਉਹਦੇ ਸੁਧਾਰ ਉਹਦੇ ਤੋਂ ਸੁਧਾਰ ਕਰਤਾ ਆਪੇ ਹੁਕਮ ਕਰਦਾ ਹੁਕਮ ਵਰਤਾਏ ਆਪ ਕਰਤਾ ਗੁਰਮੁਖ ਕਿਸੇ 부ਝਾਏ ਆ ਇੰਪੋਰਟੈਂਟ ਗੱਲ ਹੈ ਇਹ ਗੱਲ ਦੀ ਸਮਝ ਕਿਸੇ ਬਿਰਲੇ ਗੁਰਮੁਖ ਨੂੰ ਹੋਵੇ ਗੁਰਮੁਖ ਕਿਸੇ ਬੁਝਾਈ ਇਹ ਗੱਲ ਬੁਝਣ ਵਾਲੀ ਹੈ ਸਮਝਣ ਵਾਲੀ ਨਹੀਂ ਜਿਹੜੀ ਬੁਝਣ ਵਾਲੀ ਗੱਲ ਹੈ ਔਖੀ ਹੈ ਸਮਝਣ ਵਾਲੀ ਗੱਲ ਸੌਖੀ ਸਮਝਣ ਵਾਲੀ ਗੱਲ ਨੂੰ ਬਹੁਤੇ ਆਦਮੀ ਸਮਝ ਲੈਂਦੇ ਨੇ ਬੁਝਣ ਵਾਲੀ ਗੱਲ ਨੂੰ ਬੰਦਾ ਬੁਝਦਾ ਜਿਹੜਾ ਬੁਝ ਲੈਂਦਾ ਫਿਰ ਕੀ ਹੁੰਦਾ ਉਹਦਾ ਤੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ ਬਸੇ ਬੰਧਨ ਤੋੜ ਦਿੰਦਾ ਵਾਇਆ ਦੇ ਬੂਹ ਦੇ ਔਗਣਾ ਦੇ ਉਹ ਉਪਦੇਸ਼ ਦੇ ਜਰੀਏ ਮਨ ਕਰ ਜਾਂਦਾ ਸ਼ਬਦ ਮਨ ਸ਼ਬਦ ਦਾ ਮਤਲਬ ਉਪਦੇਸ਼ ਮਨ ਬਸ ਮਨ ਟਿਕ ਜਾਂਦਾ ਇਹ ਗੱਲ ਮਤਲਬ ਹੈ ਇਹਦਾ ਖੁਲਾਸਾ ਸ਼ਿਵ ਦਾ ਖੁਲਾਸਾ ਹੈ ਗੁਰਬਾਣੀ ਸ਼ਕਤ ਦਾ ਵੀ ਖੁਲਾਸਾ ਸ਼ਕਤੀ ਕੀ ਹੁੰਦੀ ਹੈ ਹੁਣ ਜੇ ਸ਼ਿਵ ਦੀ ਸ਼ਕਤੀ ਨੂੰ ਸ਼ਿਵ ਆਦਮੀ ਬਣਾ ਕੇ ਇੱਕ ਔਰਤ ਬਣਾਤੀ ਉਹਨਾਂ ਨੇ ਬਣਾਤੀ ਅਸੀਂ ਅਸਲੀ ਸ਼ਿਵ ਸ਼ਕਤ ਦਸਮ ਪਾਸ਼ਾ ਨੇ ਸ਼ਿਵ ਸ਼ਕਤ ਲਈ ਹੈ ਉਹ ਆ ਲਈ ਹੈ ਜਿਹੜੀ ਇਹਦੇ ਵਿੱਚ ਦੇਸ਼ ਆ ਲਈ ਹੈ ਜਿਹੜੀ ਉਹਨਾਂ ਲਈ ਨਹੀਂ ਲਈ ਉਹ ਤਾਂ ਉੱਥੇ ਲਿਖ ਰਹੇ ਨੇ ਮਹਾਦੇਵ ਕੋ ਕਹਿ ਦਸਰਾ ਜਿਵ ਉਹ ਕਹਦੇ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਕੀ ਇਹਨਾਂ ਵਾਲੇ ਸਿੱਧੂ ਤਾਂ ਮੰਨਦੇ ਨਹੀਂ ਉਹ ਤਾਂ ਮਹਾਦੇਵ ਸ਼ਿਵੇ ਨਹੀਂ ਹੈ ਉਹ ਬਾਬਾ ਜਿਵੇਂ ਜਿਹੜੇ ਉਹ ਸਿੱਧ ਕੋਟ ਵਿੱਚ ਸ਼ਬਦ ਵੱਲ ਮੁਕਤਨ ਹੋ ਲਿਆ ਕੇ ਗੱਲ ਕੀਤੀ ਹਾਂ ਐਵੇਂ ਸਗੋ ਹਿੰਦੂਆਂ ਨਾਲ ਓਮ ਤੇ ਲੈ ਕੇ ਗੱਲ ਕਰਨੀ ਜੇ ਤੁਸੀਂ ਓਮ ਕਿਉਂ ਛੱਡਿਆ ਓਮ ਕਿਉਂ ਤੇ ਓਮ ਕੌਣ ਆ ਫਿਰ ਓਮਕਾਰ ਓਮ ਹੈ ਹਾਂ ਓਮਕਾਰ ਹੀ ਓਮ ਹੈ ਓਮਕਾਰ ਓਮਕਾਰ ਦਾ ਬੁੱਧਰ ਬਣਾਇਆ ਉਹਨਾਂ ਨੇ ਨਹੀਂ ਉੱਥੇ ਹੈ ਵੀ ਇੱਕ ਜਗ੍ਹਾ ਓਮਕਾਰ ਉਤਪਤੀ ਵਾਲੀ ਜਗ੍ਹਾ ਸ਼ਬਦ 'ਚ ਓਮ ਓਮਕਾਰ ਬ੍ਰਹਮਾ ਉਤਪਤ ਓਮ ਵੀ ਆਉਂਦਾ ਓਮਕਾਰ ਤਾਂ ਆਉਂਦਾ ਕੱਲਾ ਓਮ ਵੀ ਆਉਂਦਾ ਨਹੀਂ ਆਉਂਦਾ ਉਹ ਵੀ ਆਉਂਦਾ ਉਹਨੂੰ ਅੱਖਰ ਸੁਣੋ ਵਿਚਾਰ ਉਹਨੂੰ ਅੱਖਰ ਤੇ ਬੜਸਾਰ ਓਮ ਓਮ ਸਾਧ ਆਉਂਦਾ ਓਮ ਸਾਧ ਸਤਗੁਰ ਨਮਸਕਾਰ ਸਾਡੇ ਕੋਲ ਤਾਂ ਠੀਕ ਆ ਉਹ ਇਹਨਾਂ ਮੰਦੇ ਹੈ ਉਹ ਸਬਰ ਲੈ ਤੇਰੇ ਅਸੀਂ ਅਸਲ 'ਚ ਬਰੋੜ ਵਾਲੇ ਪਾਸੇ ਨਹੀਂ ਜਾਂਦੇ ਅਸੀਂ ਹੁਜਵਾਲ ਵਾਲੇ ਪਾਸੇ ਜਾਂਦੇ ਨਹੀਂ ਗੱਲ ਇਕਣੀ ਬਰੋੜ ਵਾਲੇ ਪਾਸੇ ਨਹੀਂ ਜਾਂਦੇ ਨਾ ਨਾ ਨਾ ਸ਼ਿਵਜੀ ਸ਼ਿਵਜੀ ਨਾ ਬਰੋੜ ਵਾਲੇ ਪਾਸੇ ਤਾਂ ਨਹੀਂ ਜਾਂਦੇ ਨਹੀਂ ਹੁਜਵਾਲ ਵਾਲੇ ਪਾਸੇ ਜਾਂਦੇ ਪਹਿਲੀ ਗੱਲ ਤਾਂ ਸਾਨੂੰ ਸ਼ਿਵਜੀ ਇਹ ਤੜਫਦੇ ਕਿੱਥੋਂ ਨੇ ਹਰ ਜਗ੍ਹਾ ਹਰ ਜਗ੍ਹਾ ਇੱਕ ਸਹੀ ਜਿੱਦੇ ਸਿੱਖ ਪ੍ਰਚਾਰ ਨੇ ਹੁਜਵਾਲ ਵਾਲੇ ਪਾਸੇ ਨੇ ਬਰੋੜ ਵਾਲੇ ਪਾਸੇ ਨਹੀਂ ਜਾਣਾ ਉਹਨਾਂ ਦਾ ਹਰ ਪੁਆਇੰਟ ਕੱਟ ਬਲੌੜ ਵਾਲੇ ਪਾਸੇ ਮਰ ਜਾਂਦੇ ਨੇ ਉਹ ਹੁਜਵਾਲ ਵਾਲੇ ਪਾਸੇ ਹੁਜਵਾਲ ਵਾਲੇ ਪਾਸੇ ਆਪ ਨਹੀਂ ਮੰਨਦੇ ਬੰਮਣਾ ਦੀ ਬੰਮਣਾ ਹੋਈ ਜਾਣਗੇ ਬੰਮਣਾ ਨੂੰ ਕਿਹਾ ਓਹੋ ਬਾਹਮਣਾ ਇਹਨਾਂ ਦੇ ਬੰਦੇ ਸਿੱਖੇ ਨਹੀਂ ਬੰਦੇ ਇਹਨਾਂ ਦੇ ਬੋਲਣ ਲੱਗੇ ਉਹ ਬਬਲ ਬਬਲ ਬੋਲਣ ਲੱਗੇ ਸਭ ਕਿਉਂ ਹੁਜਵਾਰ ਨਾਲੇ ਸੀ ਜਿਹੜਾ ਕਿਸੇ ਨੂੰ ਨਹੀਂ ਨਾ ਬਣਾਉਂਦਾ ਉਹ ਆਪਣੇ ਨੂੰ ਨਹੀਂ ਬਣਾ ਸਕਦਾ ਫਿਰ ਆਏ ਤਾਂ ਬਣਾਉਣ ਵਾਲੇ ਪਾਸੇ ਹੀ ਨਹੀਂ ਬਣਾਉਣ ਨੂੰ ਪਹਿਲਾਂ ਆਪਣਾ ਮਨ ਬਣਾਉਂਦਾ ਜਿਹਦੇ ਦੂਏ ਨੂੰ ਬਣਾਉਣਾ ਪਹਿਲਾਂ ਆਪਣਾ ਬਣਾਉਗਾ ਤਾਂ ਹੀ ਦੂਏ ਦਾ ਬਣਾਉਗਾ ਨਾ ਆਪਣਾ ਬਣਾਉਣ ਵਾਲੇ ਪਾਸੇ ਨੇ ਨਾ ਦੂਏ ਦਾ ਬਣਾਉਣ ਵਾਲੇ ਸਿਰਫ ਹੁਜਮਾਨ ਵਾਲੇ ਪਾਸੇ ਨੇ ਹੋਰ ਕੋਈ ਨਹੀਂ ਹੈ ਕੋਈ ਨਹੀਂ ਹੈ ਜਿਹਨੇ ਹੁਣ ਕੋਈ ਪਾਉਂਦਾ ਹੈ ਜਿਹਨੇ ਉਹਦੇ ਪ੍ਰਚਾਰ ਤੋਂ ਦੀ ਲੈਣਾ ਸੀ ਤਾਂ ਅੰਦਰ ਜਿਹਨੇ ਉਹ ਪਾਇਆ ਜੇ ਨਹੀਂ ਪਾਇਆ ਫਿਰ ਕਿ ਹੁਣ ਲੋਕ ਹੁਣ ਕੋਲ ਪਾਉਂਦੇ ਤੇ ਉਹਦੇ ਕੋਈ ਨਹੀਂ ਪਾਉਂਦੇ ਕਿ ਉਹਨਾਂ ਨੂੰ ਬੰਦਰ ਛੱਡਦੇ ਉਹਨਾਂ ਦਾ ਤਾਂ ਧਾਰੂ ਬਿਲਕੁਲ ਫਰਾਡ ਥੋੜੇ ਗੱਪਾਂ ਨਾਲ ਦੀਆਂ ਬੋਲਦੇ ਥੋੜੇ ਗਾੜੀ ਇੱਕ ਦੀਆਂ ਰਸਤੇ ਕਿ ਉਹ ਹਜਬਾਰ ਵਾਲੇ ਪਾਸੇ ਜਾਣ ਇਹ ਤਾਂ ਲੜਾਈ ਹੈ ਉਹਦੇ ਲੜਾਈ ਹੈ ਗਿਆਨ ਥੋੜੀ ਹੈ ਉਹਦੇ ਵਿੱਚ ਉਹ ਤਾਂ ਬਾਦੀ ਵਿੱਚ ਸਹਿੜੀ ਗੱਲ ਹੈ ਉਹ ਹੁਜ ਮਾਰਨ ਵਾਲੇ ਪਾਸੇ ਹੁੰਦੇ ਅਸੀਂ ਨਹੀਂ ਜਾ ਸਕਦੇ ਕਿਉਂ ਸਾਡੇ ਆਬਾਦੀ ਵਿਕਸੇ ਖੋਜੀ ਅਸੀਂ ਅਸੀਂ ਨਹੀਂ ਖੋਜ ਛੱਡ ਸਕਦੇ ਸੀ ਅਸੀਂ ਖੋਜ ਛੱਡ ਕੇ ਬਾਦ ਵਾਲੇ ਪਾਸੇ ਅਸੀਂ ਸਭ ਤੋਂ ਪੂਰੇ ਸਿੱਖ ਬਾਦ ਵਾਲੇ ਪਾਸੇ ਬਾਦ ਬਾਦ ਵਾਲੇ ਪਾਸੇ ਦੂਰ ਪਾਸੇ ਛੱਡਦਾ ਨਾ ਹਾਂਜੀ ਪ੍ਰਭੂ ਕਿਰਪਾ ਪ੍ਰਭ ਕਰਨਾ ਹਾਰੇ ਕਰੋ ਕਿਰਪਾ ਪ੍ਰਭ ਤੁਹਾਡੇ ਹਾਗੇ ਐ ਸਾਰੇ ਲਵ ਜਾਣ ਬੁੱਝ ਕੇ ਲੈ ਹਿੰਦੂ ਬੰਦੇ ਪ੍ਰਭ ਗੋਪਾਲ ਦੀਦਿਆ ਸਾਰੇ ਉਹੀ ਲਵ ਲੈ ਕਿ ਉਹਨਾਂ ਨੂੰ ਅਲੱਗੀ ਸੀ ਗੱਲ ਸਿਰਫ ਉਸ ਪੰਡਤ ਪਾੜੀ ਜਿਹੜੀ ਬਾਟ ਹੈ ਉਹ ਦਰਸਤ ਕੀਤੀ ਹੋਰ ਕੁਝ ਨਹੀਂ ਜਿਹੜਾ ਉਹਨਾਂ ਨੇ ਜੋਤ ਤੋਂ ਛੱਡ ਕੇ ਜਾਤ ਤੇ ਆ ਗਏ ਤੇ ਜੋਤ ਤੇ ਲਿਆਉਣ ਦੀ ਗੱਲ ਸੀ ਸਾਰੀ ਤੇ ਅਸੀਂ ਤਾਂ ਫਿਰ ਜਾਤੇ ਆਏ ਖੜੇ ਤੇ 200 ਸਾਲ ਤੇ ਜਿਆਦਾ ਖੜੇ ਉਹਨਾਂ ਦੇ ਪ੍ਰਚਾਰ ਦਾ ਵਿੱਚ ਵਿੱਚ ਫੇਰ ਵੀ ਜੋਤ ਦੀ ਗੱਲ ਕਰਦੇ ਨੇ ਸਾਡੇ ਤੇ ਜਮੀ ਨਹੀਂ ਕਰਦੇ ਤੇ ਆਪ ਅਸੀਂ ਹੁਣ ਜੇ ਜਾਤ ਦੀ ਗੱਲ ਛੱਡੀਏ ਜੋਤ ਦੀ ਕਰੀਏ ਜਾਤ ਨੂੰ ਅਟੈਕ ਕਰੀਏ ਤੇ ਤਲਵਾਰ ਕੱਢ ਲੈ ਉਹ ਕੁਰਬਾਨਾਂ ਨਾਲ ਨਹੀਂ ਕੱਢਦੇ ਜੇ ਹੋ ਜੇ ਵੀ ਮਾਰੋਗੇ ਸੁਣਦਾ ਲੈਂਦੇ ਨੇ ਤੁਸੀਂ ਤਾਂ ਸੁਣੂ ਤਿਆਰ 300 ਸਾਲ ਗੁਰੂ ਨਾਨਕ ਨੇ ਹਾਂ ਨਿੱਕ ਜਿੱਤ ਨਾ ਖੜ ਜਾਂਦੇ ਖੇਤਰ ਖਾ ਕੇ ਖੇਤਰ ਖਾ ਕੇ ਹੜ ਜਾਂ ਖਾ ਕੇ ਹਟ ਗਏ ਹੋਣੇ ਜਿਹੜੇ 300 ਸਾਲ ਗੁਰੂ ਨਾਨਕ ਹਾਂ ਆਈ ਗੱਲ ਕਰੀ ਪਰ ਇੱਕ ਟੋਟ ਕਿਨਾਂ ਤੋਂ ਹੈ ਮੇਰੇ ਸਾਹਿਬ ਕਰਨ ਲੱਗੀ ਗੱਡੀ ਦੇ ਹਾਂ ਤੋ ਕਿਰਪਾ ਪ੍ਰਭ ਕਰਨਾ ਹਾਰੇ ਮੇਲ ਲਿਓ ਮਾਨਕ ਦੇ ਚਾਹੇ ਨਾਲ ਵੀ ਜੋੜ ਲੈਣ 300 ਸਾਲ ਦਾ ਗੁਰੂ ਦੇ ਨਾਲ ਹੈ ਪਰ ਗੁਰਸਿੱਖੀ ਦਾ ਛੱਡ ਕੇ ਆ ਨਾਲ ਰਹੇ ਨੇ ਗੁਰਸਿੱਖੀ ਦਾ ਖਿਆਲ ਛੱਡ ਕੇ ਗੁਰੂ ਨਾਲ ਰਹੇ ਨੇ ਸਿੱਕੇ ਬਣਾ ਲਿਆ ਸਾਲ ਗੁਰੂ ਦੇ ਨਾਲ ਗੁਰਸਿੱਖੀ ਦਾ ਛੱਡ ਗਿਆ ਨਾਲ ਇਹਨੂੰ ਹੋਰ ਜੋੜ ਲੈਣ ਪੂਰਾ ਹੋ ਗਿਆ ਫਿਰ ਮਗਰਾ ਪੂਰਾ ਹੋ ਜਾਂਦਾ ਚਲੋ ਉਹਨਾਂ ਦਾ ਖਿਆਲ ਹੀ ਛੱਡਦਾ ਇਹਨਾਂ ਨੂੰ ਜੋੜ ਲੈਣ ਅਜਾ ਸੱਚ ਹੈ ਫਿਰ ਸੱਚ ਹੈ ਇਹ ਤਾਂ ਗੁਰੂ ਦੇ ਨਾਲੇ ਨੇ ਅਦਾੜੀ ਰੱਖੀ ਆ ਨਾ ਰੱਖੀ ਇਹ ਕੁਝ ਨਹੀਂ ਗੁਰਬਾਣੀ ਬੰਦੀ ਆ ਨਾ ਇਹ ਇਹਦਾ ਨਹੀਂ ਰੌਲਾ ਰਹਿ ਗੁਰੂ ਦੇ ਨਾਲੇ ਨੇ ਗੁਰ ਵੀ ਹੈ ਨਹੀਂ ਗੁਰੂ ਦੇ ਨਾਲ ਸਿੱਖੀ ਵਾਲਾ ਖਿਆਲ ਛੱਡ ਕੇ ਰਹਿ ਇਹਦੇ ਪਰ ਲੋਕਾਂ ਪਤਾ ਸਿੱਖ ਵੇੜ ਨੇ ਦੇਖਿਆ ਸੀਗਾ 300 ਸਾਲ ਗੁਰੂ ਦਾ ਧੋਖੇ ਦੇ ਨਾਲ ਗੁਰੂ ਦੇ ਨਾਲ ਧੋਖੇ ਦੇ ਸਾਲ ਉਹ ਵੀ ਠੀਕ ਹੈ ਹਾਂ ਬਸ ਇੱਕ ਜਿਵੇਂ ਚਲ ਜੇ ਗੁਰੂ ਸਿੱਖੀ ਦਾ ਖਿਆਲ ਛੱਡ ਕੇ ਲਿਖ ਲਈਏ ਤਾਂ ਵੀ ਵਧੀਆ ਹੈ ਇਹ ਜ਼ਿਆਦਾ ਵਧੀਆ ਉਹਨੂੰ ਉਹੀ ਲਿਖਿਆ ਹੋਇਆ ਆਵਾਜ਼ ਉਹਨੇ ਬਸ ਡਿਫਾਈਨ ਇਹ ਕੀਤਾ ਪੂਰਾ ਉਹਨੇ ਗੁਰੂ ਨੂੰ ਛੱਡ ਕੇ ਖਿਆਲ ਛੱਡ ਕੇ ਸਿੱਖੀ ਦਾ ਗੁਰੂ ਦੇ ਨਾਲ ਠੀਕ ਹੈ ਲਿਖਣਗੇ ਹੀ ਅਗਲੇ ਲਿਖਣ ਤੇ ਕਰ ਆਪਣੇ ਸੱਚ ਸੱਚ ਨੂੰ ਤੇ ਹਟਦੇ ਹੁੰਦੇ ਮੇਲ ਲਿਖੋ ਨਾਨਕ ਮੇਰੇ ਚਾਰੇ ਜੇ ਅਸੀਂ ਸੱਚ ਬੋਲਾਂਗੇ ਤਾਂ ਸਾਰੇ ਮੰਨਣਗੇ ਮੁਸਲਮਾਨ ਵੀ ਮੰਨਣਗੇ ਹਿੰਦੂ ਵੀ ਸੱਚ ਨੂੰ ਸਾਰੇ ਮੰਨਣਗੇ ਪਰ ਜਿਆਦਾ ਸੀ ਆਪਣੇ ਨੂੰ ਬਚਾ ਕੇ ਦੂਏ ਤੇ ਵਾਰ ਕਰਦੇ ਸਹੀ ਗੱਲ ਕਰਦਾ ਫਿਰ ਨਹੀਂ ਬੰਦਾ ਗੁਰਬਾਣੀ ਨੂੰ ਤਾਂ ਮੰਨਦੇ ਨੇ ਗੁਰਬਾਣੀ ਸੱਚ ਦੀ ਗੱਲ ਹੈ ਗੁਰੂ ਨਾਨਕ ਉਸੇ ਬਾਤ ਚ ਪੈਦਾ ਹੋਇਆ ਜਿਹੜੀ ਮਤ ਦੀ ਖੰਡਨ ਕਰਦਾ ਗੁਰੂ ਨਾਨਕ ਦੇ ਜਿਹੜੇ ਵੱਡੇ ਵਡੇਰੇ ਨੇ ਜੋਗੀਆਂ ਦੇ ਉਹ ਜੋਗ ਮਤ ਨੂੰ ਮੰਨਣ ਵਾਲੇ ਨੇ ਜੇ ਜੋਗ ਮਤ ਨੂੰ ਮੰਨਣ ਵਾਲੇ ਨੇ ਤਾਂ ਹੀ ਸ੍ਰੀ ਚੰਦ ਜੋਗੀ ਬਣੇ ਪਿਛੋਂ ਦੀ ਦੁਨੀਆ ਪ੍ਰਭਾਵ ਹੈ ਪਿਛੋਂ ਪਿਛੋਂ ਨਾਲ ਚਲੇ ਉਹਨਾਂ ਨੇ ਜੋ ਮਤ ਨੂੰ ਮੰਨਣ ਵਾਲੇ ਨੇ ਸ੍ਰੀ ਚੰਦ ਚੱਟ ਲੈ ਲਿਆ ਉਹਨਾਂ ਨੇ ਜੁੜੇ ਹੋਏ ਨੇ ਉਹ ਕਿਤੇ ਨਾ ਕਿਤੇ ਸੱਚਾ ਗੁਣਾ ਇਹ ਹੈ ਉਤਰੀ ਕਾਲਮ ਪਾਲੇ ਹਾਂ ਫਿਰ ਔਰਲਾ ਪਾਇਓ ਲਿਖਿਆ ਇੱਕ ਬੀੜ ਚ ਉੱਥੇ ਵਾਲੀ ਚ ਔਰਲਾ ਪਾਇਓ ਹਾਂ ਉਹਨੇ ਕਿਹਾ ਨਾ ਮੈਨੂੰ ਦਿੱਲੀ ਮੈਂ ਕਰਤਾਰ ਪਛਾਣਾ ਕੀ ਕਰ ਜਾਣਾ ਕਹਿੰਦਾ ਉੱਥੇ ਲਿਖਿਆ ਪੁੱਤਰੀ ਕੋਲ ਨਾ ਪਾਇਓ ਫਿਰ ਤੂੰ ਕੀ ਕਰੇਗਾ ਵੇ ਕਹਿੰਦਾ ਦੋਹਾਂ ਜੋਗੜਾ ਠੀਕ ਹੈ ਪੁੱਤ ਹੁਣੇ ਦੱਸ ਦਿੰਦਾ ਪੁੱਤਰੀ ਕੋਲ ਨਾ ਪਾਇਓ ਕਿਉਂ ਲਿਖਿਆ 500 ਰੁਪਏ ਲਾਵੇ ਉਹਨਾਂ ਨੇ ਕਿਹਾ ਸੀ ਗੁਰਿਆਈ ਤਾਲ ਦਿੱਤੀ ਹੈ ਕੌਣ ਨਾਲੀ ਤੇ ਗਿਆ ਹਾਂ ਇਹ ਸੜਤਾ ਲੈਣੇ ਨੇ ਉਹ ਕਹਿੰਦਾ ਆ ਸ੍ਰੀ ਚੰਦ ਆ ਕੌਲ ਕੱਢ ਪਈਆ ਨਾਲੀ ਚੋਂ ਕਹਿੰਦਾ ਮੈਂ ਨਹੀਂ ਕੱਢਦਾ ਇਹ ਗੱਦੇ ਛੱਤ ਕੋਲ ਔਰ ਹੋਰ ਲੈ ਲੋ ਲਖਮੀ ਚੰਦ ਤੂੰ ਕੱਢ ਬਈ ਕੌਲ ਕਹਿੰਦਾ ਮੈਂ ਨਹੀਂ ਕੱਢਦਾ ਲੈਣੇ ਨੂੰ ਕਿਹਾ ਕੌਲ ਕੱਢੋ ਛੱਡ ਕੱਢ ਕੇ ਧੋਕੇ ਦੇ ਦਿੱਤਾ ਗੁਰਿਆਈ ਉਹਨੂੰ ਦੇ ਦਿੱਤਾ ਧੋਕੇ ਵੀ ਕੌਲ ਇੱਕ ਕੱਢ ਦੇਣਾ ਹੁਕਮ ਨਾਲ ਇਹ ਗੁਰਿਆਈ ਦਾ ਸਟੈਂਡਰਡ ਸੀ ਗੁਰਮਤ ਦੀ ਸੋਚੀ ਕੋਈ ਸਟੈਂਡਰਡ ਨਹੀਂ ਉਹ ਗੱਲ ਇੱਥੇ ਕੱਟੀ ਹੈ ਇੱਥੇ ਪਾਲਿਓ ਕੌਲ ਲਿਖਿਆ ਉਹਨਾਂ ਨੇ ਪਾਇਓ ਕੌਲ ਲਿਖ ਦਿੱਤਾ ਜਦ ਕੌਲ ਪਾਲਿਓ ਲਿਖਿਆ ਉਹਦੇ ਬਾਅਦ ਇਹ ਬਾਣੀ ਚੜਾਤੀ ਉਹਤੇ ਪਾਇਓ ਤਾਂ ਲਿਖਿਆ ਵੀਡੀਓ ਚ ਇੱਥੇ ਹੈ ਜੋ ਕਾਲ ਕੀਤਾ ਸੀ ਬਚਨ ਕੀਤਾ ਸੀ ਗੁਰੂ ਨਾਲ ਕਮਿਟਮੈਂਟ ਹੈ ਕਾਲ ਦਾ ਕਮਿਟਮੈਂਟ ਬਣਦੀ ਸੀ ਗੁਰਬਾਣੀ ਗੁਰਮਤਿ ਨੂੰ ਗੁਰੂ ਦੀ ਉਹਦੇ ਤੇ ਗੁਰੂ ਨਾਨਕ ਦੇ ਪੁੱਤ ਕਹਿੰਦੀ ਹੈ ਉਹਦੇ ਲਫ਼ਜ਼ ਪਤੇ ਗੁਰਬਾਣੀ ਤੇ ਕਹਿੰਦੀ ਹੈ ਬਾਲਿਓ ਕਰ ਪੀਰੋ ਕੰਨ ਗੁਰਟੀਏ ਆ ਜਿਹੜਾ ਪੀਰ ਬਹਿਦੋ ਕੰਨ ਸੀ ਇਹਦੇ ਚ ਬੁੱਧਰ ਪਾਈ ਗੋਰੀ ਕਢਾ ਕੇ ਬਰਤੀ ਨੂੰ ਗੋਰੀ ਕੱਢੀ ਤੇ ਬੁਰਕੀ ਉਹ ਪਾਈ ਬੁੱਧਰ ਇੱਕ ਕਰੇ ਕੇ ਬੁੱਧਰ ਪਰ ਸ੍ਰੀ ਚੱਦ ਕੇ ਦੋਹਜ ਨਹੀਂ ਕਰਤਾ ਜੋਗੀ ਦੋਹਜ ਬੋਦੇ ਜੋਗੀ ਦੋਹਜ ਕਿਸੇ ਬੰਦਾ ਇਹ ਅੱਧੇ ਨੇ ਜੋਗੀ ਅੱਧੇ ਨਾਨਕਾਲੇ ਨੇ ਇੱਕ ਕਾਦੀ ਛੱਡਦਾ ਇੱਕ ਰੱਖ ਲਿਆ ਉਹਦੇ ਤਾਂ ਹੀ ਭਵੇਂ ਕਰਦੇ ਤਾਂ ਹੀ ਵੀਰ ਵੀ ਪ੍ਰਕਾਸ਼ ਕਰ ਦਿੰਦੇ ਨੇ ਮੰਦੇ ਸਾਰੀਆਂ ਮੱਤਾਂ ਦੇ ਨਾਲ ਬੈਠੀਏ ਉਹਨਾਂ ਨਾਲ ਗੱਲ ਕਰੀਏ ਫਿਰ ਪਤਾ ਲੱਗ ਗਿਆ ਮੈਨੂੰ ਪਤਾ ਕਿਹਨਾਂ ਹੈ ਆਹੋ ਕੋਈ ਕੋ ਕੰਮ ਨਹੀਂ ਨਾ ਬਾਣੀ ਹੁੰਦੀ ਬੜੀ ਮੈਂ ਹੋਰ ਵੀ ਕੁਝ ਕਰਦਾ ਸਾਰੇ ਸਾਰੇ ਕਿਆ ਕਿਆ ਘੁੰਮਣੇ ਨੂੰ ਪਤਾ ਲੱਗਦਾ ਬਾਹਰ ਘੁੰਮਣਾ ਫਿਰ ਗੱਲ ਕਰੇ ਜਾ ਕੇ ਬਾਹਰ ਨਾ ਬਾਪੂ ਦਾ ਨਾ ਜੁਗੇ ਰਹਿਣਾ ਸ਼ਲੋਕ ਬਿਨੋ ਸੁਣੋ ਤੁਮ ਪਾਰ ਬ੍ਰਹਮ ਬਿਨੋ ਸੁਣੋ ਤੁਮ ਪਾਰ ਦੇਖੋ ਪਾਰ ਬ੍ਰਹਮ ਆ ਗਿਆ ਹੁਣ ਜਿੱਥੇ ਪਾਰ ਬ੍ਰਹਮ ਪਰਮੇਸ਼ਰ ਆਊਗਾ ਉਹ ਵਿਸ਼ਵ ਰੂਪ ਵਾਸਤੇ ਹੋ ਹੋਰ ਕੋਈ ਨਹੀਂ ਬਸ ਇੱਕ ਵਿਸ਼ਵ ਰੂਪ ਹੈ ਗੁਰ ਇਕੱਲਾ ਆ ਫਿਰ ਬਸ ਹੋਰ ਕੋਈ ਨਹੀਂ ਗੁਰ ਪਰਮੇਸ਼ਰ ਇੱਕ ਹੋ ਜਾਂਦਾ ਉਹ ਗੁਰ ਪਰਮੇਸ਼ਰ ਤਾਂ ਕਿ ਜਿਹੜਾ ਤੇਰੇ ਅੰਦਰ ਗੁਰ ਹੈ ਸਤਿਗੁਰ ਹੈ ਉਹ ਤੂੰ ਗੁਰਨਵਨ ਉਹਦਾ ਬੁਲਾਇਆ ਬੋਲਦਾ ਆਪਣੇ ਕੋਲੋਂ ਨਹੀਂ ਬੋਲਦਾ ਉਹਦੀ ਬੋਲੀ ਹੈ ਪਰਮੇਸ਼ਰ ਦੀ ਬੋਲੀ ਇੱਕ ਬੰਦੇ ਦੇ ਜਾਂਦੀ ਉਹਦੀ ਰਾਇ ਹੈ ਪਰਮੇਸ਼ਰ ਦੀ ਰਾਇ ਕੋਲ ਦੀ ਉਹਦੀ ਆਪਣੀ ਕੋਈ ਰਾਇ ਨਹੀਂ ਬੁਲਾਇਆ ਬੋਲਦਾ ਸਪੀਕਰ ਨਹੀਂ ਕੁਝ ਬੋਲਦਾ ਸਪੀਕਰ ਦੇ ਵਿੱਚ ਜਿਹੜਾ ਬੰਦਾ ਬੋਲਦਾ ਉਹ ਸਪੀਕਰ ਆਰੋ ਇੱਕ ਹੋਰ ਸਪੀਕਰ ਵੱਖਰਾ ਹੁੰਦਾ ਕੋਈ ਹੁੰਦਾ ਸਿਰਫ ਉਹ ਸਤਗੁਰ ਦਾ ਸਪੀਕਰ ਹੈ ਜਿਹਦੇ ਵਿੱਚ ਦੀ ਆਵਾਜ਼ ਆਉਂਦੀ ਤਾਰ ਆਇਆ ਹੈ ਚਲੋ ਤਾਂ ਤਾਰ ਹੈ ਉਹਦੇ ਬਿਜਲੀ ਆਵਾਜ਼ ਆਉਂਦੀ ਆ ਸੱਚਖੰਡ ਦੀ ਆਉਣੀ ਹੈ ਜੋ ਤੇ ਲੋਕ ਬੋਲਦੇ ਸੱਚਖੰਡ ਤੋਂ ਹੀ ਜਿਹੇ ਜਾਂ ਤੇਰਾ ਉਸ ਵੇਲੇ ਲੈਵਲ ਹੈ ਬਹੁਤ ਉਹ ਹੀ ਹਿਰਨ ਦੂਜੀ ਬਣੀ ਜਾਣੀ ਬੱਚੇ ਨੂੰ ਜੇ ਪੜਾਉਣ ਲੱਗਣਾ ਪਰ ਇੱਕ ਕਲਾਸ ਚੜਦੀ ਗਈ ਜਾਣੀ ਉਹੀ ਬੱਚਾ ਉਹੀ ਸਕੂਲ ਹੈ ਜਿੱਦਾਂ ਕੋ ਸਮਝ ਸਕਦਾ ਜਿੱਦਾਂ ਉਹਦਾ ਸਿਲੇਬਸ ਉਹੀ ਚੜ੍ਹਨਾ ਜਿਵੇਂ ਦਾ ਬਹੁਤ ਗੱਲ ਪੁੱਛੀ ਉਹਨਾਂ ਦਾ ਸਿਲੇਬਸ ਬਦਲੀ ਬਦਲੀ ਜਾਂਦੀ ਇਹੀ ਇਹਦੇ ਨਾਲ ਗੱਲ ਸਿਲੇਬਸ ਆਉਣਾ ਸਤਗੁਰ ਸਹੀ ਮੈਂ ਆਪੋ ਬੋਲਣਾ ਜਾਣਦਾ ਉਹ ਹੁਕਮੀ ਬੰਦਾ ਫਿਰ ਤਾਂ ਕਹਿੰਦਾ ਮੈਂ ਹੁਕਮੀ ਬੰਦਾ ਬੁੱਧੀ ਕਹਿੰਦੀ ਮੈਨੂੰ ਛੱਡ ਕੇ ਚੱਲਿਆ ਤੂੰ ਹਾਲੇ ਰਹਿਣ ਦੇ ਅਸਾਲ ਲੈ ਚਾਹੀਦਾ ਉਹ ਕਹਿੰਦਾ ਨਹੀਂ ਮੈਂ ਹੁਕਮ ਬੰਦਾ ਮੈਂ ਇੱਕ ਸਾਫ ਫਸ ਤੋਂ ਨਹੀਂ ਲੈ ਸਕਦਾ ਹੁਕਮੀ ਬੰਦਾ ਕਰਕੇ ਰੋਣ ਤੇ ਇਤਵਾਰ ਕੀਤਾ ਕਿ ਤੂੰ ਸਾਹ ਦੂਆ ਤੇ ਸਾਹ ਲਈ ਜਾਂਦਾ ਕਹਿੰਦਾ ਕੋਈ ਨਹੀਂ ਕੋਈ 2 ਮਿੰਟ ਬਸ ਆਲੇ ਲਾ ਦਿੰਦੇ ਨੇ ਸੀੜੀਆਂ ਮਾਰੀ ਜਾਂਦੇ ਨੇ ਤੌਰ ਤੇ ਵੀ ਦੋ ਵਾਰੀ ਹੋਰ ਲੈ ਲਈਏ ਜਿਨੋ ਸੁਨੋ ਤੁਮ ਪਾਰਭੰ ਦੀਨ ਦਿਆਲ ਗੋਪਾਲ ਹੈ ਦੀਨ ਦਿਆਲ ਗੋਪਾਲ ਪਾਰਭ੍ਰਭ ਦੀਨ ਦਿਆਲ ਗੋਪਾਲ ਪਾਰਭ੍ਰਭ ਤੇ ਬਿਨਾਂ ਕਿਸੇ ਨਾਲ ਨਹੀਂ ਆ ਸਕਦਾ ਤੀਨਾਂ ਤੇ ਧਿਆਨ ਤੀਨ ਕੌਣ ਉਹ ਦੀਨ ਦਾ ਜਿਹੜਾ ਇੱਕ ਹੋ ਗਿਆ ਆਪ ਹੈ ਦੀਨ ਦਾ ਦਿਆਲ ਜਿਹੜਾ ਦੀਨ ਹੋ ਜਵੇ ਉਹਦੇ ਤੇ ਦਿਆਲ ਹੈ ਦੀਨ ਕਦ ਬਣਦਾ ਦੀ ਜਦ ਬਣਦਾ ਜਦੋਂ ਕਾਰ ਛੱਡ ਦਿੰਦਾ ਕਾਰ ਤੇ ਪਹਿਲਾਂ ਦੀਨ ਕਿੱਥੇ ਹੈ ਕਾਰ ਤੇ ਪਹਿਲਾਂ ਤਾਂ ਦਾਤਾ ਹੈ ਜਿਹੜਾ ਦਾਤਾ ਹੈ ਦੀਨ ਕਿੱਥੇ ਦੀਨ ਹੋਣਾ ਦੇ ਤੋਹੀਨ ਹੈ ਦਾਦਾ ਹੈ ਬੋਲਦਾ ਹੀ ਹੋਵੇ ਕਹਿੰਦਾ ਦਾਤਾ ਹੀ ਆਪਣੇ ਆਪ ਨੂੰ ਭਗਤਾ ਨਹੀਂ ਕਹਿੰਦਾ ਪੱਖੇ ਤੇ ਤਾਂ ਲਿਖਾਊਗਾ ਮੈਂ ਦਿੱਤਾ ਫਲਾਣ ਨੇ ਦਿੱਤਾ ਜੋ ਗੁਰੂ ਘਰ ਤੇ ਆ ਕੇ ਕਿਉਂ ਉਹਦੀ ਲਿਸਟ ਨਹੀਂ ਹੈ ਵੀ ਮੈਂ ਗਿਆ ਉਹ ਕਹਤੇ ਲਿਖੋ ਲਈ ਜੋ ਗੁਰੂ ਘਰ ਤੇ ਆ ਕੇ ਗਿਆ ਉਹਦੀ ਲਿਸਟ ਨਹੀਂ ਹੈ ਕਿਤੇ ਲਿਖ ਕੇ ਨਹੀਂ ਲਾਇਆ ਪਰਚਾ ਇਹਦੇ ਬਦਲੇ ਜੋ ਦਿੱਤਾ ਉਹਦੀ ਲਿਸਟ ਲਵਾ ਲਈ ਦਾਤਾ ਬੜੇ ਨੂੰ ਜ਼ਹਰ ਕਰਦਾ ਦੀਨ ਬੜੇ ਨੂੰ ਲਖੋਦਾ ਹੋਵੇ ਜੋ ਮੰਗਦਾ ਹੈ ਚੀਜ਼ਾਂ ਉਹਦਾ ਲਿਸਟ ਕੋਈ ਹੋਈ ਹੈ ਕੁਝ ਮਿਲ ਗਿਆ ਕੁਝ ਨਹੀਂ ਵੀ ਮਿਲ ਗਿਆ ਉਹ ਨਹੀਂ ਦੱਸਦਾ ਕਿਸੇ ਤੂੰ ਕਿਉਂ ਨਹੀਂ ਦੱਸਦਾ ਉਹ ਦਾਸ ਪੈਰੀ ਪਿਆਰੀ ਬਿਸਰਿਆ ਦਾਤਾ ਦੀ ਹੈ ਰੱਜ ਚਿੱਟੇ ਪਤਾ ਹੈਗਾ ਸਾ ਸੰਗਮਾਂ ਕੋਲੇ ਚਿੱਟੇ ਪੱਥਰ ਦੇ ਕਹਿੰਦਾ ਕਾਲੇ ਅੱਖਰਾਂ ਜਾਣਾ ਨੌ ਦਿਖਾਉਂਦੇ ਕਹਿੰਦਾ ਚਿੱਟੇ ਪੱਥਰ ਦੇ ਕਾਲੇ ਕਾਲੇ ਅੱਖਰਾਂ ਦੇ ਨੌ ਦਿਖਾਉਂਦੇ ਕਹਿੰਦਾ ਫਿਰ ਕਾਲੇ ਲਿਖਦਾ ਦੇਖੋ ਉਹ ਹਰਿੰਦਰ ਸਿੰਘ ਕਹਿੰਦਾ ਕਹਿੰਦਾ ਫੇਰ ਕਹਿੰਦਾ ਫੇਰ ਉਹਨੇ ਆਪਣੇ ਕਹਿੰਦਾ ਆਪਣੇ ਘਰ ਜਾ ਕੇ ਪੋਤਰਿਆਂ ਨੂੰ ਕਹਿਣਗੇ ਉੱਥੇ ਦੇਖ ਮੇਰਾ ਕਾਲੇ ਅੱਖਰਾਂ ਦੇ ਨੌ ਲਿਖਿਆ ਹੋਇਆ ਲੇਕਿਨ ਸੁਣੋ ਤੁਮ ਪਾਰ ਬ੍ਰਹਮ ਸੁਣੋ ਤੁਮ ਪਾਰ ਬ੍ਰਹਮ ਉਹਦਾ ਚਲੋ ਲਿਖਾਉਂਦੇ ਨੇ ਲਿਖਾ ਲਓ ਪਰ ਉਹ ਵੀ ਲਿਖਾਓ ਵੀ ਇਹਨਾਂ ਕੁਝ ਗੁਰੂ ਘਰ ਤੋਂ ਮਿਲਿਆ ਮੈਨੂੰ ਉਹ ਨਹੀਂ ਲਿਖੂਗੇ ਕਾਲਿਆਂ 'ਚ ਲਿਖਾ ਲਓ ਪੀੜਿਆਂ 'ਚ ਲਿਖਾ ਲਓ ਹਰਿਆਂ 'ਚ ਲਿਖਾ ਲਓ ਉਹ ਵੀ ਲਿਖਾਓ ਪਹਿਲਾਂ ਉਹ ਲਿਖਾਓ ਉੱਤੇ ਫਿਰ ਦਿੱਤਾ ਲਿਖਾਓ ਫਿਰ ਤੁਹਾਨੂੰ ਪਤਾ ਲੱਗ ਜੂ ਤੁਹਾਨੂੰ ਮਿਲਿਆ ਕੀ ਹੈ ਦਿੱਤਾ ਕੀ ਹੈ ਤੁਸੀਂ ਦਿੱਤਾ ਕਿ ਲੈ ਕੇ ਮੁਕਰ ਗਏ ਯਾਰ ਕੋਈ ਮਿਲੇ ਯਾਰ ਕੋਈ ਮਿਲੇ ਇੱਕ ਕਮਲੀ ਵੀ ਗੱਲ ਹੋਰ ਕਰਦੇ ਹਾਂ ਤੁਸੀਂ ਲੱਖ ਰੁਪਇਆ ਲੈ ਕੇ 2000 ਦੇ ਦਿੱਤਾ ਹੈ 98000 ਦੀ ਜੋ ਕਰੋ ਨਾਲ ਉਹ 98000 ਵੀ ਕਹੋ ਵੀ ਮੈਨੂੰ ਭਾਈ ਬਚਿਆ ਹੈ ਘਰ ਤੋਂ ਦਿੱਤਾ ਦਿੱਤਾ ਮੈਨੂੰ ਕੁਛ ਨਹੀਂ ਉਹਦਾ ਨਾਂ ਗਏ ਆਪੇ ਆ ਗਈ ਗੱਲ ਮੈਨੂੰ ਦਸਵਾਂ ਤੂੰ ਵੀ ਜੇ ਮੈਂ ਦਿੱਤਾ ਤਾਂ 10000 ਦੇਣਾ ਪੈਂਦਾ ਸੀ ਮੈਂ ਬੇਈਮਾਨ ਹੋ ਗਿਆ 8000 ਉਹ ਵੀ ਰੱਖ ਗਿਆ 50 ਦਾ ਦੇ ਤਾਂ ਤੇ ਆਪੇ ਬਚ ਗਿਆ ਭਈ ਮੈਂ 2000 ਦੇ ਕੇ ਮੈਂ ਕਿਹਾ ਵੀ ਚਲੋ ਜਿਹੜੇ ਦੇ ਕੰਮ ਆਉ ਬੇਈਮਾਨ ਹੋ ਗਿਆ ਮੈਂ ਐ ਲਗਾਓ ਫਿਰ ਇਹ ਲਗਾਉਣਾ ਸੱਚ ਤਾਂ ਲਗਾ ਲਓ ਉੱਥੇ ਜਾ ਕੇ ਵੀ ਇਹਦਾ ਝੂਠ ਬੋਲਦੇ ਨੇ ਤਾਂ ਇਸੀ ਕਦਰ ਹੁੰਦਾ ਜਤਰ ਜਿਆਦਾ ਸੱਚ ਤਾਂ ਲਗਾਓ ਫਿਰ ਜੇ ਲਗਾਉਣਾ ਨਹੀਂ ਨਾ ਲਗਾਓ ਕੋਲ ਕੇ ਸੜਿਆਓ ਪੈਸੇ ਜੇ ਪਰੰਤੂ ਨਹੀਂ ਰਾਸ਼ਨ ਦੀਆਂ ਬੋਰੀਆਂ ਲੈ ਕੇ ਤੇ ਸੜਿਆਓ ਕਿ ਆਪੇ ਕੱਲ ਨੂੰ ਇੱਥੇ ਹੋਰ ਗਰੀਬ ਥੋੜੇ ਨੇ ਉੱਥੇ ਜ਼ਰੂਰ ਦੇ ਉਹਦਾ ਜੇ ਤੁਸੀਂ ਗਰੀਬ ਦੇ ਬੂਝ ਪਾਤਾ ਗੁਰੂ ਦੀ ਗੋਲਕ ਚ ਪੈ ਗਿਆ ਸਿੱਧਾ ਪੈ ਗਿਆ ਰੌਲਾ ਮੁੱਕਿਆ ਉਹਨੇ ਬੁਰੀ ਹੱਥ ਚ ਪਾਈ ਉਹ ਗੋਲਕ ਦਾ ਪਤਾ ਨਹੀਂ ਕੀ ਹੋਣਾ ਉਹਦਾ ਹੋਈ ਕੀ ਹੋਣਾ ਉਹਦਾ ਕਹਣਾ ਬਿਸਕਰੀ ਦੀ ਬੋਤਲ ਚ ਪੈ ਜਾਣੀ ਕੋਈ ਪਤਾ ਕੀ ਪਤਾ ਦਾ ਕੀ ਹੋਣਾ ਇਹ ਪੈਟਰੋਲ ਦੀ ਟੈਂਕੀ ਚ ਪੈ ਜਾਣੀ ਮੱਕੜ ਦੀ ਕਾਰ ਚ ਪੈ ਜਾਣਾ ਪੈਟਰੋਲ ਦੀ ਟੈਂਕੀ ਚ ਪੈ ਜਾਣੀ ਉਹ ਕਾਰ ਦੀ ਚ ਪੈ ਜਾਣੀ ਉਹ ਬੋਲਦਾ ਸੀ ਪਤਾ ਕਿੱਥੇ ਬੈਣੀ ਜਾਣੀ ਚਲੋ ਬੜੀ ਨਾ ਨਾਲ ਆਹੋ ਓਹੋ ਇਲੈਕਸ਼ਨ ਤੇ ਲੱਗੜੀ ਹੈ ਕੀ ਹੋ ਹੋਣਾ ਕੀ ਨਹੀਂ ਹੋਣਾ ਅੱਛਾ ਹੋਣਾ ਸਾਹਿਬ ਉਹ ਕਿਹਦੇ ਬੋਰੀਆਂ ਵੀ ਉਹਦੇ ਨਾਲ ਹੀ ਆਉਣੀਆਂ ਨੇ ਸਭ ਕੁਝ ਹੈ ਜਾਣਾ ਹਾਂਜੀ ਮੈਂ ਉਹ ਚਮਕੌਰ ਸਾਹਿਬ ਦੀ ਗੱਲ ਜਦੋਂ ਚੱਲਦੀ ਸੀ ਨਾ ਜਿਹੜਾ ਪੈਸਾ ਦਾਨ ਕਰਦਾ ਹੁੰਦਾ ਆ ਕਰਦਾ ਸੁਣ ਨੋਈ ਬੋਲ ਚਮਕੌਰ ਸਾਹਿਬ ਉਹ ਸਾਈ ਨੇ ਗੱਲ ਕਰਿਆ ਜਦੋਂ ਕੋਈ ਦਿਆਲ ਸਿੰਘ ਸੀਗਾ ਉੱਥੇ 70 80 ਪਿੰਡ ਦਾ ਮਾਲਕ ਸੀਗਾ ਦਿਆਲ ਸਿੰਘ ਰੀਸ ਕਹਿੰਦੇ ਸੀ ਉਹਨੂੰ ਰੀਸ ਹਾਂ ਲੋਨੇ ਉਹਨੇ ਚਮਕੌਰ ਸਾਹਿਬ ਗੁਰਦੁਆਰਾ ਉਹਨੇ ਬਣਵਾਇਆ ਸੀ ਆ ਮੂਰੇ ਲੱਗੇ ਕੇ ਸੰਗਤ ਵੀ ਮਾਰਦੀ ਪਹਿਲਾਂ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਛਾ ਉਹਨੇ ਕਹਿੰਦੇ ਫਿਰ ਜਦੋਂ ਕਾਫੀ ਬਿਰਧ ਹੋ ਗਿਆ ਉਹਨੇ ਕਹਿੰਦੇ ਫਿਰ ਕਹਿੰਦਾ ਇੱਕ ਨੇ ਬੇਨਤੀ ਕੀਤੀ ਸੰਗਤ ਨੂੰ ਵੀ ਤੁਸੀਂ ਮੇਰੇ ਮੈਂ ਤੁਹਾਡੇ ਅਰਦਾਸ ਕਰਾਉਣੀ ਆ ਅੱਛਾ ਗੁਰੂ ਦੇ ਅੱਗੇ ਕਹਿੰਦੀ ਅਰਦਾਸ ਤਾਂ ਵੀ ਤੁਸੀਂ ਆਪ ਤੋਂ ਜੋ ਮਰਜ਼ੀ ਕਰੋ ਗੁਰੂ ਤੁਹਾਡੇ ਤੇ ਤਾਂ ਇੱਕੋ ਗੱਲ ਤੁਹਾਡੀ ਯਾਰ ਗੁਰੂ ਦੀ ਸੇਵਾ ਕੀਤੀ ਹੈ ਬਈ ਦੱਸੋ ਕੀ ਕਰਨੀ ਆ ਉਹ ਕਹਿੰਦਾ ਬਈ ਮੈਂ ਤੁਸੀਂ ਮੈਂ ਉੱਤੇ ਮੰਗ ਮੰਗਣੀਆਂ ਗੁਰੂ ਤੇ ਵੀ ਤੁਸੀਂ ਕਹੋ ਇਹ ਗੱਲ ਕਹਿੰਦੇ ਕੀ ਉਹ ਕਹਿੰਦੇ ਖੰਦੀ ਕੋ ਮੰਗੂਗਾ ਹੋਰ ਜ਼ਮੀਨ ਜਿਹੜਾ ਉਹ ਪਿੰਡ ਉਹ ਕਹਿੰਦੇ ਇਹ ਗੱਲ ਕਹੋ ਬਈ ਦਿਆਲ ਸਿੰਘ ਦਾ ਕੱਖ ਨਾ ਰਹੇ ਠੀਕ ਹੈ ਮੈਂ ਸੰਗਤ ਬੋਲੀ ਜਾਂਦਾ ਇਹ ਤੋਂ ਕੀ ਮੰਗਦਾ ਲੋਕ ਤਾਂ ਮੰਗਦੇ ਵੀ ਮੇਰਾ ਵੱਧ ਜਾਵੇ ਕਾਰੋਬਾਰ ਹੋ ਜਾਵੇ ਪੁੱਤ ਕੀ ਇਤਿਹਾਸ ਉਹਦਾ ਜੇ ਘਰ ਪੁੱਤਾਂ ਨੂੰ ਕੀ ਸੰਬੰਧ ਹੈ ਹਾਂ ਉਹ ਕਹਿੰਦਾ ਵੀ ਉਹ ਕਹਿੰਦਾ ਮੈਂ ਇਹ ਗੱਲ ਕਹਿੰਦਾ ਵੀ ਮੇਰੀ ਇਹ ਗੱਲ ਅਰਦਾਸ ਕੋਈ ਮੇਰਾ ਤੁਸੀਂ ਇਹ ਕਹੋ ਇਤਿਹਾਸ ਦਾ ਕੱਖ ਨਾ ਰਹੇ ਇਤਿਹਾਸ ਦਾ ਕੱਖ ਬਾਕੀ ਦਾ ਇਤਿਹਾਸ ਦਾ ਕੁਝ ਵੀ ਨਹੀਂ ਇਤਿਹਾਸ ਦਾ ਆਪਣੇ ਨਾ ਇੱਥੇ ਨਾ ਰਹੇ ਕੁਝ ਇਤਿਹਾਸ ਦਾ ਧਿਆਨ ਚਲੇ ਭਾਵਨਾ ਉਹ ਕਹਿੰਦਾ ਵੀ ਕੱਲ ਨੂੰ ਮੈਂ ਨਹੀਂ ਮੇਰੇ ਪੁੱਤ ਨਹੀਂ ਆ ਕੇ ਕਹਿੰਦੇ ਸਾਡਾ ਗੁਰਪੁਰਾ ਉਹਦੀ ਭਾਵਨਾ ਕੁਝ ਹੋਰ ਪੁੱਤਰ ਦੀਆਂ ਕਹਿਣਗੇ ਆ ਕੇ ਹੋਰ ਰਿਸ਼ਤੇਦਾਰ ਕਹਿੰਦੇ ਸਾਡਾ ਪੁੱਤਰ ਸਾਡੇ ਬਾਪ ਨੇ ਆਇਆ ਸੀ ਐਂ ਕਰਿਆ ਸੀ ਐਂ ਕਰਿਆ ਸੀ ਮੈਂ ਇਹ ਭਾਵਨਾ ਹੁਣ ਅੱਜ ਕੱਲ ਅੱਜ ਕੱਲ ਦਾ ਕਹਿੰਦੇ 100 ਰੁਪਏ ਦੇ ਕਹਿੰਦੇ ਮੇਰਾ ਮੋਂ ਦੇ ਪੱਥਰ ਦੇ ਦੇ ਕਿਉਂਕਿ ਦੋਸ਼ੀ ਵੀ ਬੰਦਾ ਜਿਹੜਾ ਦਾਨ ਕਰਦਾ ਹੈ ਉਹ ਗਲਤ ਪਾਸੇ ਲੱਗਦਾ ਹੈ ਪਰ ਦੋਸ਼ੀ ਨਹੀਂ ਦੋਸ਼ੀ ਤਾਂ ਜਦੇ ਹੋ ਗਿਆ ਜਦ ਮੈਂ ਕਰਦਾ ਕਹਿਤਾ ਜਦ ਨਾ ਜਾਣੇ ਮੈਂ ਕੁਝ ਕਰਦਾ ਤਾਂ ਆਪਣਾ ਕਰਮ ਜੋਰ ਤੋਂ ਪਤਾ ਦੋਸੀ ਸਿੱਧਾ ਮੈਂ ਕਰਦਾ ਕਹਿ ਗਈ ਹੋ ਗਿਆ ਚਾਹੇ ਕਰੇ ਚਾਹੇ ਨਾ ਕਰੇ ਉਹਦੇ ਨਾ ਵੀ ਕਰੇ ਦੋਸੀ ਤਾਂ ਹੋ ਗਿਆ ਚਾਹੇ ਸਲਾਹ ਕਰਕੇ ਹਟ ਜਵੇ ਨਾ ਦਾਨ ਕਰੇ ਬਿਆਨ ਚ ਫਸ ਗਿਆ ਦੋਸੀ ਸਿੱਧਾ ਜਦੇ ਹੋ ਗਿਆ ਜਦ ਨਾ ਜਾਣੇ ਮੈਂ ਕੁਝ ਕਰਦਾ ਕੁਝ ਵੀ ਕਰਦਾ ਪਾਪ ਕਰਦਾ ਪੁੰਨ ਕਰਦਾ ਦਾਨ ਕਰਦਾ ਜਾਂ ਗੋਲਕ ਚੋਂ ਪੈਸੇ ਕੱਢਦਾ ਇੱਕੋ ਬਰਾਬਰ ਜੇ ਦਾਨ ਕਰਦਾ ਹੈ ਤਾਂ ਵੀ ਉਹੀ ਬਰਾਬਰ ਹੈ ਉਹ ਲੋਕ ਪੈਸੇ ਕੱਢਦਾ ਉਹ ਵੀ ਬਰਾਬਰ ਕੋਈ ਫਰਕ ਨਹੀਂ ਇਹ ਜਿਹਦੇ ਗੁਰੂ ਦੇ ਪੈਸੇ ਕਿਹੜਾ ਗੁਰੂ ਨੇ ਖਾਣੇ ਨੇ ਉਹ ਵੀ ਤਾਂ ਗੁਰੂ ਦਾ ਸਿੱਖ ਨਹੀਂ ਖਾਣੇ ਨੇ ਕੋਈ ਕੋਈ ਫਰਕ ਨਹੀਂ ਮੈਂ ਕਰਦੇ ਦਾ ਜਿਹੜਾ ਹੈਗਾ ਉਹ ਜਾਂ ਤਾਂ ਲੱਗ ਗਿਆ ਗਰਮ ਜੋ ਤਰ ਮਿਲੂਗੀ ਮਿਲੂਗੀ ਉਹਦਾ ਅਗਲਾ ਜਨਮ ਤਾਂ ਮਿਲੂਗਾ ਹੀ ਮਿਲੂਗਾ ਬਾਕੀ ਕਿੰਨਾ ਉਹਦਾ ਮਨ ਕਾਲਾ ਹੋਇਆ ਕਿੰਨਾ ਜਿਆਦਾ ਕਾਲਾ ਹੈ ਕਿੰਨਾ ਘੱਟ ਕਾਲਾ ਹੈ ਉਹਦੇ ਹਿਸਾਬ ਨਾਲ ਨਹੀਂ ਉਹਦੇ ਹਿਸਾਬ ਨਾਲ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਗਮ ਦਾ ਜਨਮ ਕੀ ਹੋਊਗਾ ਉਹਦਾ ਇਹਦੇ ਬਾਰੇ ਕੁਝ ਕਹਿ ਸਕਦੇ ਕਿਉਂਕਿ ਨਾਲ ਦੀ ਨਾਲ ਨਾਲ ਦੀ ਨਾਲ ਘਾਟਾ ਵਾਧਾ ਹੁੰਦਾ ਰਹਿੰਦਾ ਸੀ ਬਿਨੋ ਸੁਨੋ ਤੁਮ ਪਾਵਮ ਦੀਨ ਦਿਆਲ ਗੋਪਾਲ ਦੀਨ ਦਿਆਲ ਗੋਪਾਲ ਪਰਪਾਰ ਤੇ ਤਿਆ ਦੀਨਾਂ ਦੇ ਕਰਦਾ ਜਿਹੜੇ ਦੀਨ ਨਹੀਂ ਹੈਗੇ ਉਤਾਰੀ ਨੇ ਉਹਨਾਂ ਤੇ ਪ੍ਰਹਾਰ ਕਰਦਾ ਜੋ ਨਾਮ ਨਾਲ ਵਿਰੋਧ ਦੇ ਹੁੰਦੇ ਨੇ ਸਾਧ ਦਿਆਲ ਆ ਗਰਭ ਪ੍ਰਹਾਰ ਹੈ ਗਰਭ ਗਰਭ ਜਿਹਦੇ ਤੇ ਗਰਭ ਹੁੰਦੇ ਉਹਨੂੰ ਚੋਟ ਕਰਦੇ ਗਰੀਬ ਨਵਾਜ਼ ਕਿਹਾ ਗਰੀਬ ਨਵਾਜ਼ ਚੋਟ ਕਿਉਂ ਕਰਦਾ ਹੈ ਗਰਭ ਸਾਡਾ ਨੁਕਸਾਨ ਕਰਨ ਵਾਲੀ ਚੀਜ਼ ਹੈਲੋ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ ਹਾਂ ਸਾਧਰਵਾਲ ਦੇ ਨਾਲ ਸੁਖ ਮਿਲਦੇ ਨੇ ਸੰਪਤੀ ਮਿਲਦੀ ਹੈ ਸੰਪਤੀ ਨਾਮ ਦਾ ਮਿਲਦਾ ਹੈ ਬਹੁ ਭੋਗ ਰਸ ਨਾਮ ਰਸ ਕੋ ਭੋਗ ਰਸ ਹੈ ਰਸ ਨੇ ਸਾਰੇ ਸੰਸਾਰ ਦੇ ਨਾਮ ਦੇ ਵਿੱਚ ਤਾਂ ਹੀ ਸੰਸਾਰ ਦੇ ਰਸਾਂ ਦੀ ਇੱਛਾ ਨਹੀਂ ਹੁੰਦੀ ਇੱਕ ਰਸ ਵਿੱਚ ਸਾਰੇ ਰਸ ਮਾਏ ਹੋਏ ਹੁਣ ਫਿਰ ਕਿਸੇ ਰਸ ਦੀ ਹੋਰ ਇੱਛਾ ਨਹੀਂ ਬਹੁਤ ਭੋਗ ਰਸ ਅਨੰਤ ਪ੍ਰਕਾਰ ਦਾ ਜਿਹੜਾ ਗਿਆਨ ਅਨੰਤ ਪ੍ਰਕਾਰ ਦਾ ਗਿਆਨ ਇਸ ਕਿਉਂਕਿ ਜਿਹੜਾ ਮਨ ਹੈ ਉਹਦਾ ਪ੍ਰਾਪ ਗਿਆਨ ਹੈ ਹਰੇਕ ਗਿਆਨ ਦੇ ਵਿੱਚ ਮਨ ਲੱਗਦਾ ਹੈ ਜਾਂ ਪੜਦੇ ਨੇ ਜਿਵੇਂ ਜਿਵੇਂ ਉੱਚੀਆਂ ਕਲਾਸਾਂ ਜਾਂਦਾ ਹੈ ਕੋਈ ਵਕੀਲ ਬਣਦਾ ਬਹੁਤ ਵੱਡਾ ਕੋਈ ਹੋਰ ਗਿਆਨ ਹਾਸਲ ਲੈਂਦਾ ਵੱਡਾ ਹੋ ਜਾਂਦਾ ਬਹੁਤ ਉੱਚਾ ਨਿਕਲ ਜਾਂਦਾ ਖੋਜ ਵਿੱਚ ਉਹਨੂੰ ਸਰਵਾਰ ਵੀ ਮਿਲਦਾ ਸੰਸਾਰ 'ਚ ਉਹਨੂੰ ਉਹਦਾ ਨਸ਼ਾ ਵੀ ਹੁੰਦਾ ਹੈ ਗਿਆਨ ਦਾ ਉਹ ਰਸ ਹੁੰਦਾ ਉਹ ਰਸੇ ਛਾ ਅਸਲ ਜਿਹੜਾ ਰਸ ਹੈ ਉਹ ਤਾਂ ਹੀ ਹੈ ਪਰ ਜਿਹੜਾ ਨਾਮ ਦਾ ਜਦੋਂ ਗਿਆਨ ਹੁੰਦਾ ਹੈ ਜਿਹੜੇ ਛੋਟ ਦੂਏ ਗਿਆਨ ਦੇ ਇਹ ਰਸ ਉਹਦੇ ਤੇ ਅਸਰ ਨਹੀਂ ਕਰਦਾ ਮੈਂ ਬਹੁਤ ਵੱਡਾ ਵਕੀਲ ਬਣ ਜਾਵਾਂ ਜੇ ਮੈਂ ਬਹੁਤ ਵੱਡਾ ਵਕੀਲ ਹੁੰਦਾ ਸ਼ਾਇਦ ਮੇਰੀ ਇੱਜ਼ਤ ਜ਼ਿਆਦਾ ਹੁੰਦੀ ਚੰਗਾ ਸੀ ਮੈਂ ਬਹੁਤ ਵੱਡਾ ਐਸਟ੍ਰੋਲੋਜਰ ਹੁੰਦਾ ਮੇਰਾ ਨਾਮ ਹੁੰਦਾ ਮੈਨੂੰ ਕੁਝ ਨਹੀਂ ਐਸਟ੍ਰੋਲੋਜਰ ਕੁਝ ਨਹੀਂ ਬਾਕੀ ਸਾਰੀਆਂ ਸੀਟਾਂ ਤਾਂ ਡੀਵੀਆਂ ਨੇ ਸਾਰੇ ਜਸ ਡੀਵੇ ਲੱਗਦੇ ਨੇ ਉਹਨੂੰ ਉਹ ਤਾਂ ਕੁਝ ਲੋਕਾਂ ਦੇ ਹੁੰਦਾ ਉਹ ਤਾਂ ਕੁਝ ਵੀ ਹੋਵੇ ਸਾਡੇ ਸੰਸਾਰ ਚ ਥੋੜੇ ਥੋੜੇ ਸਮੇਂ ਬਾਉਂਡ ਹੈ ਥੋੜੀ ਜਗ੍ਹਾ ਵਾਸਤੇ ਨਹੀਂ ਮਾਇਆ ਦਾ ਗਿਆਨ ਹੈ ਅਲਪ ਗਿਆਨ ਮਾਇਆ ਦਾ ਗਿਆਨ ਇਹ ਗਿਆਨ ਦੇ ਰਾਹ ਥੋੜੀ ਬੰਦ ਆਤਮ ਗਿਆਨ ਦਾ ਥੋੜੀ ਬੰਦ ਉੱਚੀ ਅਵਸਥਾ ਦੀ ਗੱਲ ਹੈ ਤਾਂ ਤਿੰਨ ਲੋਕ ਦੇ ਅੰਦਰ ਦਾ ਗਿਆਨ ਇਹ ਤਿੰਨ ਲੋਕ ਦਾ ਗਿਆਨ ਇਹਦੇ ਵਿੱਚ ਸਮਾਇਆ ਹੋਇਆ ਉਹਦੇ ਬਾਅਦ ਚੌਥੇ ਲੋਕ ਦਾ ਗਿਆਨ ਨਾ ਮਿਲਦਾ ਉਹਨਾਂ ਦਾ ਨਾਮ ਦਾ ਉੱਥੇ ਗੱਲੇ ਕੋਈ ਨਹੀਂ ਆਤਮਾ ਦੀ ਗੱਲ ਤਾਂ ਕੋਈ ਨਹੀਂ ਕਿਸੇ ਉਹਦੇ ਵਿੱਚ ਡਾਕਟਰ ਵੀ ਡਾਕਟਰੀ ਪੜ੍ਹਦੇ ਨੇ ਸਰੀਰ ਨੂੰ ਪੜ੍ਹਦੇ ਨੇ ਦਿਮਾਗ ਨੂੰ ਪੜ੍ਹਦੇ ਨੇ ਪਹਿਲਾਂ ਦਿਮਾਗ ਬਾਰੇ ਉਹ ਕਹਿੰਦੇ ਜਾਣ ਨਹੀਂ ਸਕਦੇ ਦਿਮਾਗ ਦੇ ਫੰਕਸ਼ਨ ਦਾ ਡਾਕਟਰ ਨੂੰ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਕਿਉਂ ਹੋ ਰਿਹਾ ਇਹ ਸਮਝ ਚ ਪ੍ਰੋਬਲਮ ਆ ਰਹੀ ਦਿਲ ਦਾ ਗੱਲ ਨੇ ਦਿਮਾਗ ਦਾ ਨਹੀਂ ਕਰ ਸਕਦੇ ਹਾਲੇ ਹਾਂ ਹਰ ਗੱਲ ਕਰਕੇ ਫਿਰ ਕਹਿੰਦੇ ਨੇ ਮਨ ਨੂੰ ਠੀਕ ਰੱਖੋ ਉਹ ਹਰ ਬਿਮਾਰੀ ਗੱਲ ਕਰਾਂਗੇ ਤਾਂ ਮਨ ਦੀ ਵਰਸਾ ਠੀਕ ਰੱਖੋ ਮਨ ਨੂੰ ਖੋਜ ਰੱਖੋ ਕਾਹਦੇ ਨਾਲ ਰੱਖੀਏ? ਕਾਹਦੇ ਨਾਲ ਰੱਖੀਏ ਗੱਲ ਉਹ ਉਹ ਉਹਨਾਂ ਕੋਲ ਸੋਲੂਸ਼ਨ ਨਹੀਂ ਹੈ ਅਸਲ ਕਾਹਦੇ ਇਹਦਾ ਮਤਲਬ ਇੱਕ ਤਰ੍ਹਾਂ ਐਡਮਿਟ ਕਰ ਰਹੇ ਨੇ ਕਿ ਬਿਮਾਰੀ ਮਨ ਤੋਂ ਸ਼ੁਰੂ ਹੁੰਦੀ ਹੈ ਕੋਈ ਵੀ ਚਾਹੇ ਕਾਹਦੇ ਨਾਲ ਕਰੀਏ ਕੇ ਦੱਸਦਾ ਹੈ ਨਸ਼ੇ ਦੇ ਕੇ ਦੇਣ ਦੇ ਬਿਕੋਜ਼ ਭੁੱਲ ਜਾਂਦਾ ਸਾਰੇ ਜੋ ਲਾਰੇ ਹੁਣ ਆਇਆ ਵੀ ਕੱਲ ਕਿ ਜਿਹੜੇ ਅਸੀਂ ਹਾਈ ਬਲੱਡ ਪ੍ਰੈਸ਼ਰ ਉਹਦੇ ਨਾਲ ਅਸੀਂ ਬਹੁਤ ਤੇਜ਼ ਦਵਾਈਆਂ ਖਾਂਦੇ ਉਹ ਜ਼ਿਆਦਾ ਘਾਤਕ ਹੈ ਰੋਕਣ ਵਾਸਤੇ ਤਾਂ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਇੱਕ ਤਰ੍ਹਾਂ ਹੱਥ ਖੜੇ ਕਰੀ ਬੈਠੇ ਨੇ ਹਾਂ ਹੰਡਰ ਕਰੀ ਬੈਠੇ ਨੇ ਥੱਲੇ ਨੂੰ ਬਣਿਆ ਥੱਲੇ ਖੜੇ ਦਵਾਈਆਂ ਨਾਲ ਸਭ ਜ਼ਿਆਦਾ ਨੁਕਸਾਨ ਹੁੰਦਾ ਬਲੱਡ 'ਚ ਗਰਮੀ ਹੁੰਦੀ ਹੈ ਸ਼ੂਗਰ ਦਾ ਵੀ ਦਵਾਈ ਦੇ ਰਹੇ ਸਾਰੀ ਉਹ ਕਹਿੰਦੇ ਸਾਈਡ ਇਫੈਕਟ ਹੋ ਰਿਹਾ ਹਾਂ ਸ਼ੂਗਰ ਦੀ ਦਵਾਈ ਸੀ ਬਹੁਤ ਹਾਂ ਸੇ ਬਲਕਿ ਸ਼ੂਗਰ ਦੀ ਸੀ ਗੱਲ ਬਹੁਤ ਤੇਜ਼ ਸ਼ੂਗਰ ਹੈ ਜਿਹੜੀ ਉਹਨੂੰ ਇੱਕ ਦਮ ਜਿਹੜੀ ਸਟਾਪ ਦਵਾਈ ਉਹਦੇ ਉਹਨੂੰ ਨੁਕਸਾਨ ਕਰ ਤੇਜ਼ੀ ਤੋਂ ਦੋਗੇ ਫਿਰ ਆਦਮੀ ਬਚੂ ਕੰਟਰੋਲ ਕਰਨ ਵਾਸਤੇ ਤੇਜ਼ ਦਵਾਈ ਦੇ ਮਤਲਬ ਹਾਰਟ ਅਟੈਕ ਤੇ ਵੀ ਹੱਥ ਖੜੇ ਹੀ ਇਹਨਾਂ ਦੇ ਹਾਂ ਹਾਰਟ ਦੇ ਵੀ ਹੱਥ ਖੜੇ ਨੇ ਹਾਰਟ ਦਾ ਇਹ ਨਹੀਂ ਸੁੱਖ ਇਹ ਮੰਨਦੇ ਗੈਸ ਲਾ ਰਹੇ ਨੇ ਸਾਰੇ ਜਿੰਨੇ ਇਹਨਾਂ ਦੇ ਸਾਰੇ ਗੈਸ ਨੇ ਗੈਸ ਦੇ ਤੌਰ ਤੇ ਜਿਹੜੀ ਸਾਰੀ ਟ੍ਰੀਟਮੈਂਟ ਕਰ ਰਹੇ ਜਦੋਂ ਆਤਮਾ ਦਾ ਪਤਾ ਨਹੀਂ ਗੈਸੇ ਹੋ ਗੈਸੇ ਲੱਗਣਾ ਉੱਥੇ ਆ ਕੇ ਗੈਸੇ ਬੁੱਝਣ ਵਾਲੀ ਗੱਲ ਆ ਗਈ ਨਾ ਹਾਂ ਜਿਹੜੀ ਤਾਂ ਗੱਲ ਇਹਨਾਂ ਦੇ ਚੀਜ਼ ਬੂਰੇ ਸੀ ਉਹ ਤਾਂ ਇਹਨਾਂ ਰੀਡ ਕਰ ਲਈ ਜਿੱਤੋਂ ਆ ਕੇ ਆਤਮਾ ਆ ਗਈ ਉੱਥੇ ਗੈਸੇ ਰਹਿ ਗਿਆ ਗੈਸ ਰਹਿ ਗਿਆ ਉੱਥੇ ਗੈਸੇ ਰਹਿ ਗਏ ਜਿੰਨੇ ਤਾਂ ਉਹ ਕਹਿੰਦੇ ਦੀ ਹੁਣ ਕਿਵੇਂ ਹੋਣੀ ਹੈ ਦੀ ਕਰਦੇ ਫਿਰ ਬਿਮਾਰੀਆਂ ਨੇ ਆ ਉੱਥੇ ਉਹਨਾਂ ਦਾ ਉੱਥੇ ਹੀ ਹੈ ਡੁੱਡ ਕੇ ਕਰਨਾ ਬਾਹੇ ਆਉਂਦੇ ਬਹੁਤ ਤੋਂ ਜਿਹਨੇ ਮਰਜੀ ਭਜਣ ਉਹਦੇ ਤੱਕ ਹੀ ਰਹਿਣੇ ਉਹ ਜੱਬੜ ਮਾਰਨਾ ਜਿੰਨਾ ਚਿਰ ਹੁਕਮ ਨਹੀਂ ਨਾ ਮੰਨਦੇ ਆਹ ਸ਼ਹਿਰ ਰਹਿਣਾ ਫਿਰ ਵੀ ਜਿਹਨੇ ਬਜਣਾ ਬਚ ਜਾਂਦਾ ਆ ਸਰਜੀਤ ਮਰ ਜਾਣਾ ਸੀ ਇਹਨੂੰ ਕੋਈ ਨਹੀਂ ਕਹਿੰਦਾ ਬਾਜੂ ਦਿਲ ਵੱਜ ਗਿਆ ਚਾਰ ਪੰਜ ਵਾਰੀ ਹੋਣਾ ਇਹਦਾ ਮੁੱਕਣ ਵੀ ਚੱਲੇ ਤੈਨੂੰ ਕਿਹੜਾ ਜੀ ਹਰ ਕਿਸੇ ਨੂੰ ਸਰਜੀਤ ਤਿਆਰੀ ਕਰਦੇ ਇੱਕ ਦਿਨ ਕਹਿੰਦਾ ਵੀ ਗੱਲ ਹੈ ਕੋਈ ਜਿਹੜਾ ਜਿਹੜਾ ਮੀਨ ਨਹੀਂ ਸੀ ਤੇ ਜਿਹੜਾ ਜਿਹੜਾ ਚਾਹੁੰਦਾ ਕਿ ਉਹ ਤਾਂ ਡਾਕਟਰਾਂ ਨੂੰ ਵੀ ਕਰੀ ਜਾਂਦਾ ਉਹ ਵੀ ਆ ਦੇਖ ਲੈ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਦ ਨਾਨਕ ਸਾਧ ਰਵਾਦ ਸਾਧ ਰਵਾਦ ਦਾ ਮਤਲਬ ਹੈ ਸਾਧ ਦੀ ਜਿਹੜੀ ਧੂੜ ਹੈ ਅਸਲ ਦੇ ਵਿੱਚ ਰਵਾਲ ਦਾ ਧੂੜ ਨਹੀਂ ਹੁੰਦਾ ਰਵਾਲ ਦਾ ਅਰਥ ਹੈ ਸਾਧਨਾ ਜਦ ਇੱਕ ਵਿੱਚ ਹੋ ਜਾਣਾ ਹੈ ਜਿਉ ਜਿਉ ਸਾਧਨਾ ਇੱਕ ਵਿੱਚ ਹੋ ਜਾਣਾ ਹੈ ਮਨ ਆਪਣੇ ਗੂੜ ਵਿੱਚ ਲੀਨ ਹੋਈ ਜਾਂਦਾ ਹੈ ਸੁਰ ਦੀ ਗੱਲ ਜਿੰਨਾ ਮਨ ਸਦੀ ਜਾਂਦਾ ਉਹਨਾਂ ਉਹਦੇ ਚ ਲੀਨ ਹੋਈ ਜਾਂਦਾ ਰਵਾਬ ਦੇ ਨਾ ਹੋਈ ਜਾਂਦਾ ਰੱਬ ਜਾਣਾ ਰੱਬ ਜਾਣਾ ਦੇ ਅਰਥ ਹੈ ਰਵਾਲ ਤੋਂ ਵੀ ਨਹੀਂ ਹੈ ਰਵਾਲ ਸੱਪ ਨੂੰ ਕਹਿੰਦੇ ਨੇ ਹੈ ਸੱਪ ਨੂੰ ਕਹਿੰਦੇ ਰਵਾਲ ਸੱਪ ਨੂੰ ਉਹ ਰਵਾਲ ਸੱਪ ਨੂੰ ਜ਼ਿਆਦਾ ਗਿਆ ਰਵਾਲ ਸੱਪ ਤੋਂ ਜ਼ਿਆਦਾ ਗਿਆ ਸਾਧ ਦੇ ਵਿੱਚ ਰੱਬ ਜਾਣਾ ਉੱਥੇ ਵੀ ਰਵਾਲ ਰਿਸ਼ੀ ਹੈ ਸਾਧ ਜਿਵੇਂ ਦੁੱਧ ਪਾਣੀ ਹੋ ਜਾਂਦਾ ਇੱਕੋ ਹੀ ਰੱਬ ਤੋਂ ਰਵਾਲ ਹੋਣਾ ਰਬ ਜਾਣਾ ਰਵਾਲ ਸਾਧ ਦੇ ਵਿੱਚ ਰਬ ਜਾਣਾ ਸਾਧ ਦੇ ਵਿੱਚ ਲੀਨ ਹੋ ਜਾਣਾ ਉਹਦੇ ਚ ਸਾਰੇ ਸੁੱਖ ਨੇ ਸਾਰੀਆਂ ਸੰਪਤੀਆਂ ਸਾਰੇ ਕੋਲ ਸਾਰੇ ਸਭ ਜਦ ਮਨ ਚ ਤੇ ਇਹ ਫਿਰ ਦੁੱਧੇ ਬਣ ਗਿਆ ਅਸਲ ਚ ਪਾਣੀ ਨੂੰ ਇੱਛਾ ਹੈ ਮਾਇਆ ਦੀ ਦੁੱਧ ਨੂੰ ਇੱਛਾ ਨਹੀਂ ਮਾਇਆ ਦੀ ਜੋਤ ਨੂੰ ਦੁੱਧ ਕਹਿੰਦੇ ਨੇ ਜੋਤ ਦੀ ਖਰਾਕ ਦੁੱਧ ਹੈ ਜੋਵਾਂ ਸਰੀਰ ਦੀ ਖਰਾਕ ਪਾਣੀ ਚ ਜਿੰਨਾ ਚਿਰ ਮਨ ਸਰੀਰ ਨਾਲ ਜੁੜਿਆ ਹੈ ਉਹਨਾਂ ਚਿਰ ਪਾਣੀ ਵਾਲਾ ਸੁਭਾਅ ਹੈ ਦਾ ਲੱਗੀ ਗੱਲ ਦੀ ਦੁੱਧ ਵਾਲਾ ਇਸੇ ਕਰਕੇ ਉਹਨਾਂ ਨੇ ਪਾਣੀ ਦੇ ਨਾਲ ਇਹਨੂੰ ਤਸ਼ਬੀਹ ਦਿੱਤੀ ਬੰਦੂ ਜੀਵਾਤਮਾ ਨੂੰ ਗੁਰਮਤ ਨੇ ਨਹੀਂ ਦਿੱਤੀ ਗੁਰਮਤ ਨੇ ਪਾਣੀ ਤੋਂ ਅੱਗੇ ਚੱਲਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ ਜਦੋਂ ਸਰੀਰ ਨੂੰ ਬੁਖਾਰ ਆਉਂਦਾ ਮਨ ਬੇਚੈਨ ਹੋ ਜਾਂਦਾ ਬੁਖਾਰ ਦੇ ਨਾਲ ਗਰਮ ਹੁੰਦਾ ਸਰੀਰ ਗਰਮੀ ਦੇ ਵਿੱਚ ਮਨ ਬੇਚੈਨ ਹੋ ਜਾਂਦਾ ਜਿਆਦਾ ਠੰਡ ਹੋਵੇ ਤਾਂ ਵੀ ਮਨ ਬੇਚੈਨ ਆ ਜਿਹੜਾ ਪਾਣੀ ਸੀਰਾ ਤਾਤਾ ਹੁੰਦਾ ਠੰਡ ਦਾ ਸੀਰਾ ਤਾਤਾ ਅਸਲੇ ਸਰੀਰ ਵਾਲੇ ਪਾਣੀ ਦੀ ਗੱਲ ਕੀਤੀ ਹੈ ਸਰੀਰੇ ਹੁੰਦਾ ਸੀਰਾ ਤਾਤਾ ਹੁੰਦਾ ਜਾਂ ਫਿਰ ਮਨ ਕੋਈ ਐ ਜੀ ਗੱਲ ਕਹਿ ਦਈਏ ਕਿਸੇ ਦੀ ਵੀ ਤੈਨੂੰ ਫਲਾਣਾ ਐ ਕਹਿੰਦਾ ਤਾਂ ਕ੍ਰੋਧ ਆ ਜਾਂਦਾ ਉਹ ਨਾ ਠੰਡਾ ਹੋ ਜਾਂਦਾ ਇਹ ਭੈਰੋਂ ਨਾਲ ਠੰਡਾ ਹੋ ਜਾਂਦਾ ਕੋਈ ਭੈ ਖਾਜਵੇ ਠੰਡਾ ਹੋ ਜਾਂਦਾ ਕੋਈ ਗਰੀਬ ਹੋਵੇ ਕਮਜ਼ੋਰ ਹੋਵੇ ਤਾਂ ਦਾਦਾ ਕਰਕੇ ਫਿਰ ਉਹ ਜਿਹੜਾ ਚੜ ਜਾਂਦਾ ਇੱਕ ਕਾਬੂ ਜਿਹੜਾ ਉਹ ਚੜਦਾ ਉਹ ਕਮਜ਼ੋਰ ਦੇ ਉੱਤੇ ਤਾਂ ਉੱਚਾ ਚੜ ਜਾਂਦਾ ਹਾਂ ਉਹ ਰਸਾਤਲ ਚਲਾ ਜਾਂਦਾ ਫਿਰ ਜੇ ਡਰਦਾ ਜਾਂ ਡਰਦਾ ਰਸਾਤਲ ਚਲੇ ਜਾਂਦਾ ਜਦ ਕਮਜ਼ੋਰ ਦੇ ਉੱਤੇ ਚੜ ਕੇ ਬਈ ਫਿਰ ਆਕਾਸ਼ ਜਾ ਚੜਦਾ ਕਦੇ ਕਦੇ ਬਹੁਤ ਜੱਟ ਕਹਿੰਦਾ ਵੀ ਮੈਂ ਤਾਂ ਬਸ ਰੱਬੇ ਹੋ ਗਿਆ